ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀ ਮਨ ਮੰਦਰ ਤਨ ਵੇਸ਼ ਸੁਖਲੰਦਰ ਘਟ ਹੀ ਤੀਰਥ ਨਾਵਾ ਇੱਕ ਸ਼ਬਦ ਮੇਰ ਪ੍ਰਾਨ ਬਸਤ ਹੈ ਬਹੁੜ ਜਨਮ ਨਾ ਆਏ ਪ੍ਰਭ ਸ਼ਰਨਾਗਤੀ ਬੋਲੋ ਵੇ ਕਿਰਪਾ ਨਿਤ ਦਇਆ ਏਕ ਅਖਰ ਹਰ ਮਨ ਵਸਤ ਨਾਨਕ ਹੋ ਨਿਹਾਲ ਇੱਕ ਸ਼ਬਦ ਮੇਰ ਪ੍ਰਾਨ ਵਸਤ ਹੈ ਇੱਕ ਸ਼ਬਦ ਮੇਰ ਪ੍ਰਾਨ ਵਸਤ ਹੈ ਬਹੁੜ ਜਨਮ ਨਾ ਆਵਾ ਬਹੁੜ ਜਨਮ ਨਾ ਆਵਾ ਬਹੁੜ ਜਨਮ ਨਾ ਜਪ ਰਿਹਾ ਹੈ ਫਿਰ ਤੇ ਸਿਮਰਨ ਹੋ ਰਿਹਾ ਮਨ ਕਰ ਰਿਹਾ ਨਾ ਮਨ ਜਪ ਰਿਹਾ ਜੇ ਕੱਲੀ ਜੀ ਵੀ ਬੋਲੀ ਗਈ ਫਿਰ ਤੋਤਾ ਰਟਣ ਬਣ ਗਿਆ ਮਨ ਨੂੰ ਪਤਾ ਹੀ ਨਹੀਂ ਰਟਿਆ ਰਟਾਇਆ ਮਨ ਵੀ ਫੀਲ ਕਰੇ ਤੇ ਜੀਵ ਵਾਹਿਗੁਰੂ ਜਪੇ ਫਿਰ ਆਨੰਦ ਆਉਂਦਾ ਤਿੰਨ ਧਨ ਜਣੇ ਦੀ ਵਾਓ ਤਿੰਨ ਧਨ ਜਣੇ ਦੀ ਵਾਓ ਧਨ ਜਣੇ ਦੀ ਵਾਓ ਧਨ ਜਣੇ ਦੀ ਵਾਓ ਧਨ ਜਣੇ ਦੀ ਵਾਓ ਆਏ ਸਫਲ ਸੇ ਤਿੰਨ ਧਨ ਜਣੇ ਦੀ ਵਾਓ ਆਏ ਸਫਲ ਸੇ ਧਨ ਜਣੇ ਦੀ ਵਾਓ ਵਸਲ ਸੇ ਤਨ ਜਿਹੜੇ ਦੀ ਮਾਉ ਆਏ ਸਫਲ ਸੇ ਤਨ ਤਨ ਜਣੇ ਦੀ ਮਾਉ ਤਨ ਤਨ ਜਣੇ ਦੀ ਮਾਉ ਤਨ ਜਣੇ ਦੀ ਮਾਉ ਤਨ ਜਿਹੜੇ ਦੀ ਮਾਉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਰੇ ਜਮੋ ਸੰਗਤੇ ਵਾਂਝੇ ਨਹੀਂ ਰਹਿਣਾ ਬੋਲੋ ਸਾਰੇ ਸੇ ਕੁਫਰੀ ਤੇ ਖੈਰ ਦੀਤੇ ਬੰਦਗੀ ਕੁਦਰਤ ਕੀਮਤ ਜਾਣੀਐ ਕੁਦਰਤ ਕੀਮਤ ਜਾਣੀਐ ਵੱਡਾ ਵੇ ਪਰਵਾਹ ਵੱਡਾ ਵੇ ਪਰਵਾਹ ਵੱਡਾ ਵੇ ਪਰਵਾਹ ਵੱਡਾ ਵੇ ਪਰਵਾਹ ਕਰ ਬੰਦੇ ਤੂੰ ਬੰਦਗੀ ਕਰ ਬੰਦੇ ਤੂੰ ਬੰਦਗੀ ਬੰਦੇ ਤੂੰ ਬੰਦਗੀ ਕਰ ਬੰਦੇ ਤੂੰ ਬੰਦਗੀ ਚਿਰ ਕਟ ਮੈਂ ਸੋ ਜਿਚਰ ਘਟ ਮੈਂ ਸਾ ਘਟ ਮੈਂ ਸਾ ਹੋ ਘਟ ਮੈਂ ਸਾ ਤੇਰੀ ਬਨ ਹੈ ਖੁਦਾਏ ਤੂੰ ਸਖ ਜ਼ਿੰਦਗੀ ਏਕ ਕਰੀ ਨੈਠ ਤੀਜੇ ਸੰਤਗੀ ਤੇਰੀ ਪਨ ਹੈ ਖੁਦਾਏ ਸੇਖ ਕਰੀ ਤਖੈ ਸੇਖ ਕਰੀ ਤਖੈ ਸੇਖ ਕਰੀ ਤਖੈ ਸੇਖ ਕਰੀ ਤਖੈ ਲਗੀ ਬੰਦਗੀ ਬੰਦਗੀ ਪੜਿਆ ਕਰੋ ਪੜੋ ਬੈਠੋ बंदगी बंदगी सारे बोलो बंदगी बंदगी बंदगी बंदगी पढ़ो जी शेखरी है शेखरी है ਲਖੈ ਨਿਜ ਬੰਦਗੀ ਏਕ ਵਰੀ ਨਖੈ ਦਿਨ ਬੰਦਗੀ ਏਕ ਵਰੀ ਨਖੈ ਦਿਨ ਬੰਦਗੀ ਏਕ ਵਰੀ ਨਖੈ ਦਿਨ ਬੰਦਗੀ পারে ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਰੇ ਬੋਲੋ ਨਾਲ ਸਾਰੀ ਸੰਗਤ ਪੜੋ ਬਈ ਨਾਲ ਨਾਲ ਸੀ ਗੜੀਆਂ ਹੋਵੇ ਫਾਜ਼ਿਲ ਮੇ ਪੜੋ ਬਈ ਦੇਹੋ ਸਜਣ ਦੇਹੋ ਦੀ ਸਜਣ ਦੇਹੋ ਸਜਣ ਅਸੀਂ ਸੜੀਆਂ ਯਾ ਹੋਵੇ ਸਾਖਤ ਨਿਆਵੇ ਹੋਵੇ ਤੇਰੋ ਹੋ ਅਸੀਂ ਸੜੀਆਂ ਹੋਵੇ

Bye. ਦੁਨੀਆ ਜਿਉ ਹੋਵੇ ਸਾਹਿਬ ਸਿਉ ਮੇਰੇ ਹੋ ਸਜਣਾ ਅਤੀ ਕਰਿਆ ਹੋਵੇ ਸਾਹਿਬ ਸਿਉ ਮੇਰੇ ਅਰੇ ਬੋਲੋ ਭਾਈ ਚਰਨ ਅਸੀਂ ਸੜੀਆਂ ਜੋ ਹੋਵੇ ਸਾਹਿਬ ਨਿਉ ਮੇ ਹੋ ਸਜਣ ਸਜ ਕੇ ਸੜੀਆਂ ਜੋ ਹੋਵੇ ਸਾਹਿਬ ਨਿਉ ਮੇ ਹੋਵੇ ਸਾਹਿਬ ਨਿਉ ਮੇ ਸਿਆਉ ਹੋਵੇ ਸਾਹਿਬ ਸਿਆਉਵੇਂ ਹੋਵੇ ਸਾਹਿਬ ਸਿਆਉਵੇਂ ਜੋ ਹੋਵੇ ਸਾਹਿਬ ਸਿਆਉਵੇਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਵੇ ਸਾਹਿਬ ਸਿਆਉਵੇਂ ਜੋ ਹੋਵੇ ਸਾਹਿਬ ਸਿਆਉ ਸਾਹਿਬ ਸੋਵੇ ਜਿਉ ਹੋਵੇ ਸਾਹਿਬ ਸੋਵੇ ਜਿਉ ਹੋਵੇ ਸਾਹਿਬ ਸੋਵੇ ਹੋਵੇ ਸਾਹਿਬ ਸੋਵੇ ਜਿਉ ਹੋਵੇ ਸਾਹਿਬ ਸੋਵੇ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ Vai, Guru. Vai, Guru. Vai, Guru. Ji vai, Guru. Vai, Guru. Vai, Guru. Vai, Guru. Vai, Guru. Vai, Guru. Vai, Guru. Vai, Guru. ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ಗುರು ਨਹੀਂ ਦਤਾ ਆਪਣਾ ਨਾਮ ਦੇਹੂ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਦੇਹੂ ਨਾ ਵਿਸਰੀ ਨਾ ਵਿਸਰੀ ਨਾ ਵਿਸਰੀ ਨਾ ਵਿਸਰੀ ਮਨੋ ਮੇਰੇ ਨਾਲ ਸੁਣੀ ਨਾ ਵਿਸਰੀ ਨਾ ਵਿਸਰੀ ਮਨੋ ਮੇਰੇ ਨਾਲ ਸੁਣੀ ਨਾ ਵਿਸਰੀ ਨਾ ਵਿਸਰੀ ਮਨੋ ਮੇਰੇ ਨਾਲ ਸੁਣੀ ਨਾ ਵਿਸਰੀ ਨਾ ਵਿਸਰੀ ਮਨੋ ਮੇਰੇ ਨਾਲ ਸੁਣੀ ਏ ਨਾ ਵਿਸਰੀ ਨਾ ਵਿਸਰੀ ਮਨੋ ਮੇਰੇ ਨਾਲ ਸੁਣੀ ਪੜੋ ਨਾਮ ਸ੍ਰੀ ਸ੍ਰੀ ਮਨੋ ਮੇਰੇ ਨਾਲ ਨਾਮ ਸ੍ਰੀ ਨਾਮ ਸ੍ਰੀ ਮਨੋ ਮੇਰੇ ਨਾਲ ਨਾਮ ਸ੍ਰੀ ਨਾਮ ਸ੍ਰੀ ਮਨੋ ਮੇਰੇ ਨਾਲ ਸ੍ਰੀ ਨਾਮ ਸ੍ਰੀ ਨਾਮ ਸ੍ਰੀ ਮਨੋ ਮੇਰੇ ਨਾਲ ਬੋਲੋ ਜੀ ਨਾਮ ਸ੍ਰੀ ਨਾਮ ਸ੍ਰੀ ਨਾਮ ਸ੍ਰੀ ਨਾਮ ਸ੍ਰੀ ਨਾਮ ਸ੍ਰੀ ਨਾਮ ਸ੍ਰੀ ਨਾਮ ਸ੍ਰੀ ਪੜੋ ਨਾਮ ਸ੍ਰੀ ਨਾਮ ਸ੍ਰੀ ਨਾਮ ਸ੍ਰੀ ਨਾਮ ਸ੍ਰੀ ਨਾਮ ਸ੍ਰੀ ਨਾਮ ਸ੍ਰੀ ਓ ਨਾਮ ਸ੍ਰੀ ਨਾਮ ਸ੍ਰੀ ਬੋਲਣਾ ਸਾਰਿਆਂ ਨੇ ਨਾਮ ਸ੍ਰੀ ਨਾਮ ਵਾਹ ਵਾਹ ਸ੍ਰੀ ਨਾਮ ਸ੍ਰੀ ਮਨੋ ਮੇਰ ਨਾਮ ਸ੍ਰੀ ਨਾਮ ਨਾਮ ਸ੍ਰੀ ਨਾਮ ਸ੍ਰੀ ਨਾਮ ਸ੍ਰੀ ਨਾਮ ਸ੍ਰੀ ਨਾਮ ਸ੍ਰੀ ਨਾਮ ਸ੍ਰੀ ਮਨੋ ਮੇਰ ਨਾਮ ਸ੍ਰੀ ਨਾਮ ਸ੍ਰੀ ਨਾਮ ਸ੍ਰੀ ਨਾਮ ਸ੍ਰੀ ਨਾਮ ਸ੍ਰੀ ਨਾਮ ਸ੍ਰੀ ਨਾਮ ਸ੍ਰੀ ਨਾਮ ਨਾਮ ਸ੍ਰੀ ਨਾਮ ਸ੍ਰੀ ਮਨੋ ਮੇਰੇ ਨਾਮ ਸ੍ਰੀ ਨਾਮ ਸ੍ਰੀ ਨਾਮ ਸ੍ਰੀ ਨਾਮ ਸ੍ਰੀ ਨਾਮ ਸ੍ਰੀ ਨਾਮ ਸ੍ਰੀ ਨਾਮ ਸ੍ਰੀ ਨਾਮ ਸ੍ਰੀ ਮਨੋ ਮੇਰੇ ਨਾਮ ਸ੍ਰੀ ਨਾਮ ਸ੍ਰੀ ਨਾਮ ਸ੍ਰੀ ਨਾਮ ਨਾਮ ਸ੍ਰੀ ਨਾਮ ਸ੍ਰੀ ਵਾਹਿਗੁਰੂ ਹਿਰਦੇ ਤੋਂ ਨਾਮ ਸ੍ਰੀ ਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਹਿਰਦੇ ਤੋਂ ਨਾਮ ਸ੍ਰੀ ਨਾਮ ਸ੍ਰੀ ਵਾਹਿਗੁਰੂ ਹਿਰਦੇ ਤੋਂ ਨਾਮ ਸ੍ਰੀ ਨਾਮ ਸ੍ਰੀ ਵਾਹਿਗੁਰੂ ਹਿਰਦੇ ਤੋਂ ਵਿਸਰੀ ਨਾ ਵਿਸਰੀ ਵਾਹਿਗੁਰੂ ਹਿਰਦੇ ਤੋਂ ਨਾ ਵਿਸਰੀ ਨਾ ਵਿਸਰੀ ਵਾਹਿਗੁਰੂ ਹਿਰਦੇ ਤੋਂ ਆਗੇ ਨਾ ਵਿਸਰੀ ਨਾ ਵਿਸਰੀ ਨਾ ਵਿਸਰੀ ਨਾ ਵਿਸਰੀ ਵਾਹਿਗੁਰੂ ਹਿਰਦੇ ਤੋਂ ਨਾ ਵਿਸਰੀ ਨਾ ਵਿਸਰੀ ਵਾਹਿਗੁਰੂ ਹਿਰਦੇ ਤੋਂ ਨਾ ਵਿਸਰੀ ਨਾ ਵਿਸਰੀ ਵਾਹਿਗੁਰੂ ਹਿਰਦੇ ਤੋਂ ਨਾ ਵਿਸਰੀ ਨਾ ਵਿਸਰੀ ਵਾਹਿਗੁਰੂ ਹਿਰਦੇ ਨਾ ਵਿਸਰੀ ਨਾ ਵਿਸਰੀ ਵਾਹਿਗੁਰੂ ਹਿਰਦੇ ਤੋਂ ਨਾ ਵਿਸਰੀ ਨਾ ਵਿਸਰੀ ਵਾਹਿਗੁਰੂ ਹਿਰਦੇ ਤੋਂ ਮੇਰੀ ਬਨ ਮੇਰੀ ਬਨ ਖੁਦਾਏ ਤੂੰ ਬਖਸ਼ੰਦਗੀ ਸ਼ੇਖ ਫਰੀਦ ਖੈਰ ਦੀ ਜੈ ਬੰਦੀ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰ ਗੁਰੂ ਸਵਾਰੀ ਗੁਰੂ ਕਾ ਖਾਸ ਦੂਤ ਖਾਲਸਾ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੰਗਤ ਦਾ ਤੇ ਇੱਥੇ ਹਿਸਾਬ ਹੀ ਨਹੀਂ ਕਿੱਥੇ ਤੱਕ ਬੈਠੇ ਕਿੰਨੇ ਕ ਬੈਠੇ ਹੋ ਕੋਈ ਗਿਣਤੀ ਨਹੀਂ ਪਰ ਫਤਿਹ ਢਿੱਲੀ ਆਈ ਹੈ ਫੇਰ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਨੇ ਮਿਹਰ ਕੀਤੀ ਏ ਰਲ ਮਿਲ ਬੈਠਣ ਦਾ ਸਤ ਸੰਗਤ ਕਰਨ ਦਾ ਸਾਨੂੰ ਸਾਰਿਆਂ ਨੂੰ ਸੁਭਾਗ ਮਿਲੇ ਹੁਣ ਜਿਹੜੇ ਬਹੁਤਾ ਹੀ ਲੇਟ ਆਏ ਨੇ ਉਹਨਾਂ ਨੂੰ ਇਦਾਂ ਹੀ ਬਹਿਣਾ ਪੈਣਾ ਰਸਤਾ ਵੀ ਸਾਰਾ ਬੰਦ ਹੈ ਆਉਣ ਵਾਲੇ ਜਿਹੜੇ ਨੇ ਹੁਣ ਰਸਤੇ ਵਿੱਚ ਹੀ ਬੈਠੀ ਜਾਓ ਪਹਿਰੇਦਾਰ ਵੀ ਬਹਿ ਜਾਓ ਆਉਣ ਵਾਲੀ ਸੰਗਤ ਵੀ ਉੱਥੇ ਹੀ ਟਿਕ ਜਾਏ ਧਿਆਨ ਰੱਖਿਓ ਬੀਬੀਆਂ ਬੀਬੀਆਂ ਵਾਲੇ ਪਾਸੇ ਬੈਠਣ ਪਹਿਰੇਦਾਰ ਪੰਜ ਚਾਰ ਪਿੱਛੇ ਚਲੇ ਜਾਣ ਸੰਗਤ ਨੂੰ ਆਰਾਮ ਨਾਲ ਟਿਕਾ ਨਾਲ ਬਿਠਾਓ ਵੱਡੀ ਗਿਣਤੀ ਵਿੱਚ ਆਪ ਜੀ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਸਮੂਲੀਅਤ ਕਰ ਰਹੇ ਹੋ ਸਾਡੇ ਸਾਰਿਆਂ ਦੇ ਵੱਡੇ ਭਾਗ ਹਨ ਸਤਿਗੁਰੂ ਮੇਰ ਕਰਨ ਗੁਰਸਿੱਖ ਭੈਣ ਭਰਾ ਆਪਾਂ ਸਾਰੇ ਇਕੱਠੇ ਹੋ ਕੇ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਗੁਰੂ ਦੇ ਪੁੱਤਰ ਬਣ ਕੇ ਗੁਰੂ ਜੀ ਦੀਆਂ ਧੀਆਂ ਪੁੱਤਰ ਬਣ ਕੇ ਸਤਿਗੁਰੂ ਜੀ ਦੇ ਗੁਣ ਗਾਈਏ ਤਾਂ ਜੋ ਗਾਉਂਦਿਆਂ ਗਾਉਂਦਿਆਂ ਕੁਝ ਸਾਡੇ ਹਿਰਦੇ ਵਿੱਚ ਵਸ ਜਾਏ ਜੋ ਸੁਣਾਉਨੇ ਆ ਉਹ ਸਾਡੇ ਵੀ ਪੱਲੇ ਪੈ ਜਾਏ ਹਿਰਦੇ ਵਿੱਚ ਉਹਨੂੰ ਸੰਭਾਲ ਸਕੀਏ ਜੋ ਸੁਣਦੇ ਹੋ ਸੁਣਾਉਣ ਵਾਲੇ ਸੁਣਨ ਵਾਲੇ ਭਲਾ ਤਾਂ ਹੀ ਹੈ ਕੱਲ ਅਰਜ ਕੀਤੀ ਸੀ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਹੁਣ ਜਦੋਂ ਬੰਦਾ ਇਦਾਂ ਗਾ ਰਿਹਾ ਹੁੰਦਾ ਹੈ ਜਾਂ ਰਲ ਕੇ ਆਪਾਂ ਇਦਾਂ ਬੈਠੇ ਆਂ ਤੇ ਵੇਖਣ ਵਾਲਾ ਤੇ ਕਹਿੰਦਾ ਬੜੇ ਗੁਰਸਿੱਖ ਨੇ ਜੀ ਬੱਲੇ ਬੱਲੇ ਜੇ ਹੁਣ ਇਸ ਵੇਲੇ ਆਪਾਂ ਨੂੰ ਕੋਈ ਵੇਖੇ ਕੋਈ ਨਵਾਂ ਹੀ ਆ ਜੇ ਕੋਈ ਗੋਰਾ ਹੋਵੇ ਕਿਸੇ ਹੋਰ ਧਰਮ ਦਾ ਮਜ਼ਹਬ ਦਾ ਹੈ ਜਿੰਨੇ ਕਦੇ ਵੇਖਿਆ ਹੀ ਨਹੀਂ ਤੇ ਉਹ ਤੇ ਇਹ ਕਹੇਗਾ ਵੀ ਇਹੋ ਜੀ ਕੌਮ ਜਿਹੜੇ ਇਦਾਂ ਬੈਠੇ ਟਿਕ ਗਏ ਹਜ਼ਾਰਾਂ ਦੀ ਗਿਣਤੀ ਵਿੱਚ ਨੇ ਕਿਸੇ ਦੇ ਸਾਹ ਦੇ ਲੈਣ ਦੀ ਆਵਾਜ਼ ਨਹੀਂ ਆਉਂਦੀ ਇਹਨਾਂ ਦੇ ਨਿਆਣੇ ਵੀ ਨਹੀਂ ਰੋਂਦੇ ਟਿਕ ਕੇ ਬੈਠਦੇ ਨੇ ਹੁਣ ਇਹ ਤੇ ਸਾਡਾ ਬਾਹਰੀ ਰੂਪ ਹੈ ਨਾ ਇਹ ਸਾਡਾ ਪ੍ਰਗਟ ਚਿੱਤਰ ਹੈ ਚਿੱਤਰ ਗੁਪਤ ਸੁਣਿਆ ਤੁਸੀਂ ਚਿੱਤਰ ਗੁਪਤ ਵੀ ਇੱਕ ਕਹਿੰਦੇ ਖੱਬੇ ਮੋਢੇ ਤੇ ਬੈਠਾ ਇੱਕ ਸੱਜੇ ਤੇ ਬੈਠਾ ਇਦਾਂ ਕਹਿੰਦੇ ਸੁਣਿਆ ਨਾ ਬਚਪਨ ਚ ਇਦਾਂ ਹੀ ਸੁਣਦੇ ਰਹੇ ਇਹ ਚਿੱਤਰ ਗੁਪਤ ਨੂੰ ਪੁੱਠਾ ਕਰ ਦਿਓ ਚਿੱਤਰ ਗੁਪਤ ਨੂੰ ਪੁੱਠਾ ਕਰੋ ਕੀ ਬਣ ਗਿਆ ਗੁਪਤ ਚਿੱਤਰ ਗੁਪਤ ਚਿੱਤਰ ਬਣ ਗਿਆ ਇੱਕ ਤੇ ਆ ਮੇਰਾ ਜਿਹੜਾ ਤੁਹਾਨੂੰ ਦਿਸਦਾ ਮੇਰਾ ਤਨ ਇਹ ਕੀ ਹੈ ਇਹ ਪ੍ਰਗਟ ਚਿੱਤਰ ਹੈ ਤੁਹਾਡਾ ਮੈਨੂੰ ਦਿਸਦਾ ਇਦਾਂ ਬੈਠਿਆਂ ਦਾ ਇਹ ਪ੍ਰਗਟ ਚਿੱਤਰ ਹੈ ਸਾਡਾ ਸਾਰਿਆਂ ਦਾ ਤਨ ਮੇਰੇ ਅੰਦਰ ਕੀ ਹੈ ਮੇਰੇ ਵਿਚਾਰ ਕਿਦਾਂ ਦੇ ਨੇ ਹੋਏ ਮਨ ਤਨ ਪ੍ਰਗਟ ਚਿੱਤਰ ਹੈ ਤੇ ਮਨ ਮੇਰਾ ਗੁਪਤ ਚਿੱਤਰ ਹੈ ਤੁਹਾਡਾ ਮਨ ਗੁਪਤ ਚਿੱਤਰ ਹੈ ਤੇ ਕਿਰਪਾ ਹੋ ਜਾਏ ਸੱਚੇ ਪਾਤਸ਼ਾਹ ਦੀ ਜਿਵੇਂ ਅਸੀਂ ਅੱਜ ਬਾਹਰੋਂ ਇਦਾਂ ਸ਼ਾਂਤ ਆ ਮਹਾਰਜ ਕਿਰਪਾ ਕਰ ਦੇਣ ਜਿਹੜੀ ਉਥਲ ਪੁਥਲ ਅੰਦਰ ਮੱਚੀ ਹੋਈ ਹੈ ਜਿਵੇਂ ਬਾਹਰਲਾ ਚਿੱਤਰ ਅੱਜ ਤਨ ਐ ਟਿਕ ਕੇ ਜੇ ਬੈਠਾ ਹੈ ਕਿੰਨਾ ਆਨੰਦ ਨਾਲ ਬੈਠਾ ਹੈ ਕਿਤੇ ਸਾਡਾ ਅੰਦਰਲਾ ਚਿੱਤਰ ਵੀ ਟਿਕ ਜੇ ਆਖੋ ਸਤਨਾਮ ਹੁਣ ਗੱਲ ਸਮਝਿਓ ਜਿਵੇਂ ਅਸੀਂ ਬਾਹਰੋਂ ਸੋਹਣੇ ਪਏ ਲੱਗਨੇ ਆ ਇਹ ਸੱਚ ਹੈ ਕਿ ਜਿੰਨਾ ਗੁਰੂ ਦਾ ਸਿੰਘ ਫੱਬਦਾ ਇੰਨੀ ਫੱਬ ਨਹੀਂ ਕਿਸੇ ਜਦੋਂ ਦਸਤਾਰ ਬੰਨਦਾ ਹੈ ਕੇਸ ਵਾਲ ਆਪਣੇ ਸਵਾਰਦਾ ਹੈ ਚੰਗੀ ਤਰ੍ਹਾਂ ਸਵਾਰ ਕੇ ਦਸਤਾਰ ਬੰਨਦਾ ਹੈ ਰੰਗ ਨੀਲਾ ਹੈ ਚਿੱਟਾ ਹੈ ਕਾਲਾ ਹੈ ਕੇਸਰੀ ਜਿਹੜਾ ਮਰਜੀ ਬੰਨਦਾ ਹੈ ਭਾਵੇਂ ਉਹ ਪੱਗ ਗੋਲ ਬੰਨ ਲਵੇ ਭਾਵੇਂ ਦਮਾਲਾ ਸਜਾ ਲਵੇ ਭਾਵੇਂ ਤਿੱਖੀ ਪੱਗ ਬੰਨ ਲੇ ਭਾਵੇਂ ਜਿੱਦਾਂ ਚਲੋ ਦਿਲ ਕਰਦਾ ਹੈ ਤੈਨੂੰ ਕਿਵੇਂ ਸੋਹਣੀ ਲੱਗਦੀ ਹੈ ਬੰਨ ਲੈ ਗੁਰੂ ਦਾ ਸਿੰਘ ਦਸਤਾਰ ਦਮਾਲਾ ਦਾੜਾ ਪ੍ਰਕਾਸ਼ ਹੋਵੇ ਜਿਹੋ ਜਾਂ ਮਿਲਦਾ ਤੇਲ ਭਾਵੇਂ ਸਰੋਂ ਦਾ ਹੀ ਲਾ ਲਵੇ ਲਾਵੇ ਜ਼ਰੂਰ ਕਿਉਂਕਿ ਜੇ ਦਿੱਤਾ ਇਹਨੂੰ ਸਾਂਭ ਕੇ ਵੀ ਰੱਖਣਾ ਹੈ ਇਹਨੂੰ ਸੰਭਾਲਣਾ ਵੀ ਹੈ ਨਾ ਤੇ ਦਾੜਾ ਵਾਇਆ ਹੋਵੇ ਕੰਗਾ ਜਦੋਂ ਕੇਸਾਂ ਨੂੰ ਮਾਰਦਾ ਉਦੋਂ ਦਾੜਾ ਵੀ ਚੰਗੀ ਤਰ੍ਹਾਂ ਵਾਹ ਲੈ ਫਿਰ ਦਸਤਾਰ ਬੰਨ ਲੈ ਕੱਪੜਾ ਉਹੀ ਹੈ ਥੋੜਾ ਸਵਾਰ ਕੇ ਬੰਨ ਲੈ ਕੱਪੜਾ ਉਹੀ ਹੈ ਸੋਹਣਾ ਲੱਗਦਾ ਫਿਰ ਹੁਣ ਜੇ ਤੁਸੀਂ ਕਹੋਗੇ ਵੀ ਬਹੁਤੇ ਕੀ ਲੋੜ ਹੈ ਜੀ ਫੱਬਕ ਫੱਬਣ ਦੀ ਗੱਲ ਇਹ ਨਹੀਂ ਤੂੰ ਜਦੋਂ ਗੁਰੂ ਦਾ ਸਿੰਘ ਬਾਣੀ ਪੜ੍ਹ ਕੇ ਨਿਤਨੇਮ ਕਰਕੇ ਦਸਤਾਰ ਸਜਾ ਕੇ ਘਰੋਂ ਤੁਰੇਗਾ ਤੇਰੇ ਵੱਲ ਵੇਖ ਕੇ ਹੋ ਸਕਦਾ ਕੋਈ ਵੀਰ ਦਸਤਾਰ ਬੰਨਣ ਲੱਗ ਜੇ ਵੀ ਕਿੰਨਾ ਸੋਹਣਾ ਲੱਗਦਾ ਕੋਈ ਭਰਾ ਤੇਰੇ ਵੱਲ ਵੇਖ ਕੇ ਪੱਗ ਬੰਨਣ ਦੀ ਦਿਲ ਕਰ ਸਕਦਾ ਕਿਸੇ ਦਾ ਵੀ ਯਾਰ ਦਾੜੀ ਸੋਹਣੀ ਲੱਗਦੀ ਹੈ ਮੈਂ ਰੱਖੀ ਹੋਈ ਨਹੀਂ ਮੈਨੂੰ ਪਤਾ ਹੀ ਨਹੀਂ ਵੀ ਇਹਦੇ ਏਡੀ ਕਿ ਦਾੜੀ ਆਈ ਹੈ ਇਹਦੇ ਏਡਾ ਦਾੜਾ ਆਇਆ ਦਾੜੀ ਕਿਸੇ ਦੇ ਦਾੜਾ ਆਉਂਦਾ ਦਾੜਾ ਵੀ ਮੇਰੇ ਰੱਬ ਨੇ ਪਤਾ ਨਹੀਂ ਦਾੜੀ ਹੈ ਕਿ ਦਾੜਾ ਹੈ ਪਰ ਜੋ ਹੈ ਵੇਖੀਏ ਤੇ ਸਹੀ ਮੈਂ ਕਿਦਾਂ ਦਾ ਲੱਗਦਾ ਔਰ ਵੇਖ ਕੇ ਵੀ ਕਈਆਂ ਦਾ ਮਨ ਬਦਲ ਜਾਂਦਾ ਵੇਖ ਕੇ ਵੀ ਕਈਆਂ ਦਾ ਦਿਲ ਕਰਦਾ ਹੈ ਦਸਤਾਰ ਬਦਲ ਲਵੇ ਦਸਤਾਰ ਬਦਲੇਗਾ ਹੋ ਸਕਦਾ ਕਦੀ ਨਾ ਕਦੀ ਉਹਦਾ ਕਿਰਦਾਰ ਵੀ ਬਦਲ ਜਾਏ ਪਹਿਲਾਂ ਪ੍ਰਗਟ ਚਿੱਤਰ ਤੇ ਬਦਲੇ ਫਿਰ ਗੁਪਤ ਚਿੱਤਰ ਵੀ ਬਦਲ ਜਾਏਗਾ ਕਿਰਦਾਰ ਇਹ ਮਨ ਦੀ ਖੇਡ ਹੈ ਕਿਰਦਾਰ ਮਨ ਤੇ ਹੈ ਦਸਤਾਰ ਤਨ ਤੇ ਹੈ ਕਿਰਦਾਰ ਮਨ ਦਾ ਵਿਸ਼ਾ ਹੈ ਦਸਤਾਰ ਤਨ ਦਾ ਵਿਸ਼ਾ ਹੈ ਪਰ ਤਨ ਤੇ ਸੋਹਣੀ ਦਸਤਾਰ ਹੋਵੇ ਤੇ ਮਨ ਵਿੱਚ ਸੋਹਣਾ ਕਿਰਦਾਰ ਭਾਵ ਸੋਹਣੇ ਸੋਹਣੇ ਵਿਚਾਰ ਹੋਣ ਮਨ ਸੋਹਣਾ ਬਣੇ ਪਰ ਦਸਤਾਰ ਵੀ ਤੇ ਕਿਰਦਾਰ ਵੀ ਕਿਰਦਾਰ ਮੀਨਜ ਕਰੈਕਟਰ ਸੋਹਣਾ ਕਿਰਦਾਰ ਹੋਵੇ ਸੋਹਣਾ ਕਿਰਦਾਰ ਹੋਵੇ ਸ਼ੁਭ ਵਿਚਾਰ ਹੋਵੇ ਸੋਹਣੀ ਗੁਫਤਾਰ ਹੋਵੇ ਗੁਫਤਾਰ ਮਤਲਬ ਗੱਲ ਕਰਨ ਦਾ ਢੰਗ ਗੱਲ ਕਰਨ ਦਾ ਢੰਗ ਭਾਵ ਕੇ ਗੱਲਬਾਤ ਸੋਹਣੀ ਇਹ ਨਹੀਂ ਵੀ ਗੱਲ ਗੱਲ ਵਿੱਚ ਗਾਲ ਹੋਵੇ ਕਈ ਇਦਾਂ ਦੇ ਹੈ ਨਹੀਂ ਸਾਡੇ ਵੀਰ ਯਾਰ ਗਾਲ ਨਿਕਲ ਜਾਂਦੀ ਨਾ ਕੱਢਿਆ ਕਰ ਧੱਕੇ ਨਾਲ ਹੀ ਨਿਕਲ ਜਾਂਦੀ ਮੈਨੂੰ ਪਤਾ ਹੀ ਨਹੀਂ ਲੱਗਦਾ ਗੱਲ ਵਿੱਚ ਜੇ ਜੇ ਗੱਲ ਕਰਦਾ ਤੇ ਗਾਲ ਧੱਕੇ ਨਾਲ ਹੀ ਆ ਜਾਂਦੀ ਹੈ ਵਿੱਚ ਸਾਡਾ ਇਹ ਸੁਭਾਅ ਜਿਹਾ ਬਣ ਗਿਆ ਇਹਨੂੰ ਛੱਡੋ ਹੌਲੀ ਹੌਲੀ ਸੁਭਾਅ ਬਣਾਓ ਬਦਲੋ ਸੁੱਤਾ ਪਿਆ ਮਨੁੱਖ ਗਾਲਾਂ ਕੱਢਦਾ ਹੈ ਸੁਚੇਤ ਨਹੀਂ ਕੱਢਦਾ ਬੇਹੋਸ਼ ਹੈ ਜਿਹੜਾ ਉਹ ਕੱਢਦਾ ਸੁਚੇਤ ਹੈ ਜਿਹੜਾ ਉਹ ਕਿਵੇਂ ਗਾਲ ਕੱਢੇਗਾ ਭਰਾ ਨੂੰ ਭਰਾ ਗਾਲ ਕਿਦਾਂ ਕਿਵੇਂ ਕੱਢ ਲੇਗਾ ਉਹਦੀ ਭੈਣ ਤੇ ਮੇਰੀ ਭੈਣ ਤੇ ਇੱਕੋ ਹੀ ਹੈ ਮੈਂ ਇਹਨੂੰ ਹੀ ਗਾਲਾਂ ਕੱਢੀ ਜਾਂਦਾ ਪਰ ਸੁੱਤਾ ਹੋਇਆ ਕੱਢੇਗਾ ਪਿਓ ਪੁੱਤ ਨੂੰ ਕਿਵੇਂ ਗਾਲ ਕੱਢ ਲੇਗਾ ਵੀ ਇਹਦੀ ਭੈਣ ਮੇਰੀ ਧੀ ਲੱਗਦੀ ਐ ਮੈਂ ਕਿਵੇਂ ਕੱਢ ਸਕਦਾ ਆਪਣੇ ਪੁੱਤ ਨੂੰ ਗਾਲ ਸੁਚੇਤ ਨਹੀਂ ਕੱਢੇਗਾ ਕਦੇ ਇਹ ਕੌਣ ਕੱਢਦੇ ਨੇ ਜਿਹੜੇ ਸੁੱਤੇ ਹੋਏ ਮਨੁੱਖ ਵਿੱਚ ਗੱਲ ਇੱਕ ਹੋਰ ਕਰਦੀ ਏ ਸੁੱਤਾ ਹੋਇਆ ਮਨੁੱਖ ਜਦੋਂ ਜਾਗੇਗਾ ਉਹ ਛੱਡ ਦੇਗਾ ਉਹ ਹੌਲੀ ਹੌਲੀ ਬੰਦਾ ਬਣ ਗਿਆ ਨਾ ਜਦੋਂ ਬੰਦਾ ਬਣ ਗਿਆ ਹੌਲੀ ਹੌਲੀ ਆਦਤਾਂ ਮਾੜੀਆਂ ਨੇ ਪੈ ਗਈਆਂ ਨੇ ਆਦਤਾਂ ਬਚਪਨ ਜਿਵੇਂ ਆਪਾਂ ਨੂੰ ਹੌਲੀ ਹੌਲੀ ਸੁਣ ਸੁਣ ਕੇ ਆਲਾ ਦੁਆਲਾ ਹੀ ਇਦਾਂ ਦਾ ਆਦਤ ਪੈ ਗਈ ਇਹ ਆਦਤ ਛੱਡੀ ਜਾ ਸਕਦੀ ਹੈ ਜਦੋਂ ਗੁਰੂ ਸਾਹਿਬ ਨੇ ਬੰਦਾ ਬਣਾਉਣਾ ਹੈ ਇਹ ਆਦਤਾਂ ਵੀ ਠੀਕ ਹੋ ਜਾਣਗੀਆਂ ਪਰ ਦੁੱਖ ਇਸ ਗੱਲ ਦਾ ਹੈ ਬੰਦਾ ਤੇ ਛੱਡੋ ਇੱਥੇ ਦੁਨੀਆ ਗਾਲਾਂ ਕੱਢਣ ਵਾਲਿਆਂ ਨੂੰ ਬਾਬੇ ਕਹਿੰਦੀ ਹੈ ਇਹ ਮਹਾਂਪੁਰਸ਼ ਨੇ ਚੇਤਾ ਰੱਖੋ ਜਿਹੜਾ ਬੰਦਾ ਗਾਲ ਕੱਢਦਾ ਹੈ ਬਾਬਾ ਹੈ ਉਹ ਗਾਲ ਕੱਢਦਾ ਅੱਗੋਂ ਤੇ ਇਹਦਾ ਮਤਲਬ ਕਲੀਅਰ ਹੈ ਵੀ ਉਹ ਤੇਰੀ ਭੈਣ ਨੂੰ ਆਪਣੀ ਭੈਣ ਨਹੀਂ ਸਮਝਦਾ ਇਹ ਤੇ ਸੱਚ ਹੋਇਆ ਫਿਰ ਤਾਂ ਹੀ ਗਾਲ ਕੱਢਦਾ ਜੇ ਮਾਂ ਦੀ ਗਾਲ ਕੱਢਦਾ ਇਹਦਾ ਮਤਲਬ ਇਹ ਹੈ ਵੀ ਉਹ ਉਹਦੀ ਮਾਂ ਤੇਰੀ ਮਾਂ ਨੂੰ ਆਪਣੀ ਮਾਂ ਨਹੀਂ ਸਮਝਦਾ ਜਿਹੜਾ ਕਿਸੇ ਦੀ ਭੈਣ ਨੂੰ ਆਪਣੀ ਭੈਣ ਨਾ ਸਮਝੇ ਕਿਸੇ ਦੀ ਮਾਂ ਨੂੰ ਆਪਣੀ ਮਾਂ ਨਾ ਸਮਝੇ ਉਹ ਤੇ ਇੱਕ ਆਮ ਬੰਦਾ ਵੀ ਨਹੀਂ ਹੁੰਦਾ ਉਹਨੂੰ ਬਾਬਾ ਕਿੰਨੇ ਬਣਾਇਆ ਆਖੋ ਸਤਨਾਮ ਉਹ ਤੇ ਆਮ ਬੰਦਾ ਵੀ ਨਹੀਂ ਇੱਕ ਉਹਨੂੰ ਦੁਨੀਆ ਅੱਜ ਦਾ ਸਮਾਜ ਇਦਾਂ ਦਾ ਹੈ ਅਸੀਂ ਬੇਹੋਸ਼ ਇੰਨੇ ਆ ਅਸੀਂ ਸੁੱਤੇ ਹੋਏ ਆ ਲੱਗਦਾ ਹੈ ਕਿ ਤੁਰੇ ਫਿਰਦੇ ਆ ਉੱਡੇ ਫਿਰਦੇ ਆ ਕੋਈ ਉੱਡੇ ਫਿਰਦੇ ਨਹੀਂ ਸਾਡੀ ਅੰਦਰੋਂ ਤਰੱਕੀ ਕੋਈ ਨਹੀਂ ਬਾਹਰ ਡਿਵੈਲਪਮੈਂਟ ਬਹੁਤ ਹੈ ਅੰਦਰੋਂ ਸੁੱਤੇ ਹੋਏ ਆ ਇੰਨੇ ਬੇਹੋਸ਼ ਆ ਕਦੇ ਨਹੀਂ ਸੋਚਦੇ ਇੱਥੇ ਤੱਕ ਵੀ ਲੋਕ ਹੈ ਨੇ ਸਾਡੇ ਪੰਜਾਬ ਵਿੱਚ ਨੇ ਸਾਡੇ ਪੰਜਾਬ ਚ ਇਦਾਂ ਦੇ ਡੇਰੇ ਵੀ ਹੈ ਨੇ ਜਿੱਥੇ ਬਾਬੇ ਗਾਲ ਕੱਢਦੇ ਆ ਬੰਦਾ ਮੱਥਾ ਟੇਕਦਾ ਉਹ ਹੋਰ ਮੋਟੀ ਗਾਲ ਕੱਢਦਾ ਕਹਿੰਦਾ ਅੱਜ ਤੇ ਦੋ ਗਾਲਾਂ ਕੱਢਤੀਆਂ ਕਹਿੰਦੇ ਅੱਜ ਵੀਜ਼ਾ ਪੱਕਾ ਹੈ ਬੜੀ ਕਿਰਪਾ ਕਰਤੀ ਅਗਲਾ ਗਾਲ ਕੱਢਦਾ ਹੈ ਕਹਿੰਦਾ ਕਿਰਪਾ ਹੈ ਗਾਲ ਵੀ ਕਿਰਪਾ ਹੈ ਕਈ ਬਾਬੇ ਡਾਂਗਾ ਮਾਰਦੇ ਨੇ ਸੋਟੇ ਮਾਰਦੇ ਨੇ ਜਿੰਨੀ ਜ਼ੋਰ ਨਾਲ 5-7 ਸੋਟੇ ਵੱਜਣ ਕਹਿਣਗੇ ਅੱਜ ਕੰਮ ਬਣੇਗਾ ਅੱਜ ਕਿਰਪਾ ਜ਼ਿਆਦਾ ਹੋਈ ਹੈ ਹੈ ਨੇ ਇਹਦਾ ਇੱਥੇ ਸ਼ਰਾਬ ਦੀਆਂ ਬੋਤਲਾਂ ਲੈ ਕੇ ਬਾਬਿਆਂ ਕੋਲ ਬੈਠੇ ਨੇ ਉਹਨਾਂ ਨੇ ਕੱਪੜੇ ਵੀ ਨਹੀਂ ਪਾਏ ਘੋਰੀ ਨੇ ਘੋਰੀ ਘੋਰੀ ਸ਼ਰਾਬ ਦੀ ਬੋਤਲ ਅੱਗੇ ਰੱਖ ਕੇ ਸਵੇਰ ਤੋਂ ਸ਼ਾਮ ਤੱਕ ਇਦਾਂ ਹੀ ਬੈਠਾ ਰਹਿੰਦਾ ਬਾਬਾ ਜੀ ਕੁਛ ਤੇ ਮੂੰਹ ਚੋਂ ਕੱਢੋ ਕੱਢੋ ਕੋਈ ਵਜਨ ਸ਼ਰਾਬ ਰੱਖ ਕੇ ਸਾਡੇ ਪੰਜਾਬ 'ਚ ਇਦਾਂ ਜਗਾ ਜਗਾ ਇਦਾਂ ਦਾ ਕੁਝ ਹੋ ਰਿਹਾ ਹੱਥ ਜੋੜ ਕੇ ਇਦਾਂ ਬੈਠ ਰਹਿੰਦਾ ਬਾਬਾ ਜੀ ਕੁਝ ਮੂੰਹ ਚੋਂ ਕੱਢੋ ਸਵੇਰ ਤੋਂ ਸ਼ਾਮ ਤੱਕ ਫਿਰ ਉਹ ਭੈੜੀ ਜੀ ਗਾਲ ਖੜ ਜਾਂਦਾ ਕਹਿੰਦੇ ਬਸ ਬਣ ਗਈ ਗੱਲ ਹੁਣ ਕਿਰਪਾ ਸਾਡੇ ਤੇ ਹੋਏਗੀ ਹੁਣ ਕਿਰਪਾ ਆਉਣੀ ਸ਼ੁਰੂ ਹੋਏਗੀ ਹੁਣ ਗੁੱਡ ਲੱਕ ਬਣੇਗਾ ਸਾਡਾ ਗੁੱਡ ਲੱਕ ਹੁਣ ਬਣੇ ਆ ਹਾਲ ਹੈ ਸਾਡਾ ਹੁਣ ਵੇਖੋ ਜਦੋਂ ਗੁਰਬਾਣੀ ਨੇ ਜਗਾਇਆ ਜਾਗ ਹੋ ਰੇ ਮਨਾ ਕਹਾ ਗਾਫਲ ਆ ਆ ਜਾਗ ਵੀ ਜਾਗ ਖਾਣ ਖਾਣਾ ਹੈ ਨਾ ਸੁੱਤਾ ਪਿਆ ਨਾ ਖਾਈ ਜਾ ਕਰ ਜਾਗ ਕੇ ਖਾ ਹੁਣ ਆਪਾਂ ਸੁੱਤੇ ਪਏ ਖਾਣੇ ਆ ਸੁੱਤਾ ਪਿਆ ਬੰਦਾ ਖਾ ਰਿਹਾ ਹੈ ਜੋ ਮਰਜੀ ਮੂੰਹ 'ਚ ਪੈਂਦਾ ਪਤਾ ਹੀ ਨਹੀਂ ਲੱਗਦਾ ਹੁਣ ਜਰਦੇ ਦੀ ਪੁੜੀ ਤੇ ਲਿਖਿਆ ਤੰਬਾਕੂ ਤੋਂ ਕੈਂਸਰ ਪੈਦਾ ਹੁੰਦਾ ਹੈ ਤੰਬਾਕੂ ਤੋਂ ਤੰਬਾਕੂ ਤੋਂ ਕੈਂਸਰ ਪੈਦਾ ਹੁੰਦਾ ਹੈ ਹੁਣ ਇਹ ਸੁੱਤਾ ਪਿਆ ਜੇ ਤੇ ਜਾਗਦਾ ਹੁੰਦਾ ਤੇ ਪੜ ਲੈਂਦਾ ਇਹਨੇ ਪੜਿਆ ਹੀ ਨਹੀਂ ਸੁੱਤਾ ਪਿਆ ਸੀ ਨਾ ਤੇ ਖਾ ਗਿਆ ਸ਼ਰਾਬ ਦੀ ਬੋਤਲ ਤੇ ਲਿਖਿਆ ਸ਼ਰਾਬ ਸਿਹਤ ਲਈ ਬੋਲਦੇ ਹੋ ਸ਼ਰਾਬ ਸਿਹਤ ਲਈ ਤੇ ਸੁੱਤੇ ਪਏ ਨੇ ਪੜੇ ਹੀ ਨਹੀਂ ਅੱਖਰ ਹੀ ਨਹੀਂ ਪੜੇ ਸੁੱਤਾ ਪਿਆ ਜੇ ਜਾਗੇ ਤੇ ਪੜ ਲੈ ਹਾਨੀਕਾਰਕ ਹੈ ਸ਼ਰਾਬ ਇਹ ਤੇ ਕੰਪਨੀਆਂ ਕਹਿੰਦੀਆਂ ਨੇ ਆਪਾਂ ਕਹਿੰਦੇ ਆ ਆਇਓ ਜੀ ਤੁਹਾਡੀ ਸੇਵਾ ਕਰਾਂਗੇ ਕਾਦੇ ਨਾਲ ਜੀ ਕਹਿੰਦੇ ਉਹ ਚੀਜ਼ ਪਿਆ ਕੇ ਜਿਹੜੀ ਸਿਹਤ ਦਾ ਸਿਹਤ ਸਿਹਤ ਦਾ ਨੁਕਸਾਨ ਕਰਦੀ ਹੈ ਤੁਸੀਂ ਆਇਓ ਜੀ ਤੁਹਾਡੀ ਸੇਵਾ ਕਰਾਂਗੇ ਕਾਦੇ ਨਾਲ ਉਹ ਚੀਜ਼ ਪਿਆ ਕੇ ਜਿਹੜੀ ਤੁਹਾਡੀ ਸਿਹਤ ਦਾ ਪੱਠਾ ਪਾਏਗੀ ਇਹ ਕਿੱਧਰ ਦੀ ਸੇਵਾ ਹੋਈ ਸਭ ਪਤਾ ਹੈ ਪਰ ਸਮਾਜ ਇੰਨਾ ਸੌ ਗਿਆ ਹੈ ਆਪਾਂ ਇੰਨੇ ਸੁੱਤੇ ਹੋਏ ਆ ਵੀ ਉਹ ਅੱਖਰ ਸਾਨੂੰ ਦਿਸਦੇ ਹੀ ਨਹੀਂ ਹੁਣ ਉਹ ਦਿਸਣ ਕਦੋਂ ਲੱਗ ਜਾਣਗੇ ਮੇਰੇ ਕਿੰਨੇ ਵੀਰ ਨੇ ਬਈ ਜਿਨ੍ਹਾਂ ਨੇ ਅੰਮ੍ਰਿਤ ਛਕ ਲਿਆ ਦਾੜੇ ਰੱਖ ਲਏ ਆ ਕੇਸ ਰੱਖ ਲਏ ਆ ਪਹਿਲਾਂ ਸੁੱਤੇ ਹੋਏ ਸੀ ਹੁਣ ਅੱਖਰ ਦਿਸਣ ਲੱਗ ਗਏ ਵੀ ਮਾੜਾ ਹੈ ਪਹਿਲਾਂ ਦੇਖਦੇ ਹੀ ਨਹੀਂ ਸੀ ਹੁਣ ਜਾਗ ਪਏ ਕਿੰਨੇ ਨੇ ਜਾਗੇ ਹੋਏ ਐਦਾਂ ਮਾਂ ਨੇ ਬੜੀ ਵਾਰੀ ਤੁਹਾਨੂੰ ਜਗਾਇਆ ਹੋਣਾ ਉੱਠ ਭਾਈ ਉੱਠ ਮੁੰਡਿਆ ਉੱਠ ਖੜਾ ਹੋ ਕੰਮ ਕਰ ਮੱਝਾਂ ਨੂੰ ਪੱਠੇ ਪਾ ਦੇ ਮਹਿਸਾਂ ਨੂੰ ਕੱਖ ਪਾ ਦੇ ਬੜੀ ਵਾਰੀ ਮਾਂ ਨੇ ਉਠਾਇਆ ਹੋਏਗਾ ਪਿਓ ਨੇ ਬੜੀ ਵਾਰੀ ਗਾਲਾਂ ਕੱਢੀਆਂ ਹੋਣਗੀਆਂ ਉਠਾਇਆ ਹੋਏਗਾ ਉੱਠ ਪਰ ਜਿਹੜੀ ਇਹ ਉਠਾਉਣਾ ਹੈ ਨਾ ਇਹ ਜਿਹੜਾ ਉਠਾਉਣਾ ਹੈ ਇਹ ਸਾਨੂੰ ਸਤਿਗੁਰੂ ਉਠਾਉਂਦੇ ਨੇ ਇਹ ਗੁਰਦੁਆਰੇ ਤੋਂ ਜਿਹੜੀ ਆਵਾਜ਼ ਆਉਂਦੀ ਹੈ ਨਾ ਇਹ ਉਹ ਨੇ ਗੁਰੂ ਜੀ ਉਠਾਉਣ ਵਾਲੇ ਇਹ ਸੱਚੇ ਪਾਤਸ਼ਾਹ ਉਠਾਉਣਗੇ ਸੁੱਤੇ ਪਏ ਨੂੰ ਬੇਹੋਸ਼ ਹੋਏ ਨੂੰ ਗੁਰੂ ਗ੍ਰੰਥ ਸਾਹਿਬ ਉਠਾਉਣਗੇ ਤੇ ਜੇ ਕਿਤੇ ਸੁਣ ਕੇ ਅਣਸੁਣੀ ਨਾ ਕੀਤੀ ਕਈ ਨਿਆਣੇ ਇਦਾਂ ਦੇ ਹੁੰਦੇ ਨੇ ਬੇਬੇ ਠਾਈ ਜਾਂਦੀ ਐ ਉਹ ਮਾੜਾ ਜਿਹਾ ਪਰੇ ਜਾਂਦੀ ਐ ਫੇਰ ਸੌ ਜਾਂਦਾ ਉਹ ਘੰਟੇ ਬਾਅਦ ਫੇਰ ਆਉਂਦੀ ਐ ਜੇ ਉੱਠਿਆ ਨਹੀਂ ਫੇਰ ਫੇਰ ਸੌ ਜਾਂਦਾ ਇਹ ਹਾਲ ਸਾਡਾ ਐ ਇੱਥੇ ਇੱਕ ਵਾਰੀ ਤੇ ਅੱਖਾਂ ਜਾਂ ਖੋਲ ਲੈਨੇ ਵੀ ਗੱਲ ਤੇ ਠੀਕ ਆ ਵੀ ਠੀਕ ਆ ਵੀ ਠੀਕ ਆ ਵੀ ਠੀਕ ਐ ਬਾਹਰ ਨਿਕਲ ਕੇ ਫੇਰ ਸੌ ਜਾਾਂਗੇ ਇਹ ਨਹੀਂ ਪਤਾ ਘਰ ਜਾ ਕੇ ਆ ਕਿ ਯਾਰ ਨੀਂਦ ਨਹੀਂ ਆਉਂਦੀ ਅੱਜ ਲੇਟ ਹੋ ਗਏ ਪੱਵਾ ਲਾ ਕੇ ਸੌਈਏ ਵੀ ਚੱਲ 2-4 ਪੈਗ ਲਾ ਲਓ ਉਹ ਕੋਈ ਗੱਲ ਨਹੀਂ ਹਾਲ ਹੈ ਸਾਡਾ ਏ ਇੱਥੇ ਜਾਗ ਪਏ ਘਰ ਜਾ ਕੇ ਫੇਰ ਸੌਂਗੇ ਗਏ ਅੱਜ ਜਾਗੇ ਆ ਕੱਲ ਕੱਲ ਫੇਰ ਸੌਂਗੇ ਗਏ ਸ਼ਾਮ ਨੂੰ ਫੇਰ ਸੌਂਗੇ ਗਏ ਅੱਖਾਂ ਜੀਆਂ ਤੇ ਖੋਲਦੇ ਆ ਮਾੜੀਆਂ ਜੀਆਂ ਜਦੋਂ ਸਤਿਗੁਰੂ ਉਠਾਉਂਦੇ ਆ ਜਦੋਂ ਮਾੜਾ ਜਾਂ ਪਰਾਂ ਹੋਏ ਘੇਸ ਵੱਟ ਕੇ ਫੇਰ ਪੈ ਗਏ ਜਿਹੜਾ ਨਿਆਣਾ ਇਦਾਂ ਕਰੇ ਉਹ ਕੌਣ ਹੁੰਦਾ ਹੈ ਉਹ ਲਾਇਕ ਹੁੰਦਾ ਹੈ ਕਿ ਨਲਾਇਕ ਹੁੰਦਾ ਤੁਸੀਂ ਬੋਲ ਕੇ ਦੱਸੋ ਨਿਆਣਿਆਂ ਵਾਲਿਓ ਉਹ ਬੱਚਾ ਜਦੋਂ ਤੁਸੀਂ ਉਠਾਉਣ ਜਾਓ ਸਵੇਰੇ ਸਕੂਲ ਜਾਣਾ ਹੁੰਦਾ ਹੈ ਉਹ ਬੱਚਾ ਛਾਲ ਮਾਰ ਕੇ ਨਹੀਂ ਉੱਠਦਾ ਵੀ ਚਲੋ ਮੈਂ ਨਾਵਾਂ ਛੇਤੀ ਸਕਲੀਏ ਸਕੂਲ ਨੂੰ ਚੱਲੀਏ ਕੰਮ ਤੇ ਜਿਹੜਾ ਬੱਚਾ ਕੇਸ ਵੱਢ ਕੇ ਫੇਰ ਸੌ ਜਾਂਦਾ ਹੈ ਬੇਬੇ ਫੇਰ ਠਾਉਂਦੀ ਹੈ ਫੇਰ ਸੌ ਜਾਂਦਾ ਹੈ ਤੁਸੀਂ ਮੈਨੂੰ ਦੱਸੋ ਉਹ ਲਾਇਕ ਹੁੰਦਾ ਹੈ ਕਿ ਨਲਾਇਕ ਹੁੰਦਾ ਹੈ ਬੋਲੋ ਨਲਾਇਕ ਹੁੰਦਾ ਹੈ ਫਿਰ ਜਿਹੜੇ ਆਪਾਂ ਇੱਥੇ ਸੁਣ ਕੇ ਬਾਹਰ ਜਾ ਕੇ ਫੇਰ ਸੌ ਜਾਂਦੇ ਆਪਾਂ ਕੀ ਆ ਆਪਾਂ ਲਾਇਕ ਆ ਕਿ ਨਲਾਇਕ ਇੱਥੇ ਸੁਣਦੇ ਆ ਗੱਲ ਠੀਕ ਹੈ ਵੀ ਆਹਾ ਮੰਨਣੀ ਚਾਹੀਦੀ ਹੈ ਬੱਲੇ ਬੱਲੇ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਬੰਨਣਾ ਚਾਹੀਦਾ ਹੈ ਬਈ ਮੰਨਣੀ ਚਾਹੀਦੀ ਹੈ ਬੜੀਆਂ ਚੰਗੀਆਂ ਗੱਲਾਂ ਨੇ ਪਤਾ ਉਦੋਂ ਲੱਗਦਾ ਜਦੋਂ ਲਾਗੂ ਕਰਨੀ ਪਵੇ ਸੁਣਦੇ ਬਹੁਤ ਕੁਝ ਆ ਜਦੋਂ ਕਮਾਉਣ ਦੀ ਗੱਲ ਆਉਂਦੀ ਹੈ ਨਾ ਜਦੋਂ ਮਹਾਰਾਜ ਦੇ ਬਚਨ ਕਮਾਓਗੇ ਫਿਰ ਤੁਹਾਡੀ ਕਮਾਈ ਹੈ ਇਹ ਥਰਮਾਮੀਟਰ ਹੈ ਪੈਰਾਮੀਟਰ ਹੋਰ ਕੋਈ ਨਹੀਂ ਇੱਥੇ ਕਮਾਈ ਚੈੱਕ ਕਰਨੀ ਹੈ ਤੇ ਇਦਾਂ ਹੀ ਹੁੰਦੀ ਹੈ ਸਤਿਗੁਰਾਂ ਦੇ ਬਚਨਾਂ ਨੂੰ ਕਿੰਨਾ ਕੁ ਕਮਾਇਆ ਹੈ ਆਪਣੀ ਜ਼ਿੰਦਗੀ 'ਚ ਇਹ ਹੈ ਕਮਾਈ ਜਿਹੜੇ ਬੰਦੇ ਨੇ ਸਤਿਗੁਰ ਨੂੰ ਸੁਣਿਆ ਹੈ ਤੇ ਸੁਣ ਕੇ ਜਾਗਿਆ ਹੈ ਇੱਥੋਂ ਪਰਖਿਆ ਜਾਣਾ ਵੀ ਬੰਦੇ ਨੇ ਕਿੰਨੀ ਕੁ ਬਚਨਾਂ ਨੂੰ ਕਮਾਇਆ ਹੈ ਇਹ ਹੈ ਕਮਾਈ ਬੜੇ ਸਿੰਘਾਂ ਦੀ ਕਮਾਈ ਹੈ ਬੜੀਆਂ ਭੈਣਾਂ ਦੀ ਕਮਾਈ ਹੈ ਜਿਨ੍ਹਾਂ ਨੇ ਬਚਨਾਂ ਨੂੰ ਕਮਾ ਲਿਆ ਇਹ ਕਮਾਈ ਹੈ ਕਿਉਂਕਿ ਸਤਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਸਾਡਾ ਪਾਪੀਆਂ ਦਾ ਤੁਹਾਡੇ ਬਚਨ ਭਲਾ ਕਰਦੇ ਆ ਸਾਡਾ ਨਿਸਤਾਰਾ ਹੁੰਦਾ ਹੈ ਸਤਿਗੁਰੂ ਜਗਾਉਂਦੇ ਆ ਜਾਗੀਏ ਸੁੱਤੇ ਨਹੀਂ ਰਹਿਣਾ ਉੱਠੀਏ ਤੇ ਅੱਜ ਸੁੱਤਾ ਹੋਇਆ ਸਮਾਜ ਹੈ ਸੁੱਤਾ ਹੋਇਆ ਸਮਾਜ ਹੈ ਜਿਹੜਾ ਮੱਥੇ ਜਾ ਜਾ ਕੇ ਟੇਕਦਾ ਹੈ ਸ਼ਰਾਬਾਂ ਪੀਣ ਵਾਲਿਆਂ ਨੂੰ ਮੱਥੇ ਟੇਕਦਾ ਹੈ ਜਰਦੇ ਦਾ ਜਰਦਾ ਮੂੰਹ ਵਿੱਚ ਪਾਇਆ ਹੈ ਸ਼ਰਾਬ ਕੋਲ ਪਈ ਹੈ ਤੇ ਜਾ ਕੇ ਮੱਥਾ ਟੇਕਦਾ ਹੈ ਸੁੱਤੇ ਪਏ ਆ ਪਿੰਡ ਪਿੰਡ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਪਿੰਡ ਪਿੰਡ ਸਪੀਕਰ ਲੱਗੇ ਨੇ ਪਰ ਅਸਰ ਸਾਡੇ ਤੇ ਕੋਈ ਨਹੀਂ ਕੋਈ ਕੋਈ ਹੋਏਗਾ ਤੇ ਯਤਨ ਕਰੋ ਭਾਈ ਜਾਗੀਏ ਤੇ ਜੇ ਰਹਿ ਗਏ ਸੁੱਤੇ ਫਿਰ ਲੁੱਟੇ ਵੀ ਤਾਂ ਹੀ ਜਾਵਾਂਗੇ ਨਾਨਕ ਸੁੱਤੀ ਪਈ ਐ ਜਾਣ ਵਰਤੀ ਸੰਨ ਸੰਨ ਲੱਗ ਜਾਏਗੀ ਸੁੱਤੇ ਪਏ ਬੰਦੇ ਦੇ ਘਰ ਵਿੱਚ ਸੰਨ ਲੱਗੇਗੀ ਗੁਣਾ ਗਵਾਈ ਗੱਠੜੀ ਗੁਣ ਚੱਲੀ ਬੰਨ ਗੁਨਾ ਦੀ ਗਠੜੀ ਗਵਾਚ ਜਾਣੀ ਹੈ ਚੋਰਾਂ ਨੇ ਚੁੱਕ ਕੇ ਲੈ ਜਾਣੀ ਹੈ ਇਹ ਜਿਹੜੇ ਬੰਦੇ ਸੁੱਤੇ ਹੋਏ ਨੇ ਬੇਹੋਸ਼ ਨੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਆ ਜਿਹੜੇ ਵੀ ਸੁੱਤੇ ਹੋਏ ਨੇ ਆਪਣੇ ਆਪ ਨੂੰ ਆਪਾਂ ਚੈੱਕ ਕਰੀਏ ਸੁੱਤੇ ਦੀ ਡੈਫੀਨੇਸ਼ਨ ਤੇ ਸਾਡੇ ਦਿਮਾਗ 'ਚ ਆ ਗਈ ਵੀ ਬੰਦਾ ਸੁੱਤਾ ਹੈ ਹੁਣ ਸੁੱਤਾ ਤੇ ਕੌਣ ਸੁੱਤਾ ਹੈ ਕੌਣ ਜਾਗਿਆ ਹੈ ਇਹ ਹੁਣ ਆਪਣੇ ਆਪ ਨੂੰ ਚੈੱਕ ਕਰਿਓ ਜਿਹਨੂੰ ਬੋਤਲਾਂ ਦੇ ਅੱਖਰ ਨਹੀਂ ਦਿਸਦੇ ਜਿਹਨੂੰ ਤੰਬਾਕੂ ਤੇ ਪੁੜੀ ਤੇ ਲਿਖਿਆ ਨਹੀਂ ਦਿਸਦਾ ਉਹ ਬੰਦਾ ਸੁੱਤਾ ਹੋਇਆ ਹੈ ਤੇ ਸੁੱਤੇ ਦੇ ਘਰ ਵਿੱਚ ਹੀ ਚੋਰੀ ਹੁੰਦੀ ਹੈ ਜਦੋਂ ਆਪਾਂ ਸੁੱਤੇ ਆ ਫਿਰ ਚੇਤਾ ਰੱਖਿਓ ਕਾਮ ਨਹੀਂ ਲੁੱਟੇਗਾ ਕ੍ਰੋਧ ਕਦੋਂ ਆਵੜਨਾ ਪਤਾ ਹੀ ਨਹੀਂ ਲੱਗਣਾ ਕਿਹੜੇ ਵੇਲੇ ਇਹਨਾਂ ਪੰਜਾਂ ਨੇ ਧਾਵਾ ਬੋਲ ਦੇਣਾ ਹੈ ਪਤਾ ਹੀ ਨਹੀਂ ਲੱਗਣਾ ਕਿਹੜੇ ਵੇਲੇ ਪਤਾ ਹੀ ਨਹੀਂ ਲੱਗਣਾ ਪੰਜ ਬਖਾਦੀ ਇੱਕ ਗਰੀਬਾ ਰੱਖੋ ਰੱਖਣ ਹਾਰੇ ਇਹ ਤੇ ਫਿਰ ਉਹੀ ਬਚਾਏਗਾ ਸੁੱਤੇ ਦੇ ਸੁੱਤੇ ਦੇ ਘਰ ਵਿੱਚ ਚੋਰਾਂ ਨੇ ਆਉਣਾ ਹੈ ਜਾਗਿਆ ਹੋਇਆ ਮਨੁੱਖ ਹੈ ਜਿਹੜਾ ਜਦੋਂ ਜਾਗੋਗੇ ਤੇ ਸ਼ਰਾਬ ਦੀ ਬੋਤਲ ਦੇ ਅੱਖਰ ਵੀ ਦਿਸਣਗੇ ਫਿਰ ਆਇਆ ਕਾਮ ਵੀ ਦਿਸੇਗਾ ਕ੍ਰੋਧ ਵੀ ਦਿਸੇਗਾ ਹਾਵੀ ਹੋ ਗਿਆ ਮੇਰੇ ਤੇ ਕ੍ਰੋਧ ਹਾਵੀ ਹੈ ਮੈਂ ਕੰਟਰੋਲ ਕਰਾਂ ਮੈਨੂੰ ਗੁੱਸਾ ਜ਼ਿਆਦਾ ਆਉਣ ਲੱਗ ਪਿਆ ਕੰਟਰੋਲ ਕਰਾਂ ਮੈਂ ਲੋਭ ਦੀ ਦਲਦਲ ਵਿੱਚ ਫਸਦਾ ਜਾ ਰਿਹਾ ਮੈਂ ਕੰਟਰੋਲ ਕਰਾਂ ਮੈਨੂੰ ਹਉਮੈ ਹੋ ਰਹੀ ਹੈ ਇਹ ਹਉਮੈ ਦੀਰਘ ਰੋਗ ਹੈ ਇਹ ਭੈੜਾ ਰੋਗ ਮੈਨੂੰ ਆ ਚਿੰਬੜਿਆ ਮੈਂ ਕੰਟਰੋਲ ਕਰਾਂ ਫਿਰ ਇਹ ਸਾਰੇ ਰੋਗ ਦਿਸਣਗੇ ਇਸ ਕਰਕੇ ਨਲਾਇਕ ਪੁੱਤ ਨਹੀਂ ਬਣਨਾ ਆਪਾਂ ਸਤਗੁਰ ਦੇ ਲਾਇਕ ਪੁੱਤ ਬਣਨਾ ਅਸੀਂ ਗੁਰੂ ਦੇ ਬੋਲੋ ਅਸੀਂ ਗੁਰੂ ਦੇ ਲਾਇਕ ਪੁੱਤ ਬਣਨਾ ਇੱਕ ਵਾਰੀ ਕਹਿ ਦਿਓ ਕਦੀ ਮਨ ਵੀ ਬੋਲੇਗਾ ਅਸੀਂ ਗੁਰੂ ਦੇ ਲਾਇਕ ਪੁੱਤ ਬਣਨਾ ਹੈ ਲਾਇਕ ਪੁੱਤ ਧੰਨ ਨੇ ਲਾਇਕ ਪੁੱਤ ਜਿਹੜੇ ਨੇ ਇਹ ਲਾਇਕ ਨੇ ਜਿਨ੍ਹਾਂ ਨੇ ਬੰਦ-ਬੰਦ ਕਟਾ ਲਏ ਖੋਪਰ ਲੋਹਾ ਲਏ ਚਰਖੜੀਆਂ ਤੇ ਚੜ ਗਏ ਦੇਗਾਂ ਵਿੱਚ ਕੱਢ ਗਏ ਇਹ ਲਾਇਕ ਪੁੱਤ ਨੇ ਗੁਰੂ ਦੇ ਅਸੀਂ ਲਾਇਕ ਪੁੱਤ ਬਣਨਾ ਹੈ ਦਿਖਾਉਣ ਲਈ ਨਹੀਂ ਮਨ ਕਾਇਮ ਕਰਨਾ ਆਪਣਾ ਹੁਣ ਗੱਲ ਚੱਲਦੀ ਹੈ ਗੁਪਤ ਚਿੱਤਰ ਆ ਪ੍ਰਗਟ ਚਿੱਤਰ ਹੈ ਸਾਡਾ ਮੈਂ ਤੁਹਾਨੂੰ ਦਿਸ ਰਿਹਾ ਇਹ ਮੇਰਾ ਪ੍ਰਗਟ ਚਿੱਤਰ ਹੈ ਇੱਕ ਮੇਰਾ ਮਨ ਹੈ ਜਿਹਦਾ ਤੁਹਾਨੂੰ ਨਹੀਂ ਪਤਾ ਮੇਰੇ ਅੰਦਰ ਕੀ ਚੱਲਦਾ ਤੁਹਾਡੇ ਅੰਦਰ ਕੀ ਚੱਲਦਾ ਹੈ ਮੈਨੂੰ ਨਹੀਂ ਪਤਾ ਪਰ ਉਹ ਹੈ ਮੇਰਾ ਗੁਪਤ ਚਿੱਤਰ ਗੁਪਤ ਚਿੱਤਰ ਲੇਖੇ ਮੰਗਦਾ ਹੈ ਜੇ ਮੈਂ ਕੋਈ ਗਲਤੀ ਕਰਾਂ ਦੁਨੀਆ ਨੂੰ ਤੇ ਨਹੀਂ ਪਤਾ ਮੈਨੂੰ ਤੇ ਪਤਾ ਹੈ ਉਹ ਗੁਪਤ ਚਿੱਤਰ ਹੈ ਜਿਹੜਾ ਮੇਰੇ ਅੱਗੇ ਫੋਟੋ ਤੇ ਬਣੀ ਹੋਈ ਹੈ ਵੀ ਆਹ ਕੰਮ ਮਾੜਾ ਕੀਤਾ ਹੈ ਜਿਹੜਾ ਬੰਦਾ ਜਿੱਥੇ ਗਲਤੀ ਕਰਦਾ ਹੈ ਉਹਦਾ ਗੁਪਤ ਚਿੱਤਰ ਬਣ ਜਾਂਦਾ ਹੈ ਤੇ ਉਹ ਗੁਪਤ ਚਿੱਤਰ ਉਹਦਾ ਖਿਹੜਾ ਨਹੀਂ ਛੱਡਦਾ ਦੇ ਕਵਾੜ ਅਨਕ ਪੜਦੇ ਮੈਂ ਪਰਦਾਰਾ ਸੰਗ ਫੱਕ ਹੈ ਚਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਇਹਨਾਂ ਪੰਕਤੀਆਂ ਨੂੰ ਬੋਲ ਕੇ ਪੜੋ ਦੇ ਕਵਾੜ ਵਾਲਨ ਕੁ ਪੜਦੇ ਮੈਂ ਪਰਦਾਰਾ ਸੰਗ ਫਾਕੇ ਚਿੱਤਰ ਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਟਾਕੇ ਦੱਸਣਾ ਹੀ ਪੈਣਾ ਇਦਾਂ ਹੀ ਲਿਖਿਆ ਕਹਿੰਦੇ ਬੂਏ ਬੰਦ ਨੇ ਦੇ ਕਵਾੜ ਪੜਦੇ ਮੈਂ ਪੜਦੇ ਵੀ ਲੱਗੇ ਐ ਕਹਿੰਦੇ ਘਰ ਵਾਲੀ ਤੇਰੀ ਨਹੀਂ ਹੋਰ ਐ ਜਾਂ ਬੀਬੀ ਸਮਝੇ ਕਿ ਬੰਦਾ ਮੇਰਾ ਨਹੀਂ ਘਰ ਹੋਰ ਐ ਬੰਦਾ ਕੋਈ ਮਾੜੇ ਕੰਮ ਕਰਦਾ ਐ ਕਹਿੰਦੇ ਦੁਨੀਆ ਨੂੰ ਕਿਹੜਾ ਪਤਾ ਲੱਗਾ ਕਿਹੜਾ ਪਤਾ ਲੱਗਾ ਕਹਿੰਦੇ ਦੁਨੀਆ ਨੂੰ ਪਤਾ ਨਹੀਂ ਲੱਗਾ ਪਰ ਤੇਰੇ ਅੰਦਰ ਫੋਟੋ ਖਿੱਚੀ ਗਈ ਗੁਪਤ ਚਿੱਤਰ ਬਣ ਗਿਆ ਲੋਕਾਂ ਨੂੰ ਪਤਾ ਨਹੀਂ ਲੱਗਾ ਪ੍ਰਗਟ ਤੇ ਨਹੀਂ ਹੋਇਆ ਪਰ ਗੁਪਤ ਚਿੱਤਰ ਬਣ ਗਿਆ ਜਿੰਨਾ ਚਿਰ ਜਿਉਂਦਾ ਰਹੇਗਾ ਇਹ ਗੁਪਤ ਚਿੱਤਰ ਨੇ ਤੇਰਾ ਖੇੜਾ ਨਹੀਂ ਛੱਡਣਾ ਇਹਨੇ ਲੇਖੇ ਮੰਗਣੇ ਨੇ ਵੀ ਮਾੜਾ ਕੰਮ ਕੀਤਾ ਹੈ ਮਾੜਾ ਕੰਮ ਹੋਇਆ ਹੈ ਗਲਤੀ ਹੋਈ ਹੈ ਮਾਪਿਓ ਸਾਹਮਣੇ ਜਾਏਗਾ ਯਾਦ ਆ ਜਾਣੀ ਹੈ ਉਹ ਗਲਤੀ ਭੁੱਲਣੀ ਨਹੀਂ ਜਿਹੜੇ ਬੰਦੇ ਦੇ ਜ਼ਿਆਦਾ ਗੁਪਤ ਚਿੱਤਰ ਹੁੰਦੇ ਨੇ ਉਨੀ ਉਹਦੀ ਜਿੰਦ ਔਖੀ ਵੀ ਹੈ ਜਿੰਨੇ ਮਾੜੇ ਕੰਮ ਕਰੇਗਾ ਦੁਨੀਆ ਨੂੰ ਨਹੀਂ ਪਤਾ ਲੱਗਾ ਪਰ ਤੈਨੂੰ ਪਤਾ ਹੈ ਜਿੰਨੇ ਘਰ ਵਾਲੀ ਨਾਲ ਧੋਖਾ ਕੀਤਾ ਹੈ ਜਾਂ ਘਰ ਵਾਲੇ ਨਾਲ ਧੋਖਾ ਕੀਤਾ ਹੈ ਜਦੋਂ ਵਡੇਪੇ ਵਿੱਚ ਜਾ ਕੇ ਸੇਵਾ ਕਰਦੀ ਹੈ ਨਾ ਘਰ ਵਾਲੀ ਫਿਰ ਅੱਖਾਂ 'ਚੋਂ ਆਪੇ ਹੀ ਪਾਣੀ ਵਗੀ ਜਾਂਦਾ ਹੈ ਕਿਉਂਕਿ ਉਹ ਗੁਪਤ ਚਿੱਤਰ ਯਾਦ ਆਉਂਦੇ ਨੇ ਮੈਂ ਕੰਮ ਮਾੜੇ ਕੀਤੇ ਮੈਂ ਗਲਤੀਆਂ ਕੀਤੀਆਂ ਨੇ ਇਹਦਾ ਹੱਲ ਕੀ ਹੈ ਜੀ ਇਹਦਾ ਹੱਲ ਕੀ ਹੈ ਇਹਦਾ ਹੱਲ ਹੈ ਉਹ ਗੁਪਤ ਚਿੱਤਰ ਖਤਮ ਕਰੋ ਪੰਜ ਪਿਆਰਿਆਂ ਸਾਹਮਣੇ ਪੇਸ਼ ਹੁੰਨੇ ਆ ਜੋ ਗਲਤੀਆਂ ਹੋਈਆਂ ਮਹਾਰਾਜ ਇੱਕ ਵਾਰੀ ਮਾਫ ਕਰ ਦਿਓ ਡਿਲੀਟ ਹੋ ਗਏ ਸ਼ਾਂਤ ਹੁੰਦਾ ਹੈ ਆਪਾਂ ਕਹਿੰਦੇ ਆ ਨਾ ਕਿ ਫਲਾਣਾ ਬੰਦਾ ਫਲਾਣੇ ਬੰਦੇ ਨੂੰ ਬਲੈਕਮੇਲ ਕਰਦਾ ਹੈ ਓਏ ਉਹਦੀ ਘਾਟ ਦਾ ਉਹਨੂੰ ਪਤਾ ਸੀ ਬਲੈਕਮੇਲ ਤਾਂ ਹੀ ਕਰਦਾ ਨਾ ਨਹੀਂ ਤੇ ਦੱਸ ਦੂੰ ਇੰਨੇ ਪੈਸੇ ਦੇ ਨਹੀਂ ਤਾਂ ਮੈਂ ਦੱਸ ਦਾਂਗਾ ਇੰਨੇ ਪੈਸੇ ਦੇ ਇਹ ਗੁਪਤ ਚਿੱਤਰ ਇਹ ਤੈਨੂੰ ਸਾਰੀ ਜ਼ਿੰਦਗੀ ਬਲੈਕਮੇਲ ਕਰੇਗਾ ਇਹਦੇ ਤੋਂ ਬਚ ਕੇ ਰਹੋ ਐਦਾਂ ਸਮਝ ਲਓ ਬਿਲਕੁਲ ਹੀ ਸੌਖਾ ਸਮਝ ਆਏਗਾ ਵੀ ਇਹ ਜਿਹੜਾ ਤੇਰਾ ਗੁਪਤ ਚਿੱਤਰ ਬਣ ਗਿਆ ਠੱਗੀ ਮਾਰੀ ਚੋਰੀ ਕੀਤੀ ਧੋਖਾ ਕੀਤਾ ਕੁਕਰਮ ਕੀਤਾ ਕੁਛ ਵੀ ਮਾੜਾ ਜਦੋਂ ਹੋ ਗਿਆ ਉਹ ਗੁਪਤ ਚਿੱਤਰ ਤੇਰੇ ਅੰਦਰ ਬਣਿਆ ਹੋਇਆ ਹੈ ਉਹ ਤੈਨੂੰ ਬਲੈਕਮੇਲ ਕਰੇਗਾ ਹੀ ਕਰੇਗਾ ਅੰਦਰੋਂ ਜਿੱਦਣ ਤੂੰ ਜਦੋਂ ਵੀ ਕਦੇ ਜ਼ਿੰਦਗੀ 'ਚ ਜਿਵੇਂ ਇਦਾਂ ਗੁਰਦੁਆਰੇ ਗਏ ਸਤਸੰਗ 'ਚ ਗਏ ਉਹ ਤੇਰੇ ਸਾਹਮਣੇ ਆਏਗੀ ਫੋਟੋ ਗੁਪਤ ਚਿੱਤਰ ਇਹ ਖਿਹੜਾ ਨਹੀਂ ਛੱਡਦਾ ਸੌਣ ਨਹੀਂ ਦਿੰਦਾ ਸਟ੍ਰੈਸ ਵੱਧਦੀ ਹੈ ਉਹ ਸਟ੍ਰੈਸ ਇੰਨੀ ਬਣ ਜਾਂਦੀ ਹੈ ਜਿਹਨੂੰ ਮਰਦ ਨਰਕ ਕਹਿੰਦੇ ਨੇ ਨਰਕ ਹੈ ਚਿੰਤਾ ਹੈ ਇਸ ਕਰਕੇ ਜਿਹੜੇ ਬੰਦੇ ਦਾ ਮਨ ਸਾਫ਼ ਹੋ ਗਿਆ ਗੁਪਤ ਚਿੱਤਰ ਖਤਮ ਹੋ ਗਏ ਉਹ ਸ਼ਾਂਤ ਹੋ ਗਿਆ ਉਹ ਜਿਉਂਦਾ ਹੀ ਸਵਰਗ 'ਚ ਹੈ ਤਾਂ ਕਰਕੇ ਜੀ ਆਪਾਂ ਜੋ ਬਾਹਰੋਂ ਆ ਉਦਾਂ ਦੀ ਅੰਦਰੋਂ ਬਣਨਾ ਹੁਣ ਗੱਲ ਇਹ ਚੱਲ ਰਹੀ ਸੀ ਵੀ ਕਿੰਨੇ ਆ ਆਪਾਂ ਵੇਖੋ ਬਾਹਰੋਂ ਕਿੰਨੇ ਸੋਹਣੇ ਸੋਹਣੇ ਹੁਣ ਗੱਲ ਚੱਲਦੀ ਸੀ ਕਿ ਸਭ ਤੋਂ ਪਹਿਲੇ ਨੰਬਰ ਤੇ ਕਿਰਦਾਰ ਚੰਗਾ ਕਿਰਦਾਰ ਚੰਗਾ ਸੋਹਣਾ ਕਿਰਦਾਰ ਦੂਜੇ ਨੰਬਰ ਤੇ ਗੁਫਤਾਰ ਚੰਗੀ ਗੱਲ ਕਰ ਗੱਲ ਕਰੇ ਤੇ ਗੱਲਬਾਤ ਕਰਨੀ ਚੰਗੀ ਗੱਲ ਗੱਲ ਚ ਗਾਲ ਨਹੀਂ ਗੁਫਤਾਰ ਚੰਗੀ ਉਦੋਂ ਬਾਅਦ ਭਲੇ ਦੇ ਕੰਮ ਕਰਨ ਵਾਸਤੇ ਤੇਰੀ ਰਫਤਾਰ ਚੰਗੀ ਆਪਣੇ ਬੱਚਿਆਂ ਲਈ ਤੇ ਬਥੇਰਾ ਬੰਦਾ ਭੱਜਦਾ ਪਰ ਕਿਸੇ ਦੇ ਨਿਆਣਿਆਂ ਲਈ ਭੱਜਣਾ ਕਿਸੇ ਨੂੰ ਚੁੱਕ ਕੇ ਹਸਪੀਟਲ ਵਿੱਚ ਭੱਜਣਾ ਕਿਸੇ ਦੀ ਭੈਣ ਭਰਾ ਦੀ ਹੈਲਪ ਕਰਨੀ ਕਿਸੇ ਦੀ ਮਦਦ ਕਰਨੀ ਕਿਸੇ ਭੈਣ ਨੂੰ ਬਚਾਉਣਾ ਕਿਸੇ ਬੱਚੇ ਦੀ ਹੈਲਪ ਕਿਸੇ ਬਜ਼ੁਰਗ ਦੀ ਹੈਲਪ ਕਰਨੀ ਇਹ ਹੈ ਰਫਤਾਰ ਤੇਰੀ ਕਿਦਾਂ ਦੀ ਹੈ ਰਫਤਾਰ ਵੀ ਸੋਹਣੀ ਹੋਵੇ ਚੰਗੇ ਕੰਮ ਕਰਨ ਦੀ ਰਫਤਾਰ ਸੋਹਣੀ ਹੋਵੇ ਫਿਰ ਪਹਿਲੇ ਨੰਬਰ ਤੇ ਚੱਲੋ ਸਭ ਤੋਂ ਪਹਿਲਾਂ ਕਿਰਦਾਰ ਸੋਹਣਾ ਹੋਵੇ ਕਰੈਕਟਰ ਜਿਹੜੇ ਬੰਦੇ ਦਾ ਕਰੈਕਟਰ ਹੀ ਨਹੀਂ ਉਹ ਕੀ ਗੱਲ ਕਰੇਗਾ ਉਹਦੀ ਕਾਦੀ ਗੁਫਤਾਰ ਹੈ ਉਹਦੀ ਕਾਦੀ ਵਿਚਾਰ ਹੈ ਕੱਖ ਨਹੀਂ ਕਿਰਦਾਰ ਕਰੈਕਟਰ ਇਜ਼ ਲੌਸਟ एवरीथिंग ਇਜ਼ ਲੌਸਟ ਕਹਿੰਦੇ ਜਿਹਦਾ ਕਰੈਕਟਰ ਗਿਆ ਉਹਦਾ ਸਭ ਕੁਝ ਹੀ ਗਿਆ ਉਹ ਬੰਦਾ ਨਾ ਸਮਝੇ ਜੇ ਤੇਰੇ ਕੋਲ ਕਰੈਕਟਰ ਨਹੀਂ ਤੇ ਭੁੱਲ ਜਾ ਤੇਰੇ ਕੋਲ ਕੋਠੀ ਬੜੀ ਵੱਡੀ ਹੈ ਕੋਠੀ ਕਹਿੰਦੇ ਕਰੈਕਟਰ ਗਿਆ ਤੇ ਸਭ ਕੁਝ ਗਿਆ ਫਿਰ ਕਿਹੜਾ ਚੁੱਕੀ ਫਿਰਦਾ ਹੈ ਮੇਰੀ 50 ਕਿੱਲੇ ਜ਼ਮੀਨ ਹੈ ਜੇ ਕਰੈਕਟਰ ਨਹੀਂ ਤੇ ਕੋਈ ਜ਼ਮੀਨ ਨਹੀਂ ਜੇ ਕਰੈਕਟਰ ਨਹੀਂ ਕੱਖ ਨਹੀਂ ਫਿਰ ਕਰੈਕਟਰ ਗਿਆ ਐਵਰੀਥਿੰਗ ਸਭ ਕੁਝ ਲੌਸਟ ਖਤਮ ਗਵਾ ਲਿਆ ਗਿਆ ਫਿਰ ਸੁਣੋ ਪਹਿਲੇ ਨੰਬਰ ਤੇ ਕਿਰਦਾਰ ਸੋਹਣਾ ਹੋਵੇ ਕਿਰਦਾਰ ਕਰੈਕਟਰ ਜੀਵਨ ਤੜ ਨਾਲ ਗੱਲ ਕਰ ਸਕੇ ਤੇ ਵੇਖੋ ਨਾ ਲੋਕੀ ਕੀ ਕਹਿੰਦੇ ਆ ਲੋਕੀ ਤੇਰੇ ਬਾਰੇ ਕੀ ਸੋਚਦੇ ਆ ਤੂੰ ਆਪਣੀਆਂ ਨਜ਼ਰਾਂ 'ਚ ਗਿਰਿਆ ਹੋਇਆ ਨਾ ਹੋਵੇਂ ਪਾਪ ਤੇਰੇ ਗੁਪਤ ਚਿੱਤਰ ਚੰਗੇ ਹੋਣ ਅੰਦਰ ਵਾਲਾ ਸ਼ਾਬਾਸ਼ੇ ਦੇਵੇ ਕੁਛ ਮਾੜਾ ਨਹੀਂ ਕੀਤਾ ਜ਼ਿੰਦਗੀ 'ਚ ਛੱਡ ਤੇ ਮਾੜੇ ਕੰਮ ਛੱਡ ਤੇ ਸਭ ਖਤਮ ਹੋ ਗਿਆ ਡਿਲੀਟ ਹੋ ਗਿਆ ਫੇਰ ਬੇਨਤੀ ਕਰ ਰਿਹਾ ਕਿਰਦਾਰ ਸੋਹਣਾ ਹੋਵੇ ਦੂਜੇ ਨੰਬਰ ਤੇ ਗੁਫਤਾਰ ਸੋਹਣੀ ਹੋਵੇ ਤੀਜੇ ਨੰਬਰ ਤੇ ਲੋਕਾਂ ਦੇ ਭਲੇ ਕੰਮ ਕਰਨ ਦੀ ਰਫਤਾਰ ਵੀ ਬੋਲਦਿਆ ਕਰੋ ਰਫਤਾਰ ਵੀ ਸੋਹਣੀ ਹੋਵੇ ਤਿੰਨ ਚੀਜ਼ਾਂ ਹੋ ਗਈਆਂ ਕਿਰਦਾਰ ਸੋਹਣਾ ਹੋਵੇ ਗੁਫਤਾਰ ਸੋਹਣੀ ਹੋਵੇ ਰਫਤਾਰ ਸੋਹਣੀ ਹੋਵੇ ਫਿਰ ਚੌਥੇ ਨੰਬਰ ਤੇ ਸਿਰ ਤੇ ਦਸਤਾਰ ਸੋਹਣੀ ਹੋਵੇ ਇਹ ਚਾਰ ਹੋ ਗਈਆਂ ਗੱਲਾਂ ਅੱਛਾ ਜੇ ਕਿਰਦਾਰ ਸੋਹਣਾ ਨਹੀਂ ਤੇਰੀ ਦਸਤਾਰ ਨੂੰ ਕੀ ਕਰੀਏ ਫਿਰ ਨਹੀਂ ਸੋਹਣੀ ਲੱਗਣੀ ਸੋਹਣੀ ਬਨ ਲੈ ਸੋਹਣੀ ਲੱਗਣੀ ਨਹੀਂ ਸੋਹਣੀ ਬਨ ਲੈ ਲੱਗਣੀ ਨਹੀਂ ਕਿਰਦਾਰ ਨਾਲ ਦਸਤਾਰ ਫੱਬਦੀ ਹੈ ਤੇ ਮੈਂ ਹੁਣ ਗੱਲ ਕਹਿ ਰਿਹਾ ਸੀ ਵੀ ਦਸਤਾਰਾਂ ਸਜਾਓ ਸੋਹਣੀਆਂ ਹੌਲੀ ਹੌਲੀ ਕਿਰਦਾਰ ਵੀ ਸੋਹਣਾ ਕਰੋ ਦਸਤਾਰ ਵੀ ਸੋਹਣੀ ਕਿਰਦਾਰ ਵੀ ਸੋਹਣਾ ਬਣਾਈਏ ਹੌਲੀ ਹੌਲੀ ਵਧੀਏ ਅੱਗੇ ਨੂੰ ਤੇ ਇਹ ਸਾਰਾ ਕੁਝ ਘੜਿਆ ਕਿਵੇਂ ਜਾਂਦਾ ਹੈ ਜਿੱਥੇ ਘੜੀਏ ਸੁਰਤ ਮਤ ਮਨ ਬੁੱਧ ਇਹ ਸਾਰਾ ਕੁਝ ਘੜਿਆ ਜਾਣਾ ਗੁਰੂ ਦੇ ਚਰਨਾਂ 'ਚ ਆ ਕੇ ਤੁਸੀਂ ਗੁਰਬਾਣੀ ਸੁਣੋ ਪਿਆਰ ਨਾਲ ਗੁਰਬਾਣੀ ਪੜੋ ਇਹ ਹੌਲੀ ਹੌਲੀ ਆਪਣੇ ਆਪ ਅੰਦਰ ਘੜਿਆ ਜਾਂਦਾ ਹੈ ਜਦੋਂ ਮਨ ਸੋਹਣਾ ਬਣ ਜਾਏਗਾ ਫਿਰ ਕਾਲੇ ਵੀ ਹੋਈਏ ਸੋਹਣੇ ਲੱਗਣ ਲੱਗ ਪਈਦਾ ਬੰਦਾ ਕਾਲਾ ਕੋਝਾ ਵੀ ਸੋਹਣਾ ਲੱਗਦਾ ਜਦੋਂ ਮਨ ਸੋਹਣਾ ਹੋਵੇ ਆਪਾਂ ਕਹਿੰਦੇ ਆ ਰੰਗ ਕਾਲਾ ਹੈ ਪਰ ਗੱਲ ਸੋਹਣੀ ਕਰਦਾ ਹੈ ਜਿਹੜੇ ਬੰਦੇ ਦਾ ਮਨ ਰੱਬ ਨਾਲ ਇੱਕਮਿਕ ਹੋ ਜੇ ਕਹਿੰਦੇ ਉਹਦੇ ਵਰਗਾ ਸੋਹਣਾ ਹੀ ਕੋਈ ਨਹੀਂ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਜਿਹਦਾ ਮਨ ਰੱਬ ਨਾਲ ਸੀਤਾ ਗਿਆ ਇੱਕਮਿਕ ਹੋ ਗਿਆ ਪਰਮਾਤਮਾ ਨਾਲ ਸਮਾਈ ਹੋ ਗਈ ਜਿਹਦੀ ਮਨ ਰੱਬ ਨਾਲ ਇੱਕ ਹੋ ਗਿਆ ਸੱਚਾ ਹੋ ਗਿਆ ਜਿਹਦਾ ਮਨ ਕਹਿੰਦੇ ਤਿੱਥੈ ਸੀਤੋ ਸੀਤਾ ਮਹਿਮਾ ਮਾ ਹੈ ਤਾਂ ਕਿ ਰੂਪ ਨਾ ਕਥਨੇ ਜਾਏ ਸੋਹਣਾ ਲੱਗਦਾ ਹੈ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਜਿਹੜੇ ਸੰਗਤ ਵਿੱਚ ਆਉਣਗੇ ਉਹਦਾ ਮਨ ਸੋਹਣਾ ਬਣੇਗਾ ਬਹੁਤ ਵਾਰ ਕਹਿੰਦਾ ਹੁੰਨਾ ਲੋਕੀ ਬਿਊਟੀ ਪਾਰਲਰ ਵਿੱਚ ਜਾਂਦੇ ਹਨ ਕਿਉਂ ਜਾਂਦੇ ਨੇ ਮੇਰਾ ਤਨ ਸੋਹਣਾ ਲੱਗੇ ਠੀਕ ਹੈ ਨਾ ਇਦਾਂ ਹੀ ਹੈ ਬਿਊਟੀ ਪਾਰਲਰ 'ਚ ਕਿਉਂ ਜਾਂਦੇ ਨੇ ਮੈਂ ਸੋਹਣਾ ਲੱਗਾ ਮੇਰਾ ਤਨ ਸੋਹਣਾ ਲੱਗੇ ਪਰ ਤੇਰਾ ਤਨ ਸੋਹਣਾ ਨਹੀਂ ਲੱਗਣਾ ਜੇ ਵਿੱਚ ਮਨ ਤਨ ਦੇ ਵਿੱਚ ਜਿਹੜਾ ਮਨ ਹੈ ਉਹ ਸੋਹਣਾ ਨਾ ਹੋਇਆ ਫਿਰ ਤਨ ਵਾਸਤੇ ਬਿਊਟੀ ਪਾਰਲਰ ਤੇ ਹੈ ਮੈਨੂੰ ਦੱਸੋ ਮਨ ਦਾ ਬਿਊਟੀ ਪਾਰਲਰ ਕਿੱਥੇ ਹੈ ਜਿੱਥੋਂ ਮਨ ਸੋਹਣਾ ਹੋ ਸਕਦਾ ਹੈ ਮਨ ਕਿੱਥੇ ਸੋਹਣਾ ਹੋਣਾ ਸੰਗਤ ਜੀ ਕਿੱਥੇ ਸਤ ਸੰਗਤ ਵਿੱਚ ਇੱਥੇ ਸਹੀ ਸੁੰਦਰ ਸੋਹਣੇ ਸਾਧ ਸੰਗ ਜਨ ਇੱਥੇ ਮਨ ਮਨ ਦੀ ਘਾੜਤ ਘੜੀ ਜਾਂਦੀ ਹੈ ਸੰਗਤ ਵਿੱਚ ਆ ਕੇ ਮਨ ਸੋਹਣਾ ਬਣ ਜਾਂਦਾ ਹੈ ਜਿਹਦਾ ਮਨ ਸੋਹਣਾ ਹੈ ਬਾਹਰੋਂ ਕਾਲਾ ਕੋਝਾ ਵੀ ਹੋਵੇ ਉਹ ਸੋਹਣਾ ਹੀ ਲੱਗੇਗਾ ਜਿਹਦਾ ਮਨ ਸੋਹਣਾ ਹੈ ਉਹਦੇ ਨਾਲ ਯਾਰੀ ਪਾਣ ਨੂੰ ਦਿਲ ਕਰੇਗਾ ਜਿਹੜੇ ਬੰਦੇ ਦਾ ਮਨ ਸੋਹਣਾ ਨਹੀਂ ਆਪਾਂ ਕਹਾਂਗੇ ਠੱਗ ਗਏ ਤੇਰੇ ਰੰਗ ਨੂੰ ਕੀ ਕਰੀਏ ਚੰਮ ਕੀ ਕਰਨਾ ਹੈ ਮਨ ਸੋਹਣਾ ਨਹੀਂ ਵਾਹ ਵਾਹ ਕਰਹਿ ਸਹੀ ਜਨ ਸੋਹਣੇ ਰੱਬ ਤੋਂ ਗੁਣ ਗਾਣ ਵਾਲੇ ਸੋਹਣੇ ਨੇ ਤਿੰਨ ਕੋ ਪਰਜਾ ਪੂਜਣ ਆਈ ਮਨ ਸੋਹਣਾ ਹੋ ਗਿਆ ਰਾਗੀ ਬਲਵੀਰ ਸਿੰਘ ਸਾਰੀ ਜ਼ਿੰਦਗੀ ਗੁਰੂ ਗ੍ਰੰਥ ਸਾਹਿਬ ਕੋਲ ਬੈਂਦਾ ਰਿਹਾ ਜਿਸ ਪਾਸ ਬੈਠਿਆ ਬੋਲਿਆ ਕਰੋ ਜਿਸ ਪਾਸ ਬੈਠਿਆ ਸੋਹਣੇ ਲੱਗੀਦਾ ਸਭਨਾ ਦਾ ਵਿਸਾ ਵਿਸਾ ਵਿਸ਼ਵਾਸ ਕਰਦੇ ਨੇ ਲੋਕ ਸਾਰੇ ਭਰੋਸਾ ਕਰਦੇ ਨੇ ਸਾਰੇ ਇਹਨਾਂ ਕੋਲ ਬਹਿ ਕੇ ਵੇਖ ਤੇਰੀ ਕਦਰ ਪੈ ਜਾਏਗੀ ਬੱਲੇ ਬੱਲੇ ਕਰਨਗੇ ਲੋਕੀ ਹੱਥਾਂ ਤੇ ਚੁੱਪਣਗੇ ਓਏ 50 ਸਾਲ ਦਰਬਾਰ ਸਾਹਿਬ ਕੀਰਤਨ ਕੀਤਾ ਇਹਨਾਂ ਕੋਲ ਬੈਠਾ ਇਹਨਾਂ ਕੋਲ ਹੱਥਾਂ ਤੇ ਚੁੱਕਣਗੇ 50 ਸਾਲ ਇੱਕ ਪਾਸੇ 50 ਸਾਲ ਪਰ 50 ਮਿੰਟ ਕਿਸੇ ਪਖੰਡੀ ਕੋਲ ਬਹਿ ਗਿਆ 50 ਸਾਲਾਂ ਦੀ ਕਮਾਈ ਗਈ ਸੋਨਾ ਕਿੱਥੇ ਲੱਗਣਾ ਸੀ ਉੱਥੇ ਬਹਿ ਜਿੱਥੇ ਸੋਨਾ ਲੱਗੇ ਇੱਕ ਮਾੜੇ ਜੇ ਗਲਤ ਥਾਂ ਤੇ ਜਾ ਕੇ ਬੰਦਾ ਸੋਹਣਾ ਨਹੀਂ ਰਹਿ ਜਾਂਦਾ ਉਹਦਾ ਮਨ ਸੋਹਣਾ ਨਹੀਂ ਉਹ ਭੈੜਾ ਲੱਗਣ ਲੱਗ ਪੈਂਦਾ ਹੈ ਇੱਕ ਦਿਨ ਇੱਕ ਦਿਨ ਰਹਿੰਦੇ ਸਾਰ ਜਿੰਨੇ ਨੇ ਝੁਰ ਨਹੀਂ ਪੈਣਾ ਹੁਣ ਝੁਰਨਾ ਪੈਣਾ ਹੈ ਜਿੰਨੇ ਸਾਹ ਰਹਿੰਦੇ ਨੇ ਝੁਰ ਝੁਰ ਕੇ ਝੁਰ ਝੁਰ ਕੇ ਅੰਦਰੇ ਅੰਦਰ ਮਰਨਾ ਪੈਣਾ ਇਹ ਸੱਚ ਹੈ ਫਿਰ ਕਿਉਂ ਬਈਏ ਉੱਥੇ ਜਿੱਥੇ ਬਹਿ ਕੇ ਅਸੀਂ ਸੋਹਣੇ ਨਹੀਂ ਲੱਗਦੇ ਤੁਹਾਡੇ ਚੋਂ ਮੇਰੇ ਵੀਰ ਭਰਾ ਸਵੇਰੇ ਜਿਹੜੇ ਪੀਣ ਖਾਣ ਵਾਲਿਓ ਛੱਡ ਕੇ ਤੇ ਗੁਰਦੁਆਰੇ ਜਾਣਾ ਸਟਾਰਟ ਕਰੋ ਤੁਹਾਡੀ ਕਦਰ ਪੈਣੀ ਸ਼ੁਰੂ ਹੋ ਜਾਏਗੀ ਕੱਲ ਤੋਂ ਹੀ ਜਾਂਦਾ ਨਹੀਂ ਨਾ ਗੁਰਦੁਆਰੇ ਸਵੇਰੇ ਗੁਰਦੁਆਰੇ ਜਾਇਆ ਕਰ ਗ੍ਰੰਥੀ ਪਾਠ ਕਰੇ ਤੂੰ ਕੋਲ ਬਹਿ ਕੇ ਸੁਣਿਆ ਕਰ ਰੋਜ਼ ਜਾ ਵੇਖੀ ਤੇਰੇ ਪਰਿਵਾਰ ਵਿੱਚ ਕਦਰ ਪੈਣ ਲੱਗ ਜਾਏਗੀ ਤੇਰੇ ਪਿੰਡ ਵਾਲੇ ਕਹਿਣਗੇ ਗੁਰਮੁਖ ਬੰਦਾ ਹੈ ਰੋਜ਼ ਗੁਰਦੁਆਰੇ ਜਾਂਦਾ ਓਏ ਭਾਵੇਂ ਅੰਦਰ ਅਜੇ ਕੱਖ ਨਹੀਂ ਹੋਇਆ ਪਰ ਕੋਲ ਬਹਿਣ ਨਾਲ ਹੀ ਸੋਹਣੇ ਲੱਗਣ ਲੱਗ ਪਈਦਾ ਆ ਤੂੰ ਸਤਨਾਮ ਹਾਂਜੀ ਕੋਲ ਬਹਿ ਕੇ ਸੋਹਣੇ ਲੱਗੀਦਾ ਇਹਨਾਂ ਦੇ ਇਹ ਸਾਡੇ ਸੱਚੇ ਪਾਤਸ਼ਾਹ ਨੇ ਜਿਸ ਪਾਸ ਬੈਠਿਆ ਸਭਨਾ ਦਾ ਸਾਰੇ ਤੇਰੇ ਤੇ ਵਿਸ਼ਵਾਸ ਕਰਨਗੇ ਪਿਆਰ ਕਰਨ ਲੱਗ ਪੈਣਗੇ ਤੈਨੂੰ ਕੋਲ ਬਹਿ ਤੇ ਸਹੀ ਗਲਤ ਥਾਂ ਤੇ ਜਾਏਗਾ ਦੁਖੀ ਹੋਏਗਾ ਦੋ ਬੇੜੀਆਂ ਵਿੱਚ ਪੈਰ ਰੱਖਣ ਵਾਲਾ ਪਾਰ ਨਹੀਂ ਹੋ ਸਕਦਾ ਸਾਡੀਆਂ ਇੰਨੀਆਂ ਬੇੜੀਆਂ ਨੇ ਅਸੀਂ ਗਿਣ ਨਹੀਂ ਸਕਦੇ ਕਿੰਨੀਆਂ ਕ ਬੇੜੀਆਂ 'ਚ ਸਾਡੇ ਪੈਰ ਨੇ ਪੈਰ ਹੋਰ ਬੇੜੀ 'ਚ ਨੇ ਲੱਤਾਂ ਹੋਰ ਬੇੜੀ 'ਚ ਨੇ ਹੱਥ ਹੋਰ ਬੇੜੀ 'ਚ ਨੇ ਸਿਰ ਹੋਰ ਬੇੜੀ 'ਚ ਹੈ ਇੰਨੀਆਂ ਬੇੜੀਆਂ 'ਚ ਪੈਰ ਨਾ ਧਰੋ ਮਨ ਸੋਹਣਾ ਬਣਾਓ ਜਦੋਂ ਮਨ ਸੋਹਣਾ ਹੋਏਗਾ ਫਿਰ ਬਹੁਤ ਵਾਰ ਐਗਜ਼ੈਂਪਲ ਦਿੱਤੀ ਹੈ ਕਿ ਕੋਇਲ ਨਾਲੋਂ ਕਾਲਾ ਕੋਈ ਨਹੀਂ ਬਗਲੇ ਨਾਲੋਂ ਚਿੱਟਾ ਕੋਈ ਨਹੀਂ ਇਹ ਵੇਖੋ ਸਿੰਪਲ ਗੱਲ ਹੈ ਸਾਡੇ ਪਿੰਡਾਂ ਦੀ ਕਦੇ ਤੁਸੀਂ ਵੇਖਿਆ ਵੀ ਬਗਲਾ ਬਹੁਤ ਸੋਹਣਾ ਹੈ ਤੇ ਕਿਸੇ ਨੇ ਪਿੰਜਰੇ ਵਿੱਚ ਪਾ ਕੇ ਘਰ ਦੇ ਬਾਹਰ ਟੰਗਿਆ ਹੋਵੇ ਯਾਰ ਬਗਲਾ ਬਹੁਤ ਸੋਹਣਾ ਮੈਂ ਸਾਂਭ ਕੇ ਰੱਖਿਆ ਵੀ ਚਿੱਟਾ ਚਿੱਟਾ ਵੇਖੋ ਕਿੰਨਾ ਪਿਆਰਾ ਲੱਗਦਾ ਆਪਾਂ ਕਦੇ ਨਹੀਂ ਬਗਲਾ ਰੱਖਦੇ ਬਗਲਾ ਚਿੱਟਾ ਬਥੇਰਾ ਹੈ ਤੇ ਕੋਇਲ ਜੇ ਸਾਡੇ ਘਰ ਤੇ ਆਲਣਾ ਪਾ ਲਵੇ ਆਪਾਂ ਕਦੇ ਨਹੀਂ ਕਾਂਗੇ ਇਹਨੂੰ ਭਜਾਓ ਕੋਇਲ ਸੋਹਣੀ ਹੋਈ ਲੱਗਦੀ ਹੈ ਆ ਰਿੰਗ ਟਿਊਨਾਂ ਲਵਾਈਆਂ ਨੇ ਕੋਇਲ ਬੋਲਦੀ ਏ ਕੋਇਲ ਉਹਨਾਂ ਨੂੰ ਸੋਹਣੀ ਲੱਗਦੀ ਏ ਆਵਾਜ਼ ਲੈ ਸ਼ਾਹ ਕਾਲੀ ਏ ਵੇਖੋ ਕਾਲੀ ਹੋ ਕੇ ਵੀ ਭੈੜੀ ਨਹੀਂ ਲੱਗਦੀ ਕਾਲੀ ਹੋ ਕੇ ਵੀ ਭੈੜੀ ਨਹੀਂ ਲੱਗਦੀ ਬੋਲਦੀ ਸੋਹਣਾ ਹੈ ਗੁਣ ਹੈ ਉਹਦੇ ਕੋਲ ਗੁਣ ਹੈ ਬਗਲਾ ਚਿੱਟਾ ਹੋ ਕੇ ਵੀ ਸੋਹਣਾ ਨਹੀਂ ਲੱਗਦਾ ਕਿਉਂਕਿ ਡੱਡੀਆਂ ਮੱਛੀਆਂ ਖਾਂਦਾ ਆਪਾਂ ਕਹਾਂਗੇ ਗੰਦ ਖਾਣਾ ਇਹਨੂੰ ਕੀ ਕਰਾਉਣਾ ਹੈ ਚਿੱਟਾ ਹੀ ਹੈ ਪਰ ਸਾਨੂੰ ਨਹੀਂ ਸੋਹਣਾ ਲੱਗਦਾ ਅਸਲ ਚ ਚੇਤਾ ਰੱਖਿਓ ਸੋਹਣੇ ਗੁਣ ਲੱਗਦੇ ਨੇ ਸਰੀਰ ਨਹੀਂ ਆਖੋ ਸਤਨਾਮ ਵਾਹ ਫਿਰ ਕਰਨਾ ਕੀ ਚਾਹੀਦਾ ਹੈ ਕਰਨਾ ਕੀ ਚਾਹੀਦਾ ਹੈ ਗੁਣ ਗੁਣ ਲਿਆਓ ਮਨ ਸੋਹਣਾ ਕਰੋ ਤੇ ਮਨ ਸੋਹਣਾ ਕਿੱਥੇ ਹੁੰਦਾ ਸੰਗਤ ਜਾ ਕੇ ਮਨ ਦੀ ਘਾਟ ਕੌਣ ਘੜਦਾ ਗੁਰੂ ਜੀ ਘੜਦੇ ਨੇ ਮਨ ਨੂੰ ਸੋਹਣਾ ਕੌਣ ਬਣਾਉਂਦਾ ਗੁਰੂ ਜੀ ਬਣਾਉਂਦੇ ਨੇ ਇਹਨਾਂ ਨੇ ਸਾਡੇ ਮਾਈਂਡ ਨੂੰ ਚੇਂਜ ਕਰ ਦੇਣਾ ਇਹ ਮਨ ਬੜਾ ਖੋਟਾ ਹੈ ਮਨ ਖੋਟ ਹਰ ਤੇਰਾ ਨਹੀਂ ਬਸਾ ਇਹਦਾ ਭਰੋਸਾ ਕੋਈ ਨਹੀਂ ਕਿੱਥੇ ਕਦੋਂ ਕਿਵੇਂ ਡੋਲਦਾ ਫਿਰੇ ਆਓ ਨਾਲ ਨਾਲ ਪੜੀਏ ਮਨਾ ਖੋਟਿਆ ਵਸਾ ਨਹੀਂ ਤੇਰਾ ਵਸਾ ਭਰੋਸਾ ਨਹੀਂ ਤੇਰਾ ਮਨਾ ਘੋਟਿਆ ਵਸਾ ਨਹੀਂ ਤੇਰਾ ਓਏ ਕੌਡੀਆਂ ਤੇ ਫਿਰੇ ਡੋਲਦਾ ਮਨਾ ਘੋਟਿਆ ਵਸਾ ਨਹੀਂ ਤੇਰਾ ਕੌਡੀਆਂ ਤੇ ਫਿਰੇ ਡੋਲਦਾ ਮਨਾ ਘੋਟਿਆ ਵਸਾ ਕੋਠੀਆਂ ਕੇ ਬੋਲੋ ਮਨਾ ਖੋਲੇ ਆਪ ਸਾਮੀ ਤੇਰਾ ਕੋਠੀਆਂ ਤੇ ਸਿਰ ਢੋਲਦਾ ਹਲਾ ਕੋਟੇ ਆਪ ਸਾਮੀ ਤੇਰਾ ਜੀ ਕੌੜੀਆਂ ਤੇ ਫਿਰ ਵਸਾ ਨਹੀਂ ਤੇਰਾ ਕੌਡੀਆਂ ਤੇ ਫਿਰੇ ਢੋਲਦਾ ਮਨਾ ਖੋਟਿਆ ਓਏ ਪਨਾ ਖੋਟਿਆ ਵਸਾ ਨਹੀਂ ਤੇਰਾ ਤੂੰ ਕੌਡੀਆਂ ਤੇ ਫਿਰੇ ਢੋਲਦਾ ਨਾ ਖੋਟਿਆ ਵਸਾ ਨਹੀਂ ਤੇਰਾ ਕੌਡੀਆਂ ਤੇ ਫਿਰੇ ਢੋਲਦਾ ਰੱਜ ਕੇ ਖੋਟੀਆਂ ਤੇ ਫਿਰੇ ਗੋਤਾ ਖੋਟਿਆ ਵਿਸਾਨੀ ਤੇਰਾ ਬੋਲੋ ਜਨ ਫਿਰੇ ਪੜੋ ਬਈ ਐਡੀ ਗਿਣਤੀ ਚੋਂ ਗੱਜ ਕੇ ਵਾ ਵਾ ਵਾ ਵਾ ਪੌੜੀਆਂ ਤੇ ਫਿਰੇ ਡੋਲਦਾ ਵਾਵਾ ਵਾਵਾ ਪੌੜੀਆਂ ਤੇ ਫਿਰੇ ਡੋਲਦਾ ਵਾਵਾ ਵਾਵਾ ਪੌੜੀਆਂ ਤੇ ਫਿਰੇ ਡੋਲਦਾ ਵਾਵਾ ਵਾਵਾ ਪੌੜੀਆਂ ਤੇ ਫਿਰੇ ਡੋਲਦਾ ਵਾਵਾ ਵਾਵਾ ਪੌੜੀਆਂ ਤੇ ਫਿਰੇ ਡੋਲਦਾ ਬਾਬਾ ਬਾਬਾ ਕੋਟੀਆਂ ਦੇ ਫਿਰੇ ਜੋਤਾ ਬਾਬਾ ਬਾਬਾ ਕੋਟੀਆਂ ਦੇ ਫਿਰੇ ਜੋਤਾ ਬਾਬਾ ਬਾਬਾ ਕੋਟੀਆਂ ਦੇ ਫਿਰੇ ਜੋਤਾ ਬਾਬਾ ਬਾਬਾ ਕੋਟੀਆਂ ਦੇ ਫਿਰੇ ਜੋਤਾ ਬਾਬਾ ਬਾਬਾ ਕੋਟੀਆਂ ਦੇ ਫਿਰੇ ਦੁਨੀਆ ਤੇ ਫਿਰੇ ਤੋਲਦਾ ਮਨਾ ਖੋਟੇ ਅਗਸਾ ਮਨਾ ਖੋਟੇ ਵਸਾ ਨਹੀਂ ਤੇਰਾ ਦੁਨੀਆ ਤੇ ਫਿਰੇ ਤੋਲਦਾ ਖੋਟਿਆ ਵਸਾ ਨਹੀਂ ਤੇਰਾ ਖੋਗੀਆਂ ਤੇ ਬਿਨੇ ਜੋਗਾ ਸਦਾ ਖੋਟਿਆ ਵਸਾ ਨਹੀਂ ਤੇਰਾ ਖੋਗੀਆਂ ਤੇ ਫਿਰੇ ਜੋਗਾ ਸਦਾ ਖੋਟਿਆ ਬਸਾ ਨਹੀਂ ਤੇਰਾ ਖੋਗੀਆਂ ਤੇ ਫਿਰੇ ਜੋਗਾ ਕਿਸੇ ਦਾ 4 ਲੱਖ ਰੁਪਈਆ ਗਵਾਚਿਆ ਕਿਸੇ ਟੈਕਸੀ ਡਰਾਈਵਰ ਨੂੰ ਮਿਲਿਆ ਸੱਚੀ ਘਟਨਾ ਸੱਚੀ ਘਟਨਾ ਅਖਬਾਰ ਵਿੱਚ ਲੱਗੀ ਸੀ ਟੈਕਸੀ ਡਰਾਈਵਰ ਨੂੰ 4 ਲੱਖ ਮਿਲਿਆ ਭਾਈ ਉਹਨੇ ਕੀ ਕੀਤਾ ਨੇੜੇ ਥਾਣੇ ਵਿੱਚ ਗਿਆ ਜਾ ਕੇ ਥਾਣੇਦਾਰ ਨੂੰ ਕਹਿੰਦਾ ਜੀ 4 ਲੱਖ ਰੁਪਈਆ ਮੇਰੀ ਟੈਕਸੀ ਵਿੱਚ ਕੋਈ ਭੁੱਲ ਗਿਆ ਉਹ ਕਹਿੰਦੇ ਕਮਾਲ ਹੋ ਗਈ ਐਡਾ ਇਮਾਨਦਾਰ ਬੰਦਾ ਥਾਣੇਦਾਰ ਕਹਿੰਦਾ ਕੱਲ ਹੀ ਇੱਕ ਪਰਿਵਾਰ ਆਇਆ ਸੀ ਰਿਪੋਰਟ ਲਿਖਾ ਕੇ ਗਏ ਆ 4 ਲੱਖ ਗਵਾਚਿਆ ਲੈ ਮਿਲ ਗਿਆ ਪਰਿਵਾਰ ਨੂੰ ਸੱਦਿਆ ਇਮਾਨਦਾਰੀ ਦਾ ਕਰਕੇ ਇਨਾਮ ਦਿੱਤਾ ਬੜੀ ਬੱਲੇ ਬੱਲੇ ਹੋਈ ਸੋਭਾ ਹੋਈ ਲੰਘ ਗਏ 5-4 ਮਹੀਨੇ ਉਹੀ ਬੰਦਾ ਬਾਜ਼ਾਰ ਵਿੱਚ ਸਬਜ਼ੀ ਖਰੀਦਣ ਗਿਆ ਉਹੀ ਡਰਾਈਵਰ ਉੱਥੇ ਹੀ ਸਬਜ਼ੀ ਖਰੀਦਣ ਗਿਆ ਆਲੂ ਖਰੀਦਦਾ ਫਿਰਦਾ ਹੁਣ ਇੱਕ ਕਹਿੰਦਾ ਹੈ ਉਸ ਵੇਲੇ ਵੀ 10 ਰੁਪਏ ਕਿਲੋ ਇਹ ਕਹਿੰਦਾ ਯਾਰ ਉਹ ਤੇ 8 ਦਿੰਦਾ ਉਹ ਕਹਿੰਦੇ ਆਲੂ ਵੀ ਤੇ ਚੰਗੇ ਨੇ ਜੇ ਆ 10 ਨੇ ਤੇ ਆਲੂ ਵੀ ਵਧੀਆ ਨੇ ਘੱਟ ਕਰ ਲੈ ਉਹਨੇ ਕੀਤੇ ਨਹੀਂ ਚੱਲ ਪਾ ਦੇ ਹੁਣ ਆਲੂ ਪਾ ਲੈ 2 ਕਿਲੋ ਆਲੂ ਲੈ ਉਹਨੇ ਮੂੰਹ ਪਰਾਂ ਕੀਤਾ ਇਹਨੇ ਚਾਰ ਚੁੱਕ ਕੇ ਆਪਣੇ ਲਫਾਫੇ ਵਿੱਚ ਹੋਰ ਪਾ ਲੈ ਹੁਣ ਉਹ ਕਿਸੇ ਬੰਦੇ ਨੇ ਵੇਖ ਲਿਆ ਰੇੜੀ ਵਾਲੇ ਨਾਲ ਦੇ ਇਹਨਾਂ ਨੇ ਰੌਲਾ ਪਾਤਾ ਵੀ ਆਲੂ ਜ਼ਿਆਦਾ ਨੇ ਇਹ ਬੰਦੇ ਨੇ ਚਾਰ ਆਲੂ ਚੁੱਕੇ ਨੇ ਤੂੰ ਕਹਿੰਦੇ ਪਰਾਂ ਨੂੰ ਮੂੰਹ ਕਰ ਲਿਆ ਇਹਨੇ ਚੁੱਕ ਲੈ ਰੌਲਾ ਪੈ ਗਿਆ ਸਾਰੇ ਉਹ ਇਕੱਠੇ ਹੋ ਗਏ ਪੂਰੀ ਯੂਨੀਅਨ ਹੁੰਦੀ ਹੈ ਇਹਨਾਂ ਦੀ ਵੀ ਇਕੱਠੇ ਹੋ ਕੇ ਕਹਿੰਦੇ ਵੀ ਤੂੰ ਆਲੂ ਪਾਏ ਨੇ ਚਾਰ ਉਹ ਕਹਿੰਦਾ ਨਹੀਂ ਪਾਏ ਰੌਲਾ ਪੈ ਗਿਆ ਉਹ ਰੇਡ ਮਾਰਨ ਕਿਤੇ ਜਾ ਰਿਹਾ ਥਾਣੇਦਾਰ ਉਹ ਨੇੜਿਓਂ ਹੀ ਲੰਘਦਾ ਸੀ ਉਹ ਰੁਕ ਗਿਆ ਕਹਿੰਦੇ ਕੀ ਹੋਇਆ ਕਹਿੰਦੇ ਨੇ ਆਲੂ ਜਦੋਂ ਕਹਿੰਦੇ ਆਲੂ ਕਿਹੜੇ ਬੰਦੇ ਨੇ ਕਹਿੰਦੇ ਲੈ ਕਹਿੰਦੇ ਰੱਬ ਵੀ ਆ ਕੇ ਮੇਰੇ ਸਾਹਮਣੇ ਖੜ ਕੇ ਕਵੇ ਨਾ ਵੀ ਇਹਨੇ ਚਾਰ ਆਲੂ ਚੁੱਕੇ ਨੇ ਮੈਂ ਨਹੀਂ ਮੰਨਦਾ ਇਹ ਉਹ ਬੰਦਾ ਹੈ ਜਿਨੇ 4 ਲੱਖ ਮੋੜਿਆ ਇਹ ਉਹ ਬੰਦਾ ਹੈ 4 ਲੱਖ ਰੁਪਈਆ ਇਹਨੇ ਮੋੜਿਆ ਇਹ ਆਲੂ ਚੋਰੀ ਕਰ ਹੀ ਨਹੀਂ ਸਕਦਾ ਉਹ ਬੰਦਾ ਸਾਹਮਣੇ ਖੜਾ ਕਹਿੰਦੇ ਤੋਲੋ ਤੋਲ ਲੈ ਆਲੂ ਵੱਧ ਨੇ ਉਹ ਕਹਿੰਦੇ ਮੈਂ ਫੇਰ ਨਹੀਂ ਮੰਨਦਾ ਜਾਣ ਕੇ ਇਹਨੂੰ ਫਸਾਉਂਦੇ ਹੋ ਤੁਸੀਂ ਉਹ ਚੁੱਪ ਬੰਦਾ ਬੋਲੇ ਹੀ ਨਾ ਨੀਵੀਂ ਪਾਈ ਖੜਾ ਬੰਦਾ ਆਪਣੀਆਂ ਨਜ਼ਰਾਂ 'ਚ ਆਪ ਹੀ ਗਿਰ ਜਾਂਦਾ ਜਦੋਂ ਫਿਰ ਨੀਵੀਂ ਪਾਉਣੀ ਵੀ ਪੈਂਦੀ ਕਈਆਂ ਦੇ ਤਾਂ ਕਈਆਂ ਦਾ ਹਾਲ ਇਹ ਹੈ ਉਹ ਆਪਣੀਆਂ ਅੱਖਾਂ 'ਚ ਹੀ ਅੱਖਾਂ ਨਹੀਂ ਪਾ ਸਕਦੇ ਕਈਆਂ ਦਾ ਹਾਲ ਇਹ ਕਈ ਆਪਣੇ ਬੱਚਿਆਂ ਦੀਆਂ ਅੱਖਾਂ 'ਚ ਅੱਖਾਂ ਨਹੀਂ ਪਾ ਕੇ ਦੇਖ ਸਕਦੇ ਇਦਾਂ ਦੀਆਂ ਕਰਤੂਤਾਂ ਹੋ ਜਾਂਦੀਆਂ ਨੇ ਜ਼ਿੰਦਗੀ 'ਚ ਘਰ ਵਾਲੀ ਸਾਹਮਣੇ ਸਾਰੀ ਜ਼ਿੰਦਗੀ ਅੱਖ ਨਹੀਂ ਚੁੱਕ ਸਕਦੇ ਬੀਬੀਆਂ ਤੇ ਵੀ ਗੱਲ ਇਹੀ ਲਾਗੂ ਹੁੰਦੀ ਹੈ ਭਾਈਆਂ ਤੇ ਵੀ ਬੀਬੀਆਂ ਤੇ ਅੱਖ ਨਹੀਂ ਤਾਂ ਕਰ ਸਕਦਾ ਬੰਦਾ ਇਦਾਂ ਦੀ ਗਲਤੀ ਹੋ ਜਾਂਦੀ ਨੀਵੀਂ ਪਾ ਕੇ ਖੜਾ ਓਏ ਤੂੰ ਵੀ ਕੁਝ ਬੋਲ ਇਨਸਪੈਕਟਰ ਕਹਿੰਦਾ ਐਸਐਚਓ ਓ ਤੂੰ ਵੀ ਬੋਲ ਕੁਝ ਉਹ ਕਹਿੰਦਾ ਹੈ ਠੀਕ ਹੈ ਜੀ ਗੱਲ ਮੈਂ ਚਾਰ ਆਲੂ ਚੁੱਕੇ ਨੇ ਕਹਿੰਦਾ ਇਹ ਕਿਵੇਂ ਹੋ ਗਿਆ ਉਦੋਂ ਤੂੰ 4 ਮਹੀਨੇ 5 ਮਹੀਨੇ ਪਹਿਲਾਂ ਤੂੰ 4 ਲੱਖ ਮੋੜ ਕੇ ਆਇਆ ਹੈ ਕਹਿੰਦਾ ਜੀ ਮੈਨੂੰ ਨਹੀਂ ਪਤਾ ਇਸ ਮਈ ਮਾਨ ਦਾ ਪਤਾ ਨਹੀਂ ਨਾ ਡੋਲੇ ਤੇ 4 ਲੱਖ ਤੇ ਨਾ ਡੋਲੇ ਜੇ ਡੋਲਣ ਤੇ ਆ ਜੇ ਨਹੀਂ ਪਤਾ ਚਾਰ ਆਲੂਆਂ ਤੇ ਡੋਲ ਜਾਏ ਇਹ ਮਨ ਬੜਾ ਖੋਟਾ ਹੈ ਭਾਈ ਕਈ ਬੰਦਿਆਂ ਨੇ ਸਾਰੀ ਜ਼ਿੰਦਗੀ ਚੋਰੀ ਨਹੀਂ ਕੀਤੀ ਇਹ ਨਹੀਂ ਪਤਾ ਇੱਥੇ 60 ਰੁਪਏ ਦੀਆਂ ਚੱਪਲਾਂ ਤੇ ਡੋਲ ਜਾਣ ਸਾਰੀ ਜ਼ਿੰਦਗੀ ਚੋਰੀ ਨਹੀਂ ਕੀਤੀ ਕਦੇ ਪਰ ਇਹ ਨਹੀਂ ਪਤਾ ਵੀ 60 ਰੁਪਏ ਦੀ ਚੱਪਲ ਦੇ ਉੱਤੇ ਮਨ ਡੋਲ ਜਾਵੇ ਬੇਈਮਾਨ ਹੋਣ ਜੋ ਪਤਾ ਲੱਗਦਾ ਇਹਦਾ ਚੋਰੀ ਤੇ ਚੋਰੀ ਹੈ ਭਾਵੇਂ ਕੱਖ ਦੀ ਕਰ ਲੋ ਭਾਵੇਂ ਲੱਖ ਦੀ ਕਰ ਲੋ ਚੋਰੀ ਤੇ ਚੋਰੀ ਹੁੰਦੀ ਹੈ ਛੁਪਿਆ ਹੋਇਆ ਸੀ ਚੋਰ ਤੇਰੇ ਅੰਦਰ ਹੀ ਉਹਨੂੰ ਕਦੇ ਮੌਕਾ ਹੀ ਨਹੀਂ ਮਿਲਿਆ ਜੇ ਵੱਡਾ ਮੌਕਾ ਮਿਲ ਜਾਂਦਾ ਹੋ ਸਕਦਾ ਇਹ ਬੇਈਮਾਨ ਮਨ ਦਾ ਭਰੋਸਾ ਨਹੀਂ ਤਾਂ ਕਰਕੇ ਗੁਰਬਾਣੀ ਦੇ ਸ਼ਬਦ ਦੀਆਂ ਚੋਟਾਂ ਵੱਜਣਗੀਆਂ ਨਾ ਜਦੋਂ ਫਿਰ ਇਹਨੇ ਸੁਧਰਨਾ ਹੈ ਤੇ ਜਦੋਂ ਅੰਦਰਲਾ ਜਦੋਂ ਇੱਥੇ ਆ ਕੇ ਮਨ ਸਾਫ਼ ਹੋਇਆ ਮਨ ਸ਼ੁੱਧ ਹੋਇਆ ਮਨ ਸੋਹਣਾ ਹੋ ਗਿਆ ਜਦੋਂ ਫਿਰ ਕਾਲਾ ਵੀ ਹੋਵੇਂ ਸੋਹਣਾ ਲੱਗੇਗਾ ਗੱਲ ਚੱਲਦੀ ਸੀ ਨਾ ਕੋਇਲ ਨਾਲੋਂ ਕਾਲਾ ਕੋਈ ਨਹੀਂ ਬਗਲੇ ਨਾਲੋਂ ਚਿੱਟਾ ਕੋਈ ਨਹੀਂ ਪਰ ਕੋਇਲ ਫਿਰ ਵੀ ਸੋਹਣੀ ਲੱਗਦੀ ਹੈ ਉਹਦਾ ਗੁਣ ਤਾਰ ਜਾਂਦਾ ਭਾਈ ਇਸ ਕਰਕੇ ਆਪਾਂ ਗੁਣੀ ਬੰਨਣਾ ਗੁਣੀ ਤੇ ਗੁਣੀ ਕੌਣ ਬਣਾਵੇਗਾ ਗੁਣਾ ਦਾ ਖਜ਼ਾਨਾ ਸਤਿਗੁਰੂ ਸਾਡਾ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਹੀਰਾ ਤੂੰ ਸਾਗਰੋ ਰਤਨਾ ਕਰੋ ਸਾਗਰ ਹੈ ਗੁਣਾ ਦਾ ਹੰਸਾਰ ਨਾ ਜਾਣਾ ਤੇਰੀ RAM ਗੁਣਾ ਦਾ ਸਾਗਰ ਹੈ ਤੇਰੀ ਝੋਲੀ ਛੋਟੀ ਹੋ ਜਾਏਗੀ ਭਾਵ ਤੇਰੇ ਅੰਦਰ ਇੰਨੇ ਸਮਾ ਨਹੀਂ ਸਕਣੇ ਉਹ ਇੰਨੇ ਗੁਣ ਦੇਗਾ ਦਿੰਦਾ ਦੇ ਲੈਂਦੇ ਥੱਕ ਪਾਹੇ ਇਹਨੇ ਗੁਣ ਦਿੰਦਾ ਹੈ ਪਰ ਜਿਹੜਾ ਬੇਨਤੀ ਕਰਦਾ ਵੀ ਮੈਂ ਔਗਣਾ ਦਾ ਭਰਿਆ ਪਿਆ ਮਾਲਕ ਜੀ ਮੇਰੇ ਤੇ ਮਿਹਰ ਕਰੋ ਕਿਰਪਾ ਉਹਦੇ ਤੇ ਹੋਣੀ ਹੈ ਤੇ ਜਿਹੜਾ ਕਹਿੰਦਾ ਮੇਰੇ ਵਰਗਾ ਸਿਆਣਾ ਹੀ ਕੋਈ ਨਹੀਂ ਮੇਰੇ ਵਰਗਾ ਦਾਨਾ ਹੀ ਕੋਈ ਨਹੀਂ ਇਹ ਉਹਦੇ ਤੇ ਨਹੀਂ ਗੱਲ ਲੱਗੂ ਹੋਣੀ ਇਸ ਕਰਕੇ ਆਪਾਂ ਜਿਵੇਂ ਬਾਹਰੋਂ ਸੋਹਣੇ ਲੱਗਦੇ ਆ ਸੱਚੇ ਪਾਤਸ਼ਾਹ ਮਿਹਰ ਕਰਨ ਸਾਡੇ ਅੰਦਰ ਵੀ ਇਦਾਂ ਸੋਹਣੇ ਹੋ ਜਾਣ ਤੇ ਜਿੱਦਣ ਸੋਹਣੇ ਹੋ ਗਏ ਫਿਰ ਇਦਾਂ ਸੋਚਣਾ ਭੁੱਲ ਜਾਾਂਗੇ ਆ ਮੇਰੇ ਗੋਡੇ ਨਾਲ ਗੋਡਾ ਜੋੜ ਕੇ ਬੈਠਾ ਇਹ ਮਜਬੀ ਹੈ ਇਹ ਰਮਦਾਸੀ ਹੈ ਇਹ ਜੱਟ ਹੈ ਇਹ ਰਾਮਗੜੀ ਹੈ ਇਹ ਸਭ ਗੱਲਾਂ ਭੁੱਲ ਜਾਣਗੀਆਂ ਫਿਰ ਕੀ ਲੱਗੇਗਾ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਤੋਂ ਫਿਰ ਕੀ ਕਹਾਂਗੇ ਏਕ ਨੂਰ ਤੇ ਬੋਲੋ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਹੁਣ ਭਾਈ ਇਦਾਂ ਦੀਆਂ ਗੱਲਾਂ ਕਿਉਂ ਕਰਦਾ ਹੈ ਕਹਿੰਦੇ ਗੁਰੂ ਨੇ ਹੁਣ ਇਹਨੂੰ ਸੋਹਣਾ ਬਣਾ ਇਹਦੀ ਘਾੜਤ ਘੜੀ ਗਈ ਤਰਾਸ਼ਤਾ ਇਹਨੂੰ ਤਰਾਸ਼ਤਾ ਇਹ ਸਤਿਗੁਰੂ ਤਰਾਸ਼ ਦਿੰਦੇ ਨੇ ਮੂਰਤੀਕਾਰ ਕੀ ਕਰਦਾ ਹੈ ਫਾਲਤੂ ਟੁਕੜੇ ਲਾ ਕੇ ਵਿੱਚੋਂ ਹੀ ਮੂਰਤੀ ਬਣਾ ਦਿੰਦਾ ਹੈ ਪੱਥਰ ਦੇ ਵਿੱਚੋਂ ਮੂਰਤੀ ਘੜ ਦਿੰਦਾ ਹੈ ਤੇ ਜੇ ਆਪਾਂ ਪੱਥਰ ਨਕਲੀ ਨੂੰ ਫੜਾਤਾ ਨਾ ਕਿਸੇ ਨੂੰ ਜਾ ਕੇ ਨਕਲੀ ਹੋਇਆ ਉਹਨੂੰ ਘੜਨੀ ਨਾ ਆਉਂਦੀ ਹੋਈ ਮੂਰਤੀ ਸਿੱਖਿਆ ਹੀ ਨਹੀਂ ਕਿਤੋਂ ਇਹ ਨਹੀਂ ਪਤਾ ਵੀ ਜਿਹੜਾ ਤੂੰ ਪੱਥਰ ਫੜਾ ਕੇ ਆਇਆ ਵਿੱਚ ਵਿਚਾਲੇ ਇਹੋ ਜਿਹਾ ਥੋਕੇ ਉਹ ਇਹੋ ਜਿਹਾ ਮਾਰੇ ਕਿ ਉਹਦੇ ਪੱਥਰ ਦੇ ਪੰਜ ਚਾਰ ਟੁਕੜੇ ਬਣ ਜਾਣ ਉਹ ਕਿਸੇ ਕੰਮ ਦਾ ਹੀ ਨਾ ਰਵੇ ਕਈ ਬੰਦੇ ਨਕਲੀ ਬਾਬਿਆਂ ਕੋਲ ਜਾ ਕੇ ਕਿਸੇ ਕੰਮ ਦੇ ਨਹੀਂ ਰਹੇ ਉਹਨਾਂ ਦਾ ਹੁਣ ਕੱਖ ਨਹੀਂ ਬਣ ਸਕਦਾ ਨਕਲੀ ਕੋਲ ਚਲੇ ਗਏ ਹੁਣ ਉਹਨਾਂ ਦਾ ਕੱਖ ਨਹੀਂ ਬਣ ਸਕਦਾ ਕਿਉਂਕਿ ਨਕਲੀ ਕੋਲ ਚਲੇ ਗਏ ਆ ਉਹਨਾਂ ਨੇ ਇਹੋ ਜਿਹੇ ਥੋੜੇ ਮਾਰ ਦਿੱਤੇ ਆ ਬੰਦਾ ਕਿਸੇ ਕੰਮ ਦਾ ਨਹੀਂ ਰਿਹਾ ਤੋੜ ਹੀ ਦਿੱਤਾ ਪੱਥਰ ਘੜਿਆ ਕੀ ਜਾਣਾ ਹੁਣ ਕੱਖ ਨਹੀਂ ਬਚਿਆ ਪਰ ਸੰਗਤ ਵਿੱਚ ਆ ਕੇ ਮਨ ਸੋਹਣਾ ਬਣਦਾ ਹੈ ਸੋਹਣੇ ਲੱਗਣ ਲੱਗ ਜਾਂਦਾ ਹੈ ਇੱਥੇ ਆ ਕੇ ਮਨ ਘੜਿਆ ਜਾਂਦਾ ਹੈ ਪਿਆਰੇ ਲੱਗਦੇ ਨੇ ਗੁਰੂ ਦੇ ਸਿੱਖ ਤਾਂ ਕਿ ਰੂਪ ਨਾ ਕਥਨੇ ਜਾਹੇ ਉਹਦਾ ਤੇਜ ਚੱਲਿਆ ਨਾ ਦੀ ਜਾਵੇ ਜਿਹੜੀ ਰੂਹ ਨਾਮ ਜਪਦੀ ਉਹਦਾ ਤੇਜ ਚੱਲਿਆ ਨਾ ਜਾਵੇ ਜਿਹੜੀ ਰੂਹ ਸਾਧ ਸੰਗ ਦਰਸ਼ਨ ਕੋ ਹੈ ਨਿਤ ਨੇਮ ਜਾਕੋ ਸੋਈ ਦਰਸ਼ਨੀ ਸਮ ਦਰਸ਼ ਧਿਆਨੀ ਹੈ ਸ਼ਬਦ ਵਿਵੇਕ ਇੱਕ ਟੇਕ ਜਾ ਕੇ ਮਨ ਵਸੈ ਮਾਨ ਗੁਰ ਗਿਆਨ ਸੋਈ ਬ੍ਰਹਮ ਗਿਆਨੀ ਹੈ ਭਾਈ ਗੁਰਦਾਸ ਜੀ ਕਹਿੰਦੇ ਇੱਕ ਤੇ ਭਰੋਸਾ ਕਰਦਾ ਜਿਹੜਾ ਬ੍ਰਹਮ ਗਿਆਨੀ ਹੈ ਇੱਕ ਰੱਬ ਨੂੰ ਮੰਨਦਾ ਜਿਹੜਾ ਇੱਕ ਪਰਮਾਤਮਾ ਨਾਲ ਜੁੜਿਆ ਸਿੱਖ ਬ੍ਰਹਮ ਗਿਆਨੀ ਹੁੰਦੇ ਨੇ ਪਰ ਬ੍ਰਹਮ ਗਿਆਨੀ ਬਣ ਕੇ ਬਹਿਣ ਵਾਲਾ ਪਖੰਡੀ ਹੁੰਦਾ ਹੈ ਸਿੱਖ ਬ੍ਰਹਮ ਗਿਆਨੀ ਬਣ ਜਾਂਦਾ ਹੈ ਸਤਿਗੁਰ ਦੀ ਬਾਣੀ ਦੀ ਕਮਾਈ ਕਰਕੇ ਸਤਿਗੁਰ ਨਾਲ ਜੁੜ ਕੇ ਬ੍ਰਹਮ ਦਾ ਗਿਆਨ ਹੀ ਹੈ ਗੁਰਬਾਣੀ ਬ੍ਰਹਮ ਦਾ ਗਿਆਨ ਲੈਂਦਾ ਲੈਂਦਾ ਬ੍ਰਹਮ ਗਿਆਨੀ ਬਣ ਜਾਂਦਾ ਹੈ ਕਮਾਈ ਕਰਕੇ ਪਰ ਬ੍ਰਹਮ ਗਿਆਨੀ ਬਣ ਕੇ ਬੈਂਦਾ ਨਹੀਂ ਜਦੋਂ ਬਣ ਕੇ ਬਹਿ ਗਿਆ ਫਿਰ ਪਖੰਡੀ ਬਣ ਗਿਆ ਫਿਰ ਪਖੰਡੀ ਹੋ ਗਿਆ ਸਿੱਖ ਕਮਾਈ ਕਰਕੇ ਜੁੜਦੇ ਨੇ ਸੰਗਤ ਵਿੱਚ ਆ ਕੇ ਮਨ ਚੇਂਜ ਹੁੰਦਾ ਹੈ ਸੋਹਣਾ ਲੱਗਦਾ ਹੈ ਲੱਖਾਂ ਵਿੱਚ ਖਲੋਤਾ ਵੱਖਰਾ ਨਜ਼ਰ ਆਉਂਦਾ ਹੈ ਉਹਦੀ ਸੋਚ ਵੱਖਰੀ ਹੈ ਭਾਈ ਤਾਰੂ ਸਿੰਘ ਸਨ ਜਿਹੜੇ ਜਦੋਂ ਕਚਹਿਰੀ ਵਿੱਚ ਪੇਸ਼ ਹੋਏ ਸੀ ਨਾ ਦਗ-ਦਗ ਕਰਦਾ ਚਿਹਰਾ ਸੀ ਉਹਨਾਂ ਦਾ ਕੁਝ ਜਲਾਦ ਤੇ ਇਦਾਂ ਦੇ ਸੀ ਜਿਹੜੇ ਉਹਨਾਂ ਵੱਲ ਵੇਖ ਕੇ ਹਿੰਮਤ ਨਹੀਂ ਸੀ ਕਰ ਸਕੇ ਵੀ ਅਸੀਂ ਇਹਨਾਂ ਦੇ ਕੇਸ ਕਤਲ ਕਰੀਏ ਕੁਝ ਬੰਦੇ ਇਦਾਂ ਦੇ ਸੀ ਵੀ ਭਾਈ ਸਾਹਿਬ ਦੇ ਚਿਹਰੇ ਵੱਲ ਵੇਖ ਕੇ ਤਪ ਤੇਜ ਇਹਨਾਂ ਦਾ ਰੋਹ ਇਦਾਂ ਦਾ ਵੀ ਡਰ ਕੇ ਪਿੱਛੇ ਹਟ ਗਏ ਰੋਹ ਇਦਾਂ ਬਾਬਾ ਜਰਨੈਲ ਸਿੰਘ ਜੀ ਖਾਲਸਾ ਮਹਾਪੁਰਖਾਂ ਦਾ ਇੰਨਾ ਤਪ ਤੇਜ ਸੀ ਕਿ ਜਿਹੜਾ ਬੰਦਾ ਵੀ ਇੱਕ ਵਾਰੀ ਵੇਖਦਾ ਸੀ ਖੜਦਾ ਸੀ ਉਹਦੀ ਹਿੰਮਤ ਨਹੀਂ ਸੀ ਪੈਂਦੀ ਅੱਗੇ ਗੱਲ ਕਰਨ ਦੀ ਜੁਰਤ ਨਹੀਂ ਸੀ ਪੈਂਦੀ ਇੰਨਾ ਪ੍ਰਭਾਵ ਸੀ ਉਹਨਾਂ ਦਾ ਇੱਕ ਵਾਰੀ ਕਹਿਣਾ ਅੰਮ੍ਰਿਤ ਛਕ ਲਓ ਇੱਕ ਵਾਰੀ ਕਹਿਣਾ ਸਿੰਘ ਸਾਜਨ ਸਜੋ ਤੇ ਜਵਾਬ ਨਹੀਂ ਸੀ ਦੇ ਸਕਦੇ ਹਿੰਮਤ ਨਹੀਂ ਸੀ ਜਵਾਬ ਦੇਣ ਦੀ ਸੁਣਿਓ ਧਿਆਨ ਨਾਲ ਇਕਾਗਰਤਾ ਬਣਾ ਕੇ ਰੱਖਿਓ ਜਦੋਂ ਕਈ ਵਾਰੀ ਸੰਗਤ ਨੇ ਸਿੰਘਾਂ ਨੇ ਜਾਣਾ ਉਹਨਾਂ ਨੇ ਕਹਿਣਾ ਜਿਹੜੇ ਸਾਡੇ Hindu ਭਰਾ ਨੇ ਉਹ ਪਿਛਲੇ ਪਾਸੇ ਨੂੰ ਹੋ ਜਾਓ ਜਿਹੜੇ ਸਾਡੇ Hindu ਭਰਾ ਨੇ ਪਿਛਲੇ ਪਾਸੇ ਨੂੰ ਖਲੋ ਜਾਓ ਉਹ ਪਿੱਛੇ ਨੂੰ ਘੜ ਜਾਂਦੇ ਸੀ ਜਿਹੜੇ ਸਾਡੇ ਸਿੱਖ ਭਰਾ ਅੰਮ੍ਰਿਤਧਾਰੀ ਸਿੰਘ ਨੇ ਖਾਲਸੇ ਚ ਰਲ ਗਏ ਆ ਉਹ ਮੇਰੇ ਵੱਲ ਨੂੰ ਆ ਜਾਓ ਅੱਗੇ ਨੂੰ ਆ ਜਾਓ ਹੁਣ ਜਿਹੜੇ ਅੰਮ੍ਰਿਤਧਾਰੀ ਸਿੰਘ ਹੁੰਦੇ ਸੀ ਅੱਗੇ ਨੂੰ ਆ ਜਾਂਦੇ ਸੀ ਫਿਰ ਕੁਝ ਵਿਚਾਲੇ ਰਹਿ ਜਾਂਦੇ ਸੀ ਜਿਨ੍ਹਾਂ ਨੇ ਛਕਿਆ ਨਹੀਂ ਸਿੰਘ ਨਹੀਂ ਬਣੇ ਗੁਰੂ ਵਾਲੇ ਨਹੀਂ ਬਣੇ ਹੁਣ ਕੁਝ ਹਿੰਦੂ ਨੇ ਉਹ ਪਿੱਛੇ ਨੇ ਸਿੰਘ ਨੇ ਖਾਲਸੇ ਨੇ ਸਿੱਖ ਭਾਈ ਇਧਰ ਨੂੰ ਆ ਜਾਓ ਇਧਰ ਨੂੰ ਆ ਜਾਂਦੇ ਸੀ ਬਾਬਾ ਜੀ ਨੇ ਫਿਰ ਆਵਾਜ਼ ਦੇਣੀ ਭਾਈ ਆ ਜਿਹੜੇ ਵਿਚਾਲੇ ਤੁਸੀਂ ਰਹਿ ਗਏ ਹੁਣ ਤੁਹਾਡੀ ਮਰਜ਼ੀ ਹੈ ਚਾਹੇ ਹੁਣ ਇੱਧਰ ਨੂੰ ਆ ਜਾਓ ਚਾਹੇ ਪਰੇ ਨੂੰ ਚੱਲ ਜਾਓ ਹੁਣ ਫੈਸਲਾ ਕਰ ਲਓ ਵਿੱਚ ਵਿਚਾਲੇ ਨਹੀਂ ਰਹਿਣਾ ਜਾਂ ਤੇ ਪੱਕੇ ਹੀ ਉਧਰ ਹੋ ਜਾਓ ਜਾਂ ਫਿਰ ਇੱਧਰ ਨੂੰ ਆ ਜਾਓ ਇੰਨੀ ਇੰਨੀ ਗੱਲ ਕਹਿਣ ਨਾਲ ਹੀ ਪ੍ਰਭਾਵ ਪੈ ਜਾਂਦਾ ਸੀ ਉਹਨਾਂ ਦਾ ਸਤਬਚਨ ਬਾਬਾ ਜੀ ਇਦਾਂ ਕਹਿਣਾ ਅੱਗੋਂ ਸਤਬਚਨ ਜੀ ਮੋੜਦਾ ਨਹੀਂ ਸੀ ਕੋਈ ਹਿੰਮਤ ਨਹੀਂ ਸੀ ਪੈਂਦੀ ਮੋੜਨ ਦੀ ਆ ਹੁਣ ਪਿੱਛੇ ਜੇ ਇੱਕ ਵੀਡੀਓ ਵੇਖੀ ਸੀ ਉਹਦੇ ਵਿੱਚ ਆਇਆ ਕਿ ਇੱਕ ਪੰਡਤ ਗੱਲ ਕਰਨ ਵਾਸਤੇ ਆਇਆ ਹੈ ਤੇ ਬਾਬਾ ਜੀ ਇਦਾਂ ਬੈਠੇ ਆ ਕਹਿੰਦੇ ਕੀ ਗੱਲ ਬਈ ਕਹਿੰਦੇ ਗੱਲਬਾਤ ਫੇਰ ਸਟਾਰਟ ਕਰਦੇ ਆ ਤੁਸੀਂ ਵੇਖੀ ਹੋਣੀ ਕਿਸੇ ਨੇ ਗੱਲਬਾਤ ਫੇਰ ਸਟਾਰਟ ਕਰਦੇ ਆ ਜੀ ਪਹਿਲਾਂ ਕਹਿੰਦੇ ਮਨ ਸ਼ਾਂਤ ਕਰਨਾ ਮੈਂ ਮੈਨੂੰ ਅੱਖਾਂ ਬੰਦ ਕਰਕੇ ਬਹਿ ਜਾਣ ਦਿਓ ਬਾਬਾ ਜੀ ਮਹਾਂਪੁਰਖ ਬਹਿ ਗਏ ਉਹ ਅੱਖਾਂ ਬੰਦ ਕਰਕੇ ਕੋਲ ਹੀ ਬੈਠਾ ਹੈ ਅੱਖਾਂ ਬੰਦ ਕੀਤੀਆਂ ਹੋਏ ਨੇ ਤਾਂ ਬਾਬਾ ਜੀ ਕਹੀ ਜਾਂਦੇ ਨੇ ਵਿੱਚ ਹੀ ਓਏ ਸਾਨੂੰ ਤੇ ਲੋੜ ਨਹੀਂ ਪੈਂਦੀ ਐਦਾਂ ਤੇਰੇ ਵਾਂਗੂ ਸ਼ਾਂਤੀ ਲਿਆਉਣੀ ਨਹੀਂ ਪੈਂਦੀ ਸਾਨੂੰ ਤੇ ਮਹਾਰਾਜ ਨੇ ਇੰਨੀ ਗੁਰਬਾਣੀ ਪੜ੍ਹ ਕੇ ਇੰਨੀ ਕਿ ਸਮਝ ਪੈ ਗਈ ਹੈ ਪਤਾ ਲੱਗ ਗਿਆ ਹੈ ਐਦਾਂ ਹੀ ਦੇਗਾ 'ਚ ਸੇਖੋ ਵਾਲੇ ਖਾ ਗਏ ਬੰਦ-ਬੰਦ ਕਟਾ ਗਏ ਆ ਤੇਰੇ ਵਾਂਗੂ ਬਹਿਣਾ ਨਹੀਂ ਪਿਆ ਮਨ ਸ਼ਾਂਤੀ ਸੀ ਆਖੋ ਸਤਨਾਮ ਸ਼ਾਂਤੀ ਸੀ ਉਹਦੇ ਕੋਲ ਬੈਠੇ ਹੀ ਗਈ ਜਾਂਦੇ ਨੇ ਉਹ ਪਹਿਲਾਂ ਨਾਲ ਵਾਲੇ ਗੱਲਾਂ ਕਰੀ ਜਾਂਦੇ ਨੇ ਉਹ ਅੱਖਾਂ ਬੰਦ ਕਰਕੇ ਬੈਠਾ ਹੀ ਰਿਹਾ 10 ਮਿੰਟ ਫੇਰ ਅੱਖਾਂ ਖੋਲੀਆਂ ਉਹਨੇ ਜਦੋਂ ਗੱਲਬਾਤ ਸਟਾਰਟ ਕੀਤੀ ਫਿਰ ਮਿੰਟ 'ਚ ਭੜਕ ਵੀ ਗਿਆ ਮਾੜੀ ਜੀ ਗੱਲ ਤੋਰੀ ਭੜਕ ਗਿਆ ਬਾਬਾ ਜੀ ਕਹਿੰਦੇ ਨੇ ਫਿਰ ਬਾਅਦ ਚ ਉਹਨੂੰ ਉਹਦੇ ਵਿੱਚ ਕੈਸਟ ਚ ਕਹਿੰਦੇ ਆ ਹੁਣ ਤੇਰੀ ਸ਼ਾਂਤੀ ਕਿੱਧਰ ਗਈ ਹੁਣ ਤੇ ਅੱਖਾਂ ਬੰਦ ਕਰਕੇ ਬੈਠਾ ਸੀ ਹੁਣ ਇੱਕਦਮ ਭੜਕਦਾ ਵੀ ਆ ਮਾੜੀ ਮਾੜੀ ਗੱਲ ਸੁਣ ਕੇ ਹੁਣ ਤੇਰੇ ਅੰਦਰ ਦਾ ਟਿਕਾ ਕਿੱਧਰ ਗਿਆ ਹੁਣ ਤੇਰੇ ਮਨ ਦੀ ਸ਼ਾਂਤੀ ਕਿੱਧਰ ਗਈ ਇਸ ਕਰਕੇ ਉਹ ਤਪ ਤੇਜ ਹੁੰਦਾ ਹੈ ਬੰਦਗੀ ਵਾਲੇ ਜਿਹੜੇ ਨੇ ਸਿਮਰਨ ਵਾਲੇ ਨੇ ਜਿਹੜੇ ਉਹਨਾਂ ਵਿੱਚ ਜੁਰਤ ਹੁੰਦੀ ਹੈ ਖੰਮ ਖੜ ਕੇ ਸਾਹਮਣੇ ਹਿੰਮਤ ਨਹੀਂ ਪੈਂਦੀ ਜਦੋਂ ਆਪਣਾ ਜੀਵਨ ਬਣਾਵਾਂਗੇ ਮਨ ਸੋਹਣਾ ਹੋ ਗਿਆ ਫਿਰ ਕਾਲੇ ਕੋਝੇ ਵੀ ਹੋਏ ਤੇ ਸੋਹਣੇ ਲੱਗਣ ਲੱਗ ਪਾਂਗੇ ਭਾਈ ਤਾਰੂ ਸਿੰਘ ਕੰਮ ਕੀ ਕਰਦਾ ਸੀ ਭੁੱਖਿਆਂ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਂਦਾ ਸੀ ਘਰ ਵਿੱਚ ਫਾਕਾ ਵੀ ਕੱਟ ਲੈਣਾ ਘੱਟ ਖਾ ਲੈਣਾ ਪਰ ਉਹਨਾਂ ਸਿੰਘਾਂ ਦੀ ਮਦਦ ਕਰਨੀ ਜਿਹੜੇ ਕੌਮ ਲਈ ਜੂਝਦੇ ਨੇ ਜੰਗਲਾਂ ਵਿੱਚ ਤੁਰੇ ਫਿਰਦੇ ਨੇ ਜਿਹੜੇ ਉਹਨਾਂ ਨੂੰ ਪ੍ਰਸ਼ਾਦਾ ਛਕਾਉਣਾ ਉਹਨਾਂ ਨੂੰ ਬਸਤਰ ਸਵਾ ਕੇ ਦੇਣੇ ਜਿਵੇਂ ਮੈਂ ਕੱਲ ਆਪ ਜੀ ਨੂੰ ਅਰਜ਼ ਕੀਤੀ ਸੀ ਕਿ ਕਿਸੇ ਲੋੜਵੰਦ ਦੀ ਲੋੜ ਪੂਰੀ ਕਰੋਗੇ ਤੇ ਰਮਾਲਾ ਪਹੁੰਚ ਜਾਏਗਾ ਕਿਸੇ ਗਰੀਬ ਨੂੰ ਦਿਓਗੇ ਅੱਪੜ ਜਾਏਗਾ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ ਕਿਸੇ ਦੀ ਮਦਦ ਕਰਨੀ ਹੈਲਪ ਕਰਨੀ ਇੱਕ ਦੂਜੇ ਦੀ ਰਲ ਕੇ ਭੈਣ ਭਰਾ ਹੈਲਪ ਕਰੀਏ ਮਦਦ ਕਰੀਏ ਤੇ ਸਤਿਗੁਰੂ ਦੀ ਇਹਦੇ ਵਿੱਚ ਖੁਸ਼ੀ ਹੈ ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ਼ ਜਿੱਥੇ ਕਿਸੇ ਗਰੀਬ ਨੂੰ ਸੰਭਾਲਿਆ ਜਾਂਦਾ ਹੈ ਕਿਸੇ ਗਰੀਬ ਦੀ ਬਾਹ ਫੜੀ ਜਾਂਦੀ ਹੈ ਤੇ ਹੁਣ ਭਾਈ ਤਾਰੂ ਸਿੰਘ ਬਹੁਤ ਸੰਭਾਲਦਾ ਹੈ ਉਹਨਾਂ ਵੇਲਿਆਂ ਦੇ ਵਿੱਚ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਂਦਾ ਹੈ ਸੇਵਾ ਕਰਦਾ ਹੈ ਉਥੇ ਨੇੜੇ ਰਹਿਣ ਵਾਲਾ ਪੱਟੀ ਦਾ ਚੌਧਰੀ ਫੌਜਦਾਰ ਉਮਰ ਦਾ 60 ਸਾਲ ਦਾ ਹੈ ਇਹਨੇ ਇਹ ਹੁਣ ਉਸ ਵੇਲੇ ਜ਼ਕਰੀਆ ਖਾਨ ਦਾ ਰਿਸ਼ਤੇਦਾਰ ਹੈ ਰਿਸ਼ਤੇਦਾਰ ਹੋਣ ਮੰਤਰੀਆਂ ਦੇ ਸੰਤਰੀਆਂ ਦੇ ਫਿਰ ਤੁਹਾਨੂੰ ਪਤਾ ਹੀ ਹੈ ਵੀ ਜਨਤਾ ਤੇ ਰੋਗ ਮਾਰਦੇ ਨੇ ਕਿਉਂ ਲਾਲ ਬੱਤੀ ਲਾਈ ਹੈ ਕਹਿੰਦੇ ਰਿਸ਼ਤੇਦਾਰਾਂ ਗਾਂ ਦੀ ਗਾਂ ਮੰਤਰੀ ਆਪ ਨਹੀਂ ਹੈ ਉਹਦਾ ਕੋਈ ਨਹੀਂ ਰਿਸ਼ਤੇਦਾਰ ਹੈ ਬਸ ਕੱਲਾ ਰਿਸ਼ਤੇਦਾਰੀ ਦਾ ਡਰ ਕਹਿੰਦੇ ਰਿਸ਼ਤੇਦਾਰ ਇਹ ਜ਼ਕਰੀਆ ਖਾਨ ਦਾ ਫੌਜਦਾਰ ਪੱਟੀ ਦਾ ਧੱਕੇ ਨਾਲ ਬੱਚੀ ਨੂੰ ਲੈ ਕੇ ਚੁੱਕ ਕੇ ਉਹਦਾ ਪਿਓ ਤਰਲੇ ਕਰਦਾ ਮੇਰੀ ਧੀ ਨੂੰ ਛੱਡ ਦੇ ਉਹ ਕਹਿੰਦੇ ਨਹੀਂ ਇਹਦੇ ਨਾਲ ਮੈਂ ਨਿਕਾਹ ਕਰਾਉਣਾ ਇਹ ਮੰਨਦੀ ਨਹੀਂ ਹੁਣ ਉਹਨੂੰ ਬੰਦ ਕੀਤਾ ਜੇਲ੍ਹ ਵਿੱਚ ਪੱਟੀ ਵਿੱਚ ਉਹ ਪਿਓ ਮਿਲਣ ਗਿਆ ਕਹਿੰਦਾ ਧੀਏ ਮੰਨ ਜਾ ਕਹਿਣ ਲੱਗੀ ਇਹ ਨਹੀਂ ਹੋ ਸਕਦਾ ਬਾਪੂ ਮੈਂ ਨਿਕਾਹ ਨਹੀਂ ਕਰਾਉਣਾ ਕਹਿੰਦਾ ਫਿਰ ਮੈਂ ਕਰਾਂ ਕੀ ਕਹਿੰਦੇ ਫੌਜਦਾਰ ਕੋਲ ਜਾ ਜਾ ਕੇ ਬੇਨਤੀ ਕਰ ਤੂੰ ਜਕਰੀਆ ਖਾਨ ਕੋਲ ਜਾ ਉਹਨੂੰ ਜਾ ਕੇ ਕਹਿ ਪਿਓ ਕਹਿੰਦਾ ਜੇ ਜਕਰੀਆ ਖਾਨ ਤੇ ਦਾ ਰਿਸ਼ਤੇਦਾਰ ਹੈ ਉਹ ਨਾ ਮੰਨਿਆ ਫਿਰ ਕੀ ਕਰੀਏ ਕਹਿਣ ਲੱਗੀ ਫਿਰ ਇੱਕੋ ਹੀ ਟਿਕਾਣਾ ਫਿਰ ਸਿੰਘਾਂ ਕੋਲ ਚਲਿਆ ਜਾਈ ਖਾਲਸਾ ਹੀ ਤੇਰੀ ਹੈਲਪ ਕਰ ਸਕਦਾ ਖਾਲਸਾ ਤੇਰੀ ਮਦਦ ਕਰ ਸਕਦਾ ਇਦਾਂ ਦੇ ਸਿੰਘ ਹੁੰਦੇ ਸੀ ਕਹਿੰਦੇ ਕਿਤੇ ਨਾ ਜਾ ਸਕੇ ਤੇ ਉਹ ਸਿੰਘਾਂ ਕੋਲ ਜਾਈ ਇਹ ਹਰ ਇੱਕ ਦੀ ਧੀ ਭੈਣ ਨੂੰ ਆਪਣੀ ਧੀ ਭੈਣ ਵਰਗੀ ਸਮਝਦੇ ਨੇ ਇਹ ਸਿੱਖ ਕੌਮ ਹੈ ਕਿਸੇ ਦੀ ਧੀ ਭੈਣ ਤੇ ਆਪਣੀ ਧੀ ਭੈਣ 'ਚ ਫਰਕ ਨਹੀਂ ਸਮਝਦੇ ਇਹ ਇੱਕੋ ਗੱਲ ਕਹਿੰਦੇ ਨੇ ਵੀ ਧੀਆਂ ਭੈਣਾਂ ਸਭ ਦੀਆਂ ਬੋਲੋ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਇਹ ਮਦਦ ਕਰਦੇ ਨੇ ਬਾਪੂ ਤੇਰੀ ਜੇ ਨਾ ਕਿਤੇ ਸੁਣਵਾਈ ਹੋਈ ਸਿੰਘਾਂ ਕੋਲ ਚਲਿਆ ਜਾਈ ਹੁਣ ਗੱਲ ਨਵੇੜੀਏ ਇਹ ਜ਼ਕਰੀਆ ਖਾਨ ਕੋਲ ਜਾਂਦਾ ਹੈ ਇਹ ਜਾ ਕੇ ਕਹਿੰਦਾ ਜੀ ਜੇ ਬਾੜੀ ਹੀ ਖੇਤ ਨੂੰ ਖਾਏਗੀ ਖੇਤ ਦਾ ਰਾਖਾ ਕੌਣ ਬਣੇਗਾ ਉਹਨਾਂ ਨੇ ਧੱਕੇ ਮਾਰ ਕੇ ਦਰਬਾਰ ਚੋਂ ਕੱਢਤਾ ਕਹਿੰਦੇ ਚੱਲ ਬਈ ਧੱਕੇ ਮਾਰ ਕੇ ਦਰਬਾਰ ਚੋਂ ਕੱਢਤਾ ਫਿਰ ਕਿੱਥੇ ਗਿਆ ਇਹ ਆਇਆ ਭਾਈ ਤਾਰੂ ਸਿੰਘ ਕੋਲ ਭਾਈ ਤਾਰੂ ਸਿੰਘ ਨੇ ਪ੍ਰਸ਼ਾਦਾ ਛਕਾਇਆ ਬਾਬਾ ਰਾਮ ਨਾਲ ਬਹਿ ਕੇ ਪਹਿਲਾਂ ਪ੍ਰਸ਼ਾਦਾ ਛਕ ਫਿਰ ਗੱਲ ਕਰਦੇ ਆ ਗੱਲ ਤੁਰ ਪਈ ਕਹਿਣ ਲੱਗਾ ਤਾਰੂ ਸਿਆ ਮੇਰੀ ਧੀ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਏ ਆ ਮੈਂ ਵੀ ਮੁਸਲਮਾਨ ਆ ਉਹ ਵੀ ਮੁਸਲਮਾਨ ਨੇ ਬੜਾ ਧੱਕਾ ਕੀਤਾ ਜਾ ਰਿਹਾ ਮੇਰੇ ਨਾਲ ਭਾਈ ਤਾਰੂ ਸਿੰਘ ਕਹਿੰਦਾ ਸਹੀ ਜਗ੍ਹਾ ਤੇ ਆ ਗਿਆ ਬਾਬਾ ਸਹੀ ਜਗ੍ਹਾ ਤੇ ਆਇਆ ਮੈਂ ਸਿੰਘਾਂ ਦਾ ਪ੍ਰਸ਼ਾਦਾ ਲੈ ਕੇ ਚੱਲਿਆ ਜੰਗਲ 'ਚ ਰਹਿੰਦੇ ਨੇ ਉਹਨਾਂ ਨਾਲ ਗੱਲਬਾਤ ਚਲਾਵਾਂਗੇ ਚੱਲ ਕੇ ਚੱਲ ਮੇਰੇ ਨਾਲ ਚੱਲੀਏ ਪ੍ਰਸ਼ਾਦਾ ਲੈ ਗਿਆ ਪ੍ਰਸ਼ਾਦਾ ਛਕਾਣ ਤੋਂ ਬਾਅਦ ਸਿੰਘਾਂ ਨੂੰ ਆਖਿਆ ਆ ਬਾਬੇ ਦੀ ਲੜਕੀ ਜ਼ਬਰਦਸਤੀ ਲੈ ਕੇ ਚੁੱਕ ਕੇ ਪੱਟੀ ਵਿੱਚ ਹੈ ਥਾਣੇਦਾਰ ਉਥੋਂ ਦਾ ਫੌਜਦਾਰ ਕਹਿ ਲੋ ਥਾਣੇਦਾਰ ਕਹਿ ਲੋ ਜਿੱਦਾਂ ਦੇ ਅਹੁਦੇ ਸੀ ਲੈ ਗਿਆ ਚੁੱਕ ਕੇ ਉਹ ਸਿੰਘ ਕਹਿੰਦੇ ਬਾਬਾ ਗੱਲ ਹੀ ਕੋਈ ਨਹੀਂ ਚੱਲ ਸਾਡੇ ਨਾਲ ਨਾਲ ਹੀ ਦਾਰੂ ਸਿੰਘ ਗਿਆ ਰਾਤੋਂ ਰਾਤ ਪੱਟੀ ਪਹੁੰਚੇ ਪੰਜ ਸੱਤ ਸਿਪਾਹੀ ਅੱਗੇ ਆਏ ਚਟਕਾਤੇ ਬੱਚੀ ਨੂੰ ਜੇਲ੍ਹ ਚੋਂ ਕਢਾਇਆ ਰਿਸ਼ਤੇਦਾਰੀ 'ਚ ਪਚਾ ਕੇ ਅਗਲੇ ਦਿਨ ਹੀ ਮੁੰਡਾ ਲੱਭ ਕੇ ਰਿਸ਼ਤਾ ਨਿਕਾਹ ਕਰਕੇ ਸਹੁਰੇ ਵੀ ਤੋਰਤੀ ਦੋ ਦਿਨਾਂ 'ਚ ਸਹੁਰੇ ਵੀ ਤੋਰਤੀ ਇਸ ਗੱਲ ਦਾ ਪਤਾ ਲੱਗਾ ਜ਼ਕਰੀਆ ਖਾਨ ਨੂੰ ਕਹਿੰਦਾ ਲੱਭੋ ਕੌਣ ਸੀ ਲੱਭਦਿਆਂ ਲੱਭਦਿਆਂ ਫਿਰ ਚੁਗਲ ਖੋਰ ਨਾ ਚੁਗਲੀਆਂ ਬਾਜ ਆਉਂਦੇ ਗੱਲ ਕਹਿੰਦਿਆਂ ਕਹਿੰਦਿਆਂ ਕੱਚੇ ਕੋਠੇ ਨੂੰ ਜੇਕਰ ਲੰਬੀਏ ਨਾ ਆਖਰ ਟੈਂਦਿਆਂ ਟੈਂਦਿਆਂ ਟਹਿ ਜਾਂਦੇ ਟਹਿ ਜਾਂਦੇ ਉਦਮ ਬਾਜ ਨਾ ਕੋਈ ਵੀ ਕੰਮ ਸਰਦਾ ਕੱਲ ਕਰ ਲਾਂਗੇ ਕੱਲ ਕਰ ਲਾਂਗੇ ਕੋਈ ਨਹੀਂ ਕਰਦੇ ਆ ਕੋਈ ਨਹੀਂ ਕਰਦੇ ਆ ਉਦਮ ਬਾਜ ਨਾ ਕੋਈ ਵੀ ਕੰਮ ਸਰਦਾ ਆਖਰ ਰਹਿੰਦੇ ਆ ਰਹਿੰਦੇ ਆ ਰੁੱਸੇ ਹੋਏ ਨੂੰ ਜੇਕਰ ਮਨਾਈਏ ਨਾ ਪਵਾੜੇ ਪੈਂਦੇ ਆ ਪੈਂਦੇ ਆ ਪਵਾੜੇ ਨਾ ਕੋ ਪਾੜੇ ਪੈਂਦੇ ਆ ਪੈਂਦੇ ਆ ਪੈ ਜਾਂਦੇ ਪਾੜੇ ਵੱਧ ਜਾਂਦਾ ਨਾ ਫਿਰ ਨਾ ਮਨਾਓ ਨਾ ਗੱਲਬਾਤ ਬਹਿ ਕੇ ਕਰੋ ਕੰਮ ਵੱਧਦਾ ਵੱਧਦਾ ਵੱਧਦਾ ਵਧੀ ਜਾਂਦਾ ਨੈਗੇਟਿਵ ਵੇਖਣ ਲੱਗ ਗਏ ਨਾ ਆਪਾਂ ਹੁਣ ਬੰਦੇ ਦੀ ਪਿਕਚਰ ਹੀ ਮਾੜੀ ਬਣ ਜਾਂਦੀ ਹੈ ਫੈਸਲਾ ਕੀ ਹੋਣਾ ਆ ਗੱਲ ਥੋੜੀ ਜੀ ਗਹਿਰੀ ਹੈ ਜਿਹੜਾ ਧਿਆਨ ਨਾਲ ਸੁਣੋ ਆ ਗੱਲ ਆਪਾਂ ਥੋੜੀ ਜੀ ਕਰਦੇ ਆਂ ਵਿੱਚ 2 ਮਿੰਟ ਇੱਕ ਬੱਚਾ ਜੰਮਿਆ ਹੈ ਪਾਗਲ ਹੈ ਇੱਕ ਬੱਚਾ ਜੰਮਿਆ ਹੈ ਪਾਗਲ ਹੈ ਦਿਮਾਗ ਉਹਦਾ ਕੰਮ ਨਹੀਂ ਕਰਦਾ ਮਾਂ ਸਾਹਮਣੇ ਖੜੀ ਹੈ ਪਰ ਉਹ ਮਾਂ ਦੀ ਪਿਕਚਰ ਨਹੀਂ ਬਣਾ ਰਿਹਾ ਉਹਦਾ ਮਾਈਂਡ ਨਹੀਂ ਨਾ ਬਣਾ ਰਿਹਾ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਮੇਰੀ ਮਾਂ ਹੈ ਭਰਾ ਸਾਹਮਣੇ ਖੜਾ ਹੈ ਪਰ ਭਰਾ ਦੀ ਉਹਦੇ ਮਾਈਂਡ ਵਿੱਚ ਪਿਕਚਰ ਨਹੀਂ ਬਣਦੀ ਉਹਨੂੰ ਪਤਾ ਭਰਾ ਹੈ ਬਾਹਰ ਤੇ ਹੈ ਨਾ ਭਰਾ ਸਾਹਮਣੇ ਖੜਾ ਹੈ ਪਰ ਉਹਦਾ ਦਿਮਾਗ ਪਿਕਚਰ ਨਹੀਂ ਮਾਈਂਡ ਬਣਾ ਰਿਹਾ ਵੀ ਮੇਰਾ ਭਰਾ ਹੈ ਇੰਨੀ ਗੱਲ ਤੇ ਪਕੜ ਚ ਆ ਗਈ ਨਾ ਅੱਛਾ ਇਹਦਾ ਮਤਲਬ ਇਹ ਹੈ ਵੀ ਸਾਡਾ ਮਾਈਂਡ ਪਿਕਚਰ ਬਣਾਉਂਦਾ ਹੈ ਸਾਡਾ ਦਿਮਾਗ ਸਾਡਾ ਮਾਈਂਡ ਤੇ ਬਣਾਉਂਦਾ ਪਿਕਚਰ ਵੀ ਆ ਮੇਰਾ ਭਰਾ ਹੈ ਆ ਮੇਰੀ ਮਾਂ ਹੈ ਆ ਮੇਰਾ ਪਿਓ ਹੈ ਇਹ ਜਿਹੜਾ ਬਾਹਰਲਾ ਜਗਤ ਹੈ ਇਹ ਬਾਹਰ ਬਾਦ ਵਿੱਚ ਹੈ ਅੰਦਰ ਪਹਿਲਾਂ ਹੈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਧਿਆਨ ਨਾਲ ਸੁਣੋ ਗੱਲ ਧਿਆਨ ਨਾਲ ਬੜੀ ਬਰੀਕ ਹੈ ਆਰਾਮ ਨਾਲ ਸਮਝ ਆ ਰਹੀ ਵੇਖੋ ਬਿਲਕੁਲ ਆਰਾਮ ਨਾਲ ਇਹ ਬਾਹਰ ਜਿਹੜਾ ਜਗਤ ਹੈ ਇਹ ਬਾਅਦ ਵਿੱਚ ਹੈ ਪਹਿਲਾਂ ਜਗਤ ਅੰਦਰ ਹੈ ਤੁਹਾਡੇ ਦਿਮਾਗ ਨੇ ਮਨ ਨੇ ਪਿਕਚਰ ਬਣਾਈ ਹੈ ਤਾਂ ਮਾਂ ਨਹੀਂ ਤੇ ਮਾਂ ਹੈ ਹੀ ਨਹੀਂ ਹੈ ਪਰ ਤੇਰੇ ਲਈ ਹੈ ਨਹੀਂ ਜੇ ਵੇਖੋ ਜੇ ਮੈਂ ਇੱਥੇ ਬੈਠਾ ਜੇ ਤੁਹਾਡਾ ਮਾਈਂਡ ਮੇਰੀ ਪਿਕਚਰ ਬਣਾ ਰਿਹਾ ਤੇ ਮੈਂ ਹਾਂ ਨਹੀਂ ਤੇ ਨਹੀਂ ਹਾਂ ਜਿਹੜੇ ਬੰਦੇ ਦਾ ਧਿਆਨ ਕਿਤੇ ਹੋਰ ਲੱਗਿਆ ਉਹਦੇ ਲਈ ਮੈਂ ਇੱਥੇ ਬੈਠਾ ਵੀ ਨਹੀਂ ਮਾਈਂਡ ਹੀ ਨਹੀਂ ਪਿਕਚਰ ਨਹੀਂ ਨਾ ਬਣਾ ਰਿਹਾ ਮਾਈਂਡ ਹੁਣ ਜਿਵੇਂ ਤੁਹਾਡੇ ਨਾਲ ਤੇ ਲੱਖਾਂ ਲੋਕ ਬੈਠੇ ਨੇ ਧਿਆਨ ਤੁਹਾਡਾ ਜੇ ਮੇਰੇ 'ਚ ਹੈ ਤੇ ਮੇਰੀ ਪਿਕਚਰ ਬਣ ਰਹੀ ਹੈ ਬਾਕੀਆਂ ਦੀ ਬਾਣੀ ਦੀ ਰਹੀ ਨਾਲ ਬੈਠਾ ਗੋਡੇ ਨਾਲ ਗੋਡਾ ਜੋੜ ਕੇ ਬੰਦਾ ਤੇਰੇ ਪਰ ਉਹਦੀ ਪਿਕਚਰ ਨਹੀਂ ਬਣਾ ਰਿਹਾ ਮਾਈਂਡ ਹੁਣ ਮੇਰੀ ਬਣਾ ਰਿਹਾ ਪਿਕਚਰ ਗੱਲ ਪਕੜ ਚ ਆ ਗਈ ਹੁਣ ਸੁਣੋ ਇੱਥੇ ਪਿਕਚਰਾਂ ਬਣਦੀਆਂ ਨੇ ਇੱਥੇ ਜਗਤ ਕਿਦਾਂ ਦਾ ਹੈ ਇਹ ਸਾਰਾ ਪਹਿਲਾਂ ਇੱਥੇ ਤਿਆਰ ਹੋਣਾ ਹੈ ਫੇਰ ਹੈ ਬਾਹਰ ਤੇ ਜੇ ਇਹਨੂੰ ਸੋਹਣਾ ਕਰ ਲਈਏ ਸਾਰਾ ਕੁਝ ਸੋਹਣਾ ਹੋ ਸਕਦਾ ਹੈ ਆਖੋ ਸਤਨਾਮ ਸ਼੍ਰੀ ਵਾਹ ਮਾਈਂਡ ਚੇਂਜ ਕਰਨਾ ਪੈਣਾ ਪਿਕਚਰ ਤੈਨੂੰ ਬਦਲਣੀ ਪੈਣੀ ਹੈ ਜਿਵੇਂ ਫੋਨ ਤੇ ਫੋਟੋ ਬਦਲਦਾ ਨਾ ਸਕਰੀਨ ਤੇ ਪਹਿਲਾਂ ਹੋਰ ਸੀ ਹੁਣ ਹੋਰ ਹੈ ਇਹ ਇੱਥੇ ਪਿਕਚਰ ਬਦਲ ਦੇ ਕਈਆਂ ਦੇ ਦਿਮਾਗ ਵਾਲੇ ਬੰਦਿਆਂ ਦੇ ਵੀ ਮਾਂ ਦੀ ਪਿਕਚਰ ਨਹੀਂ ਬਣਦੀ ਦਿਮਾਗ ਵਾਲੇ ਨੇ ਚੰਗੇ ਭਲੇ ਨੇ ਪਰ ਕਦੇ ਭਰਾ ਨੂੰ ਮਿਲਿਆ ਨਹੀਂ ਕੰਧ ਨਾਲ ਕੰਧ ਐ ਅੱਡ ਅੱਡ ਹੋ ਗਏ 15 ਸਾਲ ਹੋ ਗਏ ਆ ਇੰਨਾ ਵਿਗੜ ਗਿਆ ਕਿ ਭਰਾ ਦੀ ਪਿਕਚਰ ਹੀ ਨਹੀਂ ਬਣਾਉਂਦਾ ਫਰਕ ਹੀ ਕੋਈ ਨਹੀਂ ਭਰਾ ਲੰਘ ਗਿਆ ਕਿ ਕੋਈ ਹੋਰ ਬੰਦਾ ਲੰਘ ਗਿਆ ਅੰਦਰ ਪਿਕਚਰ ਨਹੀਂ ਬਣਦੀ ਸਾਡਾ ਜੇ ਸਾਡੇ ਗੁਰੂ ਗ੍ਰੰਥ ਸਾਹਿਬ ਮੈਨੂੰ ਇਹ ਦੱਸੋ ਸਾਡੇ ਤਨ ਦੇ ਗੁਰੂ ਨੇ ਕਿ ਸਾਡੇ ਮਨ ਦੇ ਗੁਰੂ ਨੇ ਬੋਲੋ ਬੋਲੋ ਛੇਤੀ ਛੇਤੀ ਮਨ ਦੇ ਸਾਡੇ ਮਨ ਦੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਇਹ ਸਾਡੇ ਮਨ ਨੂੰ ਚੇਂਜ ਕਰਦੇ ਨੇ ਜਦੋਂ ਮਨ ਬਦਲਦਾ ਹੈ ਹਰੇਕ ਹੀ ਪਿਕਚਰ ਬਦਲ ਜਾਂਦੀ ਹੈ ਹਰ ਪਿਕਚਰ ਬਦਲ ਜਾਂਦੀ ਹੈ ਜਿਹਦੀ ਪਿਕਚਰ ਦਿਲ ਕਰੇਗਾ ਬਣਾਏਗਾ ਜਿਹਦੀ ਦਿਲ ਕਰੇਗਾ ਨਹੀਂ ਬਣਾਏਗਾ ਫਿਰ ਉਹ ਪਿਕਚਰਾਂ ਸਭ ਸੋਹਣੀਆਂ ਹੋਣਗੀਆਂ ਫਿਰ ਔਗਣ ਨਹੀਂ ਦਿਸਣੇ ਫਿਰ ਗੁਣ ਦਿਸਣਗੇ ਇੱਥੇ ਪਿਕਚਰ ਮਾਰੀ ਮਾੜੀ ਬਣਾਈ ਬੈਠੇ ਆ ਆ ਬੰਦਾ ਮਾੜਾ ਹੈ ਆ ਬੰਦਾ ਗਲਤ ਹੈ ਇਹ ਬੰਦਾ ਠੀਕ ਨਹੀਂ ਆ ਬੰਦਾ ਐਦਾਂ ਹੈ ਕਿਸੇ ਕਿਸੇ ਦੀ ਚੰਗੀ ਵੀ ਬਣਾਈ ਬੈਠੇ ਆ ਬੰਦਾ ਚੰਗਾ ਹੈ ਇਹ ਸਾਡੇ ਤੇ ਡਿਪੈਂਡ ਕਰ ਰਿਹਾ ਇਹਨੂੰ ਚੇਂਜ ਕਰ ਲੈ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਪ ਸਵਾਰੇ ਮੈਂ ਮਿਲਿਆ ਰੀਦਾ ਜੇ ਤੂੰ ਮੇਰਾ ਸਭ ਜੱਗ ਇਹਨੂੰ ਸਵਾਰ ਲਵੇਂ ਸਭ ਕੁਝ ਠੀਕ ਹੋ ਸਕਦਾ ਹੈ ਬਾਹਰ ਗੰਦਗੀ ਨਹੀਂ ਇੱਥੇ ਹੈ ਗੰਦਗੀ ਬਾਹਰ ਨਹੀਂ ਹੈ ਜੇ ਤੁਸੀਂ ਕਹੋ ਨਾ ਵੀ ਅੱਜ ਕੱਲ ਜੋਗ ਆ ਗਿਆ ਮਾੜੇ ਲੋਕ ਨੇ ਕਲਯੁਗ ਇੱਥੇ ਆਉਂਦਾ ਹੈ ਅੱਜ ਸੱਤ ਚੰਗਾ ਹੋ ਜਾ ਤੈਨੂੰ ਚੰਗੇ ਚੰਗੇ ਗੁਣ ਦੀ ਨਜ਼ਰ ਆਉਣ ਲੱਗ ਪੈਣਗੇ ਸਾਰਿਆਂ 'ਚ ਪੋਜੀਟਿਵ ਥਿੰਕਿੰਗ ਹੋ ਜਾਂਦੀ ਹੈ ਬੰਦੇ ਦੀ ਸੋਚ ਸੋਹਣੀ ਬਣ ਜਾਂਦੀ ਹੈ ਹੁਣ ਔਗਣ ਦਿਸਦੇ ਨੇ ਹੁਣ ਘਾਟਾਂ ਦਿਸਦੀਆਂ ਨੇ ਫਿਰ ਗੁਣ ਨਜ਼ਰ ਆਉਣਗੇ ਫਿਰ ਪਤਾ ਕੀ ਕਹਾਂਗੇ ਕਬੀਰ ਸਾਹਿਬ ਤੇ ਬੋਲ ਕੇ ਪੜੋ ਕਬੀਰ ਸਾਹਿਬ ਤੇ ਹਮ ਬੁਰੇ ਅਸੀਂ ਬੁਰੇ ਹਾਂ ਕਬੀਰ ਸਭ ਤੇ ਹਮ ਬੁਰੇ ਹਮ ਤਜ ਬਲੋ ਸਭ ਕੋਏ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ ਸੋਚ ਚੰਗਾ ਯਾਰ ਸੋਚ ਵੀ ਮੇਰਾ ਭਰਾ ਹੈ ਆ ਆ ਇਹਨੇ ਮੈਨੂੰ ਬੋਲਿਆ ਲੜਾਈ ਪੈ ਗਈ 15 ਸਾਲ ਦੇ ਅਸੀਂ ਇਕੱਠੇ ਨਹੀਂ ਹੋਏ ਪਰ ਫਿਰ ਉਹਦੇ ਗੁਣ ਵੇਖਣ ਲੱਗ ਤੈਨੂੰ ਚੇਤਾ ਆ ਜਾਏਗਾ ਯਾਰ ਇੱਕ ਵਾਰੀ ਮੈਂ ਡਿੱਗਿਆ ਸੀ ਮੈਨੂੰ ਚੁੱਕਿਆ ਸੀ ਇਹਨੇ ਇਹਨੇ ਮੇਰੇ ਪੈਰ 'ਚ ਕੰਡਾ ਚੁੱਭ ਗਿਆ ਸੀ ਕੱਢਿਆ ਸੀ ਉਹ ਇਹਨੇ ਕੱਪੜੇ ਪਾੜ ਕੇ ਲੀਰ ਬੰਨਤੀ ਸੀ ਉਹ ਮੇਰੀ ਰੋਟੀ ਲੈ ਕੇ ਜਾਂਦਾ ਹੁੰਦਾ ਸੀ ਜਦੋਂ ਮੈਂ ਬਿਮਾਰ ਹੋਇਆ ਸੀ ਕਿਵੇਂ ਰੋਂਦਾ ਸੀ ਗੁਣ ਦਿਸਣ ਲੱਗ ਪਏ ਇੱਥੋਂ ਪਿਕਚਰ ਚੇਂਜ ਕਰ ਲੈ ਤੈਨੂੰ ਸਭ ਕੁਝ ਚੇਂਜ ਨਜ਼ਰ ਆਉਣ ਲੱਗ ਪਏਗਾ ਹੁਣ ਕੀ ਯਾਦ ਆਉਂਦਾ ਲੈ ਗੱਲ ਪੈ ਗਿਆ ਮੇਰੇ ਚਾਰ ਬੰਦਿਆਂ 'ਚ ਮੇਰੀ ਬੇਇੱਜ਼ਤੀ ਕਰਤੀ ਲੈ ਹੁਣ ਔਗਣ ਹੀ ਦਿਸੀ ਜਾਂਦਾ ਐ ਬੋਲਿਆ ਮੈਨੂੰ ਚਾਰ ਬੰਦਿਆਂ 'ਚ ਗਾਲਾਂ ਕੱਢੀਆਂ ਸਾਰੇ ਚੇਤਾ ਕਰਕੇ ਵੇਖੋ ਜਿਹੜੇ ਨਾਲ ਨਹੀਂ ਬੰਦੇ ਨਾਲ ਬਣਦੀ ਰਿਸ਼ਤੇਦਾਰੀ 'ਚ ਕਦੇ ਬਹੁਤ ਪਿਆਰ ਸੀ ਅੱਜ ਟੁੱਟ ਗਈ ਜਦੋਂ ਸੋਚੋਗੇ ਵੀ ਚੰਗਾ ਵੀ ਚੰਗਾ ਗੁਣ ਕੀ ਆ ਉਹਦੇ 'ਚ ਔਗਣ ਮੇਰੇ 'ਚ ਯਾਰ ਮੈਂ ਵੀ ਤੇ ਗਲਤ ਬੋਲਿਆ ਹੀ ਸੀ ਔਗਣ ਆਪਣੇ ਵੇਖੋ ਗੁਣ ਦੂਜੇ ਦੇ ਵੇਖੋ ਤੁਹਾਡਾ ਸਵੇਰੇ ਦਿਲ ਕਰੇਗਾ ਯਾਰ ਫੋਨ ਕਰਕੇ ਮਨਾ ਲਓ ਆਖੋ ਸਤਨਾਮ ਸ਼ੁਰੂਆਤ ਬਦਲ ਜਾਣੀ ਹੈ ਦੁਨੀਆ ਕਿਉਂ ਬਈ ਹੁਣ ਕਿਵੇਂ ਪ੍ਰੇਮ ਲੱਗ ਪਿਆ ਕਰਨ ਹੁਣ ਮਨ ਬਦਲ ਗਿਆ ਹੁਣ ਆਪਣਾ ਆਪ ਬਦਲ ਗਿਆ ਹੁਣ ਮਾਈਂਡ ਚੇਂਜ ਹੋ ਗਿਆ ਗੁਰੂ ਗ੍ਰੰਥ ਸਾਹਿਬ ਨੇ ਅੰਦਰੋਂ ਬਦਲਦਾ ਸਾਨੂੰ ਫੇਰ ਗੁਣ ਨਜ਼ਰ ਆਉਣ ਲੱਗ ਪਏ ਗੁਣ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਭਲੇ ਭਲੇ ਲੱਗਦੇ ਨੇ ਸਾਰੇ ਔਗਣ ਨਹੀਂ ਗੁਣ ਨਜ਼ਰ ਆਉਂਦਾ ਗੁਣ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ ਭਗਤ ਕਬੀਰ ਸਾਹਿਬ ਕਹਿੰਦੇ ਨੇ ਜਿਹੜਾ ਇਦਾਂ ਦੀ ਗੱਲ ਸਮਝ ਗਿਆ ਬੁੱਝ ਗਿਆ ਸਾਡਾ ਮਿੱਤਰ ਹੈ ਉਹ ਜਿਹੜਾ ਇਸ ਨੁਕਤੇ ਨੂੰ ਸਮਝ ਗਿਆ ਮਿੱਤਰ ਹੈ ਜਿਹੜਾ ਇਸ ਮੈਥਡ ਨੂੰ ਸਮਝ ਗਿਆ ਉਹ ਮਿੱਤਰ ਹੈ ਇਸ ਕਰਕੇ ਇੱਥੇ ਬਣਾ ਲਓ ਜਿੱਦਾਂ ਦਾ ਬਣਾਉਣਾ ਜਿੰਨੂੰ ਬਣਾਉਣਾ ਇੱਥੇ ਬਣਾਓ ਜਿੱਦਾਂ ਦਾ ਬਣਾਉਣਾ ਹੈ ਇੱਥੇ ਬਣਾਓ ਬਣੇਗਾ ਉਦਾਂ ਦਾ ਆਪਣੇ ਆਪ ਵੇਖੋ ਉਹਦੇ ਚ ਗੁਣ ਕੀ ਨੇ ਤੇ ਜੇ ਔਗਣ ਵੇਖਣ ਲੱਗੇਗਾ ਚੇਤਾ ਰੱਖ ਵੀਰਾ ਭਰਾਵਾ ਨੌਜਵਾਨਾ ਜੇ ਔਗਣ ਵੇਖਣ ਲੱਗਦਾ ਹੈ ਤੇ ਔਗਣ ਤੇ ਸਾਰਿਆਂ 'ਚ ਹੀ ਨੇ ਜਿਹਦੇ 'ਚ ਕੋਈ ਔਗਣ ਨਹੀਂ ਉਹ ਤੇ ਰੱਬ ਹੈ ਰੱਬ ਨਹੀਂ ਭੁੱਲਦਾ ਭੁੱਲਣ ਅੰਦਰ ਸਭ ਕੋ ਸਭ ਭੁੱਲਦੇ ਆ ਅਭੁੱਲ ਗੁਰੂ ਕਰਤਾ ਜੇ ਨਹੀਂ ਭੁੱਲਦਾ ਤੇ ਗੁਰੂ ਨਹੀਂ ਭੁੱਲਦਾ ਜੇ ਨਹੀਂ ਭੁੱਲਦਾ ਤੇ ਇੱਕ ਰੱਬ ਨਹੀਂ ਭੁੱਲਦਾ ਨਹੀਂ ਤੇ ਸਭ ਭੁੱਲਦੇ ਆ ਸਭ ਗਲਤੀਆਂ ਕਰਦੇ ਨੇ ਤੇ ਗਲਤੀਆਂ ਵੇਖ ਕੇ ਜ਼ਿੰਦਗੀ ਨਹੀਂ ਚੱਲਣੀ ਗਲਤੀਆਂ ਨਾ ਵੇਖ ਗੁਣ ਵੇਖ ਕੇ ਟਾਈਮ ਪਾਸ ਕਰਨਾ ਪੈਂਦਾ ਹੈ ਗੁਣ ਵੇਖ ਕੇ ਜੇ ਅੱਜ ਗੁਣ ਵੇਖਣ ਲੱਗ ਪਏ ਲੜਾਈਆਂ ਖਤਮ ਹੋ ਜਾਣ ਹੁਣ ਵੇਖ ਘਰ ਵਾਲੀ ਨੇ ਖਾਣਾ ਵਧੀਆ ਨਹੀਂ ਬਣਾਇਆ ਇਹ ਗਾਲਾਂ ਕੱਢਦਾ ਤੈਨੂੰ ਸਬਜ਼ੀ ਨਹੀਂ ਬਣਾਉਣੀ ਆਉਂਦੀ ਥਾਲੀ ਭਗਾ ਕੇ ਮਾਰਦਾ ਪਰ ਜੇ ਬੰਦਾ ਗੁਣ ਵੇਖੇ ਵੀ ਚੱਲ ਸਬਜ਼ੀ ਠੀਕ ਨਹੀਂ ਬਣੀ ਕੱਪੜੇ ਤੇ ਪ੍ਰੈਸ ਕਰਦੀ ਐ ਚੱਲ ਕੱਪੜੇ ਤੇ ਧੋਂਦੀ ਐ ਗੁਣ ਵੇਖਦਾ ਹੈ ਮੇਰੇ ਨਿਆਣੇ ਤੇ ਜੰਮੇ ਨੇ ਮੇਰੇ ਨਿਆਣੇ ਤੇ ਸਾਂਭਦੀ ਐ ਘਰ ਦੀ ਸਫਾਈ ਤੇ ਰੱਖਦੀ ਐ ਚਲੋ ਘਰ ਦੀ ਸਫਾਈ ਨਹੀਂ ਰੱਖਦੀ ਫਿਰ ਸੋਚੇ ਚਲ ਰੋਟੀ ਤੇ ਵਧੀਆ ਬਣਾਉਂਦੀ ਐ ਜਿਹੜਾ ਗੁਣ ਵੇਖੇਗਾ ਉਹਦੀ ਲੜਾਈ ਨਹੀਂ ਹੋਣੀ ਲੜਾਈਆਂ ਹੈ ਹੀ ਤਾਂ ਨੇ ਅਸੀਂ ਔਗਣਾ ਦੇ ਗਾਹਕਾਂ ਇੱਕ ਦੂਜੇ ਨੂੰ ਮਿਲਦੇ ਆ ਔਗਣ ਵੇ ਗੁਣ ਇਹ ਬਿਰਤੀ ਮਾੜੀ ਐ ਛੱਡੋ ਇੱਥੋਂ ਬਦਲੋ ਜਿਹੜੇ ਬੰਦੇ ਨੇ ਔਗਣ ਵੇਖਣਾ ਹੈ ਨਾ ਆ ਸਾਰਾ ਦੀਵਾਨ ਸੁਣ ਕੇ ਉਹਨੇ ਗੁਣ ਨਹੀਂ ਮੇਰੇ ਤੋਂ ਕੋਈ ਲਫ਼ਜ਼ ਗਲਤ ਬੋਲਿਆ ਗਿਆ ਉਹਨੂੰ ਬੱਲੇ ਬੰਨ ਕੇ ਲੈ ਜਾਏਗਾ 50 ਨੂੰ ਸਵੇਰੇ ਸੁਣਾਏਗਾ ਓਏ ਐ ਸੀ ਐ ਕਹਿਤਾ ਔਗਣ ਲੈ ਗਿਆ ਬਾਕੀ ਉਹਨੇ ਸਾਰਾ ਹੀ ਡਿਲੀਟ ਕਰ ਦੇਣਾ ਛੱਡ ਦੇਣਾ ਸਾਰਾ ਕੁਝ ਇੱਥੋਂ ਬਦਲੋ ਇੱਥੋਂ ਇਹਨੂੰ ਕਹਿੰਦੇ ਨੇ ਧੰਨ ਧੰਨ ਧੰਨ ਜਨ ਆਇਆ ਜਿਸ ਪ੍ਰਸਾਦ ਸਭ ਆ ਜਗਤ ਹੈ ਇੱਥੇ ਕਦੇ ਬਾਹਰਲਾ ਜਗਤ ਤਰਿਆ ਵੇਖਿਆ ਮੈਨੂੰ ਦੱਸੋ ਸਾਰਾ ਜਗਤ ਕਦੋਂ ਤਰਿਆ ਅੱਜ ਤੱਕ ਦੱਸੋ ਜਦੋਂ ਦੀ ਦੁਨੀਆ ਬਣੀ ਹੈ ਕਦੇ ਸਾਰਾ ਜਗਤ ਤਰਿਆ ਵੇਖਿਆ ਵੀ ਸਾਰਾ ਜਗਤ ਤਰ ਗਿਆ ਗੁਰੂ ਨਾਨਕ ਸਾਹਿਬ ਵੇਲੇ ਤਰ ਗਿਆ ਸਾਰਾ ਜਗਤ ਬੋਲੋ ਗੁਰੂ ਗੋਬਿੰਦ ਸਿੰਘ ਵੇਲੇ ਤਰ ਗਏ ਉਦੋਂ ਪਹਿਲਾਂ ਅਵਤਾਰੀ ਗਿਣਦੇ ਨੇ RAM ਜੀ ਆਏ ਜੀ ਕ੍ਰਿਸ਼ਨ ਜੀ ਆਏ ਜੀ ਜੀਸਸ ਆਏ ਮੁਹੰਮਦ ਸਾਹਿਬ ਆਏ ਮਹਾਤਮਾ ਬੁੱਧ ਆਏ ਇਹ ਬਥੇਰੇ ਆਏ ਪਰ ਜਗਤ ਕਿਹੜਾ ਤਰਦਾ ਜਦੋਂ ਗੁਰੂ ਦਾ ਗਿਆਨ ਸਾਡੇ ਕੋਲ ਆਇਆ ਵਿਚਾਰ ਆਏ ਅੰਦਰ ਸ਼ੁਭ ਵਿਚਾਰ ਆਏ ਆ ਮਾੜਾ ਜਿਹੜਾ ਇੱਥੇ ਮੈਂ ਜਗਤ ਬਣਾਈ ਬੈਠਾ ਸੀ ਨਾ ਆ ਵੀ ਮਾੜਾ ਆ ਵੀ ਮਾੜਾ ਆ ਵੀ ਮਾੜਾ ਉਹ ਮੇਰੇ ਅੰਦਰੋਂ ਭੈੜਾ ਜਗਤ ਸਾਰਾ ਹੀ ਤਰ ਗਿਆ ਸਭ ਚੋਂ ਗੁਣ ਦੇਸਣ ਸਕਦਾ ਓਏ ਨਹੀਂ ਓਏ ਗੁਣ ਵੀ ਤੇ ਹੈ ਆ ਕਮੀ ਨਹੀਂ ਆ ਗੁਣ ਵੀ ਇਹਦੇ ਚ ਆ ਕੁਆਲਿਟੀ ਵੀ ਇਹਦੇ ਚ ਇਹਦੇ ਚਾਹ ਗੁਣ ਹੈ ਇਹ ਬਿਰਤੀ ਬਣਾ ਕੇ ਵੇਖ ਵੇਖਿਓ ਜ਼ਿੰਦਗੀ ਬਦਲਦੀ ਇਹ ਆ ਕਿਰਪਾ ਗੁਰੂ ਦੀ ਐਦਾਂ ਜ਼ਿੰਦਗੀ ਬਦਲੀ ਦੀ ਹੈ ਗੁਣ ਵੇਖੀ ਦੇ ਹੈ ਹੁਣ ਵੇਖੋ ਜਿਹੜੀ ਅਰਜ ਕਰਦੇ ਸੀ ਭਲਾ ਕੀ ਗੱਲ ਚੱਲਦੀ ਸੀ ਕੱਚੇ ਕੋਠੇ ਨੂੰ ਜੇਕਰ ਲਿੰਬੀਏ ਨਾ ਆਖਰ ਢੈਂਦਿਆਂ ਢੈਂਦਿਆਂ ਟਹਿ ਜਾਂਦਾ ਰੁੱਸੇ ਹੋਏ ਨੂੰ ਜੇਕਰ ਮਨਾਈਏ ਨਾ ਇੱਥੋਂ ਗੱਲ ਗਾਂ ਤੁਰ ਗਈ ਪੈਂਦੇ ਪਾੜੇ ਪੈਂਦਿਆਂ ਪੈਂਦਿਆਂ ਪੈ ਜਾਂਦੇ ਇੱਥੋਂ ਗੱਲ ਗਾਂ ਗਈ ਸੀ ਐਦਾਂ ਪਾੜੇ ਵੱਧਦੇ ਆ ਬਹਿ ਕੇ ਗੱਲ ਕਰ ਲੋ ਸਭ ਰੋਸੇ ਖਤਮ ਹੋ ਸਕਦੇ ਨੇ ਇੱਥੋਂ ਜਗਤ ਬਦਲੇ ਪਾੜੇ ਨਹੀਂ ਪੈਣੇ ਗਲਤ ਫਹਿਮੀਆਂ ਹੁੰਦੀਆਂ ਨੇ ਦੂਰ ਹੋ ਜਾਂਦੀਆਂ ਨੇ ਗੱਲ ਵੱਧਦੀ ਨਹੀਂ ਨੇੜੇ ਲੱਗ ਜਾਂਦੀ ਹੈ ਨੇੜੇ ਠੀਕ ਹੋ ਜਾਂਦਾ ਹੈ ਰੁੱਸੇ ਹੋਏ ਨੂੰ ਜੇਕਰ ਮਨਾਈਏ ਨਾ ਪਾੜੇ ਪੈਂਦਿਆਂ ਪੈਂਦਿਆਂ ਪੈ ਜਾਂਦੇ ਉੱਤਮ ਬਾਜ ਨਾ ਕੋਈ ਵੀ ਕੰਮ ਸਰਦਾ ਆਖਰ ਰਹਿੰਦਿਆਂ ਰਹਿੰਦਿਆਂ ਰਹਿ ਜਾਂਦੇ ਚੁਗਲ ਖੋਰ ਨਾ ਚੁਗਲੀਆਂ ਬਾਜ ਆਉਂਦੇ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ ਲੱਗੀ ਦਿਲਾਂ ਦੀ ਬੁਝਦੀ ਬੁਝਦੀ ਬੜੀ ਔਖੀ ਹੰਝੂ ਵਹਿੰਦਿਆਂ ਵਹਿੰਦਿਆਂ ਵਹਿ ਜਾਂਦੇ ਦਿਲਬਰਾ ਦੁੱਖ ਵਿਛੋੜੇ ਦੇ ਬੁਰੇ ਹੁੰਦੇ ਲੋਕੀ ਸਹਿੰਦਿਆਂ ਸਹਿੰਦਿਆਂ ਸਹਿ ਜਾਂਦੇ ਇਹ ਪੂਰਾ ਇੰਨਾ ਆਪਾਂ ਵਿੱਚੋਂ ਇਹਦੇ ਗੱਲ ਲੈਣੀ ਸੀ ਚੁਗਲ ਖੋਰ ਨਾ ਚੁਗਲੀਆਂ ਆਵਾਜ਼ ਆਉਂਦੇ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾ ਹੁਣ ਸੁਣਿਓ ਚੁਗਲੀ ਚੁਗਲੀ ਉਹ ਹਰ ਭਗਤ ਨਰੰਜਣੀਆਂ ਕਹਾਉਂਦਾ ਹੈ ਉਹਨੇ ਚੁਗਲੀ ਕੀਤੀ ਜਾ ਕੇ ਜ਼ਕਰੀਆ ਖਾਨ ਨੂੰ ਕਹਿੰਦਾ ਤੁਸੀਂ ਕਹਿੰਦੇ ਹੋ ਸਿੱਖ ਖਤਮ ਕਰਤੇ ਤੁਹਾਡੇ ਤੇ ਲਾਹੌਰ ਦੀਆਂ ਕੰਧਾਂ ਨਾਲ ਪਿੰਡ ਪੂਲਾ ਇੱਥੇ ਰਹਿੰਦਾ ਤਾਰੂ ਸਿੰਘ ਉਹਨੇ ਚੁਗਲੀ ਕੀਤੀ ਇਹ ਤੁਹਾਡਾ ਰਿਸ਼ਤੇਦਾਰ ਪੱਟੀ ਵਾਲਾ ਫੌਜਦਾਰ ਉਸੇ ਨੇ ਮਰਵਾਇਆ ਹੈ 500 ਸਿਪਾਹੀ ਭੇਜ ਕੇ ਇੱਕ ਸਿੱਖ ਨੂੰ ਫੜਨ ਵਾਸਤੇ ਗਏ 500 ਡਰ ਕਿੰਨਾ ਹੋਣਾ ਉਹਨਾਂ ਦੇ ਮਨਾਂ 'ਚ ਸਿੱਖਾਂ ਦਾ 500 ਬੰਦਾ ਭੇਜਿਆ ਉਹਨਾਂ ਨੇ ਸਾਰੇ ਪਿੰਡ 'ਚ ਗਾਹ ਪਾਤਾ ਜਾ ਕੇ ਪਿੰਡ ਦੇ ਉਹਨਾਂ ਵੇਲਿਆਂ 'ਚ ਮੋਤਬਰ ਬੰਦੇ ਜਿਵੇਂ ਪੰਚ ਸਰਪੰਚ ਅੱਜ ਕੱਲ ਹੁੰਦੇ ਨੇ ਨੰਬਰਦਾਰ ਸਭ ਬੁਲਾ ਲੇ ਤੁਹਾਡੇ ਪਿੰਡ ਵਿੱਚ ਗਦਾਰ ਰਹਿੰਦਾ ਸਿੱਖ ਰਹਿੰਦਾ ਸਾਨੂੰ ਤੁਸੀਂ ਖਬਰ ਕਿਉਂ ਨਹੀਂ ਦਿੱਤੀ ਸਾਰਾ ਪਿੰਡ ਆਖਣ ਲੱਗਾ ਜੀ ਤੁਹਾਨੂੰ ਕਿਸੇ ਨੇ ਗਲਤ ਦੱਸਤਾ ਇਹੋ ਜਿਹਾ ਚੰਗਾ ਬੰਦਾ ਹੀ ਨਹੀਂ ਕੀ ਵੇਖਿਆ ਸਾਰਿਆਂ ਲਈ ਲੰਗਰ ਚੱਲਦਾ ਇਹਦੇ ਘਰ 'ਚ ਜਿਹੜਾ ਮਰਜੀ ਆ ਕੇ ਭੁੱਖਾ ਪ੍ਰਸ਼ਾਦਾ ਛਕ ਲੇ ਤੁਹਾਨੂੰ ਗਲਤ ਫਹਿਮੀ ਹੋਈ ਹੈ ਤਾਰੂ ਸਿੰਘ ਵਰਗਾ ਬੰਦਾ ਹੀ ਕੋਈ ਨਹੀਂ ਕਹਿੰਦਾ ਸਾਰੇ ਪਿੰਡ ਨੂੰ ਲੁੱਟ ਕੇ ਲੈ ਜਾਾਂਗੇ ਤੁਸੀਂ ਦੱਸਿਆ ਕਿਉਂ ਨਹੀਂ ਅੱਜ ਤੱਕ ਬਰੋਟੇ ਦੇ ਥੱਲੇ ਬੈਠੇ ਨੇ ਸਾਰਾ ਪਿੰਡ ਬਾ ਲਿਆ ਇਕੱਠੇ ਕਰ ਲੈ ਤਾਰੂ ਸਿੰਘ ਖੇਤ ਹਲ ਵਾਉਂਦਾ ਇੱਕ ਬੱਚਾ ਭੱਜਿਆ ਜਾ ਕੇ ਆਖਿਆ ਤਾਰੂ ਸਿੰਘ ਜੀ ਪਿੰਡ ਵਿੱਚ ਫੌਜ ਆਈ ਹੈ ਸਿਪਾਈ ਆਏ ਨੇ ਤੁਹਾਡੇ ਬਾਰੇ ਪੁੱਛ ਰਹੇ ਨੇ ਛੇਤੀ ਭੱਜ ਜਾਓ ਛੇਤੀ ਭੱਜ ਜਾਓ ਭਾਈ ਤਾਰੂ ਸਿੰਘ ਆਖਣ ਲੱਗੇ ਕਿਉਂ ਕਹਿੰਦੇ ਜਿਹੜਾ ਅੱਜ ਤੱਕ ਲਾਹੌਰ ਗਿਆ ਮੁੜਿਆ ਨਹੀਂ ਤੁਹਾਨੂੰ ਫੜਨ ਆਏ ਨੇ ਭੱਜ ਜਾਓ ਭਾਈ ਤਾਰੂ ਸਿੰਘ ਜੀ ਆਖਣ ਲੱਗੇ ਸਾਰੇ ਪਿੰਡ ਨੂੰ ਵਿਪਤਾ ਚ ਪਾ ਕੇ ਆਪ ਭੱਜ ਜਾ ਇਹ ਸੂਰਮਿਆਂ ਦਾ ਕੰਮ ਨਹੀਂ ਮੈਂ ਕਿਉਂ ਭੱਜਾਂ ਮੈਂ ਕੋਈ ਗਲਤੀ ਨਹੀਂ ਕੀਤੀ ਚੱਲ ਮੈਂ ਆਇਆ ਪਿੰਡ ਨੂੰ ਤੁਰਿਆ ਆਵੇ ਆਪੇ ਸਿਪਾਹੀ ਗਾਂ ਕੋ ਲੈਣ ਵਾਸਤੇ ਚਲੇ ਗਏ ਛੇਤੀ ਛੇਤੀ ਲੱਗੇ ਫੜਨ ਉਹ ਕਹਿੰਦੇ ਟਿਕ ਜੋ ਭੱਜਣਾ ਹੁੰਦਾ ਪਹਿਲਾਂ ਹੀ ਭੱਜ ਜਾਂਦਾ ਚੱਲੋ ਮੈਂ ਤੁਹਾਡੇ ਨਾਲ ਹੀ ਚੱਲਦਾ ਚੱਲੋ ਤੁਹਾਡੇ ਮਗਰ ਹੀ ਆਇਆ ਉਹਨਾਂ ਨੇ ਫਿਰ ਹਿੰਮਤ ਨਹੀਂ ਕੀਤੀ ਨੇੜੇ ਨਹੀਂ ਲੱਗੇ ਸਾਰੀ ਸੰਗਤ ਬੈਠੀ ਹੈ ਐਦਾਂ ਖੜ ਗਿਆ ਜਾ ਕੇ ਤੇੜ ਕਸ਼ਹਿਰਾ ਹੈ ਸਾਦਾ ਜਿਹਾ ਕੁੜਤਾ ਹੈ ਸਾਦੀ ਜੀ ਦਸਤਾਰ ਬੰਨੀ ਹੈ ਕੰਮ ਕਰਦਾ ਖੇਤ 'ਚ ਧੌੜੀ ਦੀ ਜੁੱਤੀ ਪਾਈ ਹੋਈ ਹੈ ਐਦਾਂ ਖੜਾ ਦਗ-ਦਗ ਕਰਦਾ ਚਿਹਰਾ 25 26 ਸਾਲ ਦੀ ਉਮਰ ਹੈ ਸੋਹਣਾ ਦਾੜਾ ਬਸ ਐਦਾਂ ਲੱਗਦਾ ਵੀ ਕੋਈ ਫਰਿਸ਼ਤਾ ਹੀ ਖੜ ਗਿਆ ਵੱਖਰੀ ਦੁਨੀਆ ਦਾ ਬੰਦਾ ਐਦਾਂ ਲੱਗਦਾ ਉਹਦਾ ਤੇਜ ਚੱਲਿਆ ਨਾ ਜਾਵੇ ਹੁਣ ਵੱਖਰੀ ਜੀ ਦੁਨੀਆ ਦਾ ਬੰਦਾ ਲੱਗਦਾ ਦੇਵਤਾ ਬਣਾਤਾ ਗੁਰੂ ਦੇ ਗਿਆਨ ਨੇ ਵੇਖੋ ਬੰਦੇ ਜਿੰਨ ਜਿਨ ਮਾਨਸ ਤੇ ਪੂਰਾ ਪੜਦੇ ਬਲਿਹਾਰੀ ਗੁਰੇ ਆਪਣੇ ਬਲਿਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਵਾ ਵਾ ਕਰਤ ਨਾਮ ਲਾਗੀ ਵਾਰ ਮੇਰੇ ਵੀਰੋ ਗੁਰੂ ਦਾ ਗਿਆਨ ਦੇਵਤੇ ਬਣਾਉਂਦਾ ਹੈ ਇਹ ਗਾਇਕਾਂ ਦੇ ਗੀਤ ਕੰਨਾਂ 'ਚ ਮੁੰਦਰਾ ਪਵਾਉਂਦੇ ਨੇ ਇਹਨਾਂ ਦੇ ਗੀਤਾਂ ਨੇ ਤੁਹਾਡੇ ਕੰਨਾਂ 'ਚ ਮੁੰਦਰਾ ਪਵਾਣੀਆਂ ਨੇ ਇਹਨਾਂ ਨੇ ਆਸ਼ਿਕ ਬਣਾਉਣਾ ਹੈ ਕਿਹੜੀਆਂ ਦੇਣ ਲਾ ਦੇਣਾ ਹੈ ਗੁਰੂ ਦਾ ਗਿਆਨ ਦੇਵਤੇ ਬਣਾ ਦੇਗਾ ਦੇਵੀ ਗੁਣ ਸਾਡੇ 'ਚ ਭਰ ਦੇਗਾ ਜਿੱਦਣ ਆਪਾਂ ਸਾਰੇ ਦੇਵਤੇ ਬਣ ਜਾਾਂਗੇ ਉਦਣ ਇਹ ਧਰਤੀ ਸਵਰਗ ਬਣ ਜਾਏਗੀ ਦੇਵਤੇ ਕਿੱਥੇ ਰਹਿੰਦੇ ਨੇ ਸਵਰਗ 'ਚ ਸੁਣਿਆ ਨਾ ਇਦਾਂ ਹੀ ਜਿੱਦਣ ਆਪਾਂ ਦੇਵਤੇ ਬਣ ਕੇ ਧਰਤੀ ਸਵਰਗ ਛੱਡੋ ਧਰਤੀ ਸਵਰਗ ਬਣਾਉਣਾ ਬੜਾ ਔਖਾ ਲੱਗਦਾ ਹੈ ਪਰ ਚਾਰ ਘਰ ਵਿੱਚ ਜੀ ਨੇ ਸਾਰੇ ਗੁਰੂ ਤੋਂ ਗਿਆਨ ਲੈ ਕੇ ਅਕਲ ਲੈ ਕੇ ਦੇਵਤੇ ਬਣ ਜੋ ਘੱਟ ਤੋਂ ਘੱਟ ਘਰ ਤੇ ਸਵਰਗ ਬਣ ਜੇ ਆਖੋ ਸਤਨਾਮ ਸਵੈ ਅਰਗ ਮੇਰੇ ਵਰਗੇ ਸਵੈ ਸਵਰਗਦਾਰ ਮਤਲਬ ਹੈ ਜਿੱਥੇ ਮੇਰੇ ਵਰਗਾ ਦੂਜਾ ਹੋਵੇ ਚਾਰ ਜਣੇ ਗੱਡੀ 'ਚ ਇੱਕੋ ਜਿਹੇ ਨੇ ਇੱਕੋ ਸੋਚ ਦੇ ਬੈਠੇ ਨੇ ਗੱਡੀ ਸਵਰਗ ਬਣ ਗਈ ਇੱਕੋ ਸੋਚ ਹੈ ਨਾ ਚਾਰਾਂ ਦੀ ਚਾਰ ਜਣੇ ਗੱਡੀ 'ਚ ਬੈਠੇ ਨੇ ਚਾਰਾਂ ਦੀ ਸੋਚ ਇੱਕੋ ਹੈ ਲੈ ਗੱਡੀ ਸਵਰਗ ਹੈ ਤੇ ਜੇ ਗੱਡੀ 'ਚ ਬੈਠਿਆ ਗੱਲ ਚੱਲ ਪਈ ਮੈਂ ਫਲਾਣੇ ਬਾਬੇ ਦੇ ਜਾਣਾ ਦੂਜਾ ਕਹਿੰਦਾ ਮੈਂ ਫਲਾਣੇ ਪੀਰ ਦੇ ਜਾਣਾ ਤੀਜਾ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਚੌਥਾ ਕਹਿੰਦਾ ਅਸੀਂ ਗੁੱਗੇ ਦੇ ਭਗਤ ਹੁੰਨੇ ਆ ਪੰਜਵਾਂ ਕਹਿੰਦਾ ਅਸੀਂ ਡੇਰੇ ਜਾਬ ਜਾਂਦੇ ਆ ਬਾ ਬਣ ਗਿਆ ਬਣ ਗਿਆ ਸਵਰਗ ਹੋ ਗਈ ਲੜਾਈ ਸ਼ੁਰੂ ਸਵਰਗ ਬਣ ਸਕਦਾ ਕਦੀ ਸਵਰਗ ਜਿੱਥੇ ਦੂਜਾ ਹੋਵੇ ਸਾਡੇ ਵਰਗਾ ਦੋ ਰਲ ਜੋ ਸਵਰਗ ਪਤੀ ਪਤਨੀ ਇੱਕੋ ਜਿਹੇ ਨੇ ਏਕ ਜੋਤ ਦੋਏ ਮੂਰਤੀ ਧੰਨ ਫਿਰ ਕਹੀ ਹੈ ਸੋਏ ਉਹ ਸਵਰਗ ਬਣ ਜਾਂਦੀ ਹੈ ਉਹ ਘਰ ਸਵਰਗ ਹੈ ਪੰਜ ਸੱਤ ਜੀ ਇਕੱਠੇ ਰਹਿੰਦੇ ਆ ਸਵਰਗ ਹੈ ਸਾਰਾ ਪਿੰਡ ਗੁਰੂ ਨਾਲ ਜੁੜਿਆ ਹੋਇਆ ਹੋਵੇ ਇੱਕ ਸੂਈ ਦੇ ਨੱਕੇ ਚੋਂ ਲੰਘਣ ਵਾਲੀ ਗੱਲ ਹੈ ਸਾਰਾ ਪਿੰਡ ਇੱਕ ਰਸੇ ਪਰੋਇਆ ਹੋਇਆ ਹੈ ਸਾਰਾ ਪਿੰਡ ਸਵਰਗ ਹੈ ਸਾਰਾ ਪਿੰਡ ਸਵਰਗ ਹੈ ਫਿਰ ਵੇਖੋ ਦੇਵਤੇ ਬਣਾਉਂਦੇ ਨੇ ਸਤਿਗੁਰੂ ਇਹ ਦੇਵਤੇ ਬਣਾਉਣਗੇ ਗੁਰਬਾਣੀ ਪੜ੍ਹਨੀ ਸਟਾਰਟ ਕਰੋ ਜ਼ਿੰਦਗੀ ਬਦਲਦੀ ਵੇਖਿਓ ਸਵਰਗ ਬਣ ਜਾਏਗਾ ਮਨ ਸ਼ਾਂਤ ਹੁੰਦਾ ਜਾਏਗਾ ਠੰਡ ਪੈ ਜਾਏਗੀ ਹੁਣ ਵੇਖਿਓ ਸਾਹਮਣੇ ਖੜਾ ਇਦਾਂ ਲੱਗਦਾ ਹੈ ਦੇਵਤਾ ਖੜਾ ਹੈ ਫਰਿਸ਼ਤਾ ਖੜਾ ਹੈ ਕੋਈ ਇਦਾਂ ਲੱਗਦਾ ਤੈਨੂੰ ਫੜਨ ਵਾਸਤੇ ਆਏ ਆ ਤੇਰਾ ਸਭ ਪਤਾ ਲੱਗ ਗਿਆ ਚੱਲ ਸਾਡੇ ਨਾਲ ਭਾਈ ਸਾਹਿਬ ਕਹਿਣ ਲੱਗੇ ਤੁਰਦੇ ਆ ਪਹਿਲਾਂ ਇਹ ਦੱਸੋ ਵੀ ਕੋਈ ਜਲ ਪਾਣੀ ਛਕਿਆ ਸਵੇਰ ਦੇ ਤੁਰੇ ਹੋ ਭੁੱਖੇ ਤੇ ਨਹੀਂ ਕਿਤੇ ਇਹਨਾਂ ਦੀ ਤੇ ਡਿਊਟੀ ਹੈ ਇਹ ਤੇ ਡਿਊਟੀ ਕਰਦੇ ਨੇ ਆਪਣੀ ਇਹ ਵਿਚਾਰੇ ਭੁੱਖੇ ਤੇ ਨਹੀਂ ਸਿਪਾਹੀ ਸਾਰੇ ਲਈ ਫਿਰਦਾ ਤੂੰ ਪ੍ਰਸ਼ਾਦਾ ਛਕਾਇਆ ਪਿੰਡ ਵਾਲਿਆਂ ਨੂੰ ਪੁੱਛਦਾ ਤਾਰੂ ਸਿੰਘ ਪ੍ਰਸ਼ਾਦਾ ਛਕਾਇਆ ਭਾਈ ਉਹ ਹੈਰਾਨ ਹੁੰਦੇ ਨੇ ਫੌਜਦਾਰ ਸਾਰੇ ਵੀ ਅਸੀਂ ਤੇ ਲੈਣ ਆਏ ਆ ਫੌਜ ਦੇ ਬੰਦੇ ਸਾਰੇ ਸਾਨੂੰ ਪ੍ਰਸ਼ਾਦਾ ਛਕਾਉਣ ਦੀਆਂ ਗੱਲਾਂ ਕਰਦਾ ਹੈ ਸਾਨੂੰ ਪ੍ਰਸ਼ਾਦਾ ਛਕਾਉਣ ਦੀ ਗੱਲ ਕਰਦਾ ਵੇਖੋ ਚਲੋ ਪ੍ਰਸ਼ਾਦਾ ਛਕਾਇਆ ਸਾਰਿਆਂ ਨੂੰ ਨਾਲ ਦੇ ਬੰਦੇ ਕਹਿਣ ਲੱਗੇ ਜਿਹੜਾ ਫੌਜ ਦਾ ਮੁਖੀ ਹੈ ਕਹਿੰਦੇ ਆਪਾਂ ਛੇਤੀ ਚੱਲੀਏ ਇਹਨੇ ਬੰਦੇ ਸੱਦ ਲਏ ਹੋਣਗੇ ਇਹਦੀਆਂ ਗੱਲਾਂ 'ਚ ਨਾ ਆਓ ਉਹ ਕਹਿੰਦਾ ਨਹੀਂ ਇਹਨੂੰ ਵੇਖ ਕੇ ਹੀ ਪਤਾ ਲੱਗਦਾ ਹੈ ਧੋਖਾ ਕੀ ਕਰੇਗਾ ਕਿਸੇ ਨਾਲ ਧੋਖਾ ਟਿਕਿਆ ਹੋਇਆ ਮਨ ਹੈ ਨਾ ਜਦੋਂ ਸ਼ਾਂਤ ਰਹੋਗੇ ਆ ਬਾਹਰ ਵੀ ਸ਼ਾਂਤੀ ਲੱਗੇਗੀ ਨਹੀਂ ਤੇ ਤਿਉੜੀ ਲੈਣੀ ਨਹੀਂ ਇਹ ਨਹੀਂ ਲੈਣੀ ਤਿਉੜੀ ਸਟ੍ਰੈਸ ਅੰਦਰੋਂ ਭਟਕਿਆ ਹੋਇਆ ਜਿਹੜਾ ਹੁੰਦਾ ਹੈ ਉਹ ਸ਼ਾਂਤੀ ਨਹੀਂ ਦੇ ਸਕਦਾ ਕਿਸੇ ਨੂੰ ਉਹਦਾ ਔਰਾ ਵੀ ਇਦਾਂ ਦਾ ਹੀ ਹੁੰਦਾ ਆਲੇ ਦੁਆਲੇ ਉਹਦੇ ਜਿੱਦਾਂ ਦਾ ਆਪ ਹੁੰਦਾ ਹੈ ਉਦਾਂ ਦੀ ਉਹਦੀ ਵਾਈਬ੍ਰੇਸ਼ਨ ਹੁੰਦੀ ਹੈ ਉਦਾਂ ਦੀ ਵੇਵਸ ਨਿਕਲਦੀਆਂ ਨੇ ਉਹਦੇ ਚੋਂ ਕੋਈ ਰਸ ਨਹੀਂ ਹੁੰਦਾ ਕੋਈ ਟਿਕਾ ਨਹੀਂ ਹੁੰਦਾ ਕੋਈ ਸ਼ਾਂਤੀ ਨਹੀਂ ਹੁੰਦੀ ਉਸ ਵੇਲੇ ਇਹ ਆਪਣੀ ਮਾਂ ਨੂੰ ਮਿਲਿਆ ਤਾਰੂ ਸਿੰਘ ਨੇ ਮਾਂ ਨੂੰ ਟੇਕਿਆ ਮੱਥਾ ਕਹਿੰਦਾ ਮਾਤਾ ਜੀ ਅਸ਼ੀਰਵਾਦ ਦਿਓ ਕਹਿਣ ਲੱਗੀ ਪੁੱਤ ਬਸ ਇੱਕੋ ਹੀ ਗੱਲ ਕਹਿਣੀ ਹੈ ਤੈਨੂੰ ਕੀ ਤਾਰੂ ਸਿੰਘ ਤੇਰਾ ਨਾਂ ਹੈ ਪੁੱਤਰਾ ਤਾਰੂ ਬਣ ਕੇ ਵਿਖਾਈ ਹੁਣ ਨਾ ਤਾਰੂ ਬਣ ਕੇ ਵਿਖਾਈ ਜ਼ੁਲਮ ਦੇ ਦਰਿਆ 'ਚ ਡੁੱਬ ਨਾ ਜਾਈ ਪੁੱਤ ਕਿਤੇ ਦੁੱਬ ਨਾ ਜਾਈ ਤਾਰੂ ਬਣ ਕੇ ਵਿਖਾਈ ਤੇਰੇ ਪਿਓ ਦਾ ਵੀ ਇੱਕ ਦਿਨ ਸੁਨੇਹਾ ਆਇਆ ਸੀ ਸ਼ਹੀਦ ਹੋ ਗਿਆ ਹੁਣ ਪੁੱਤ ਜਵਾਨ ਹੋ ਗਿਆ ਤੂੰ ਤੇ ਮੈਂ ਉਡੀਕਾਂਗੀ ਤੇਰਾ ਵੀ ਸੁਨੇਹਾ ਆਵੇ ਭੈਣ ਨੇ ਵੀ ਇਹੋ ਹੀ ਗੱਲ ਕਹੀ ਵੀਰਾ ਚਰਖੜੀਆਂ ਤੋਂ ਡਰ ਨਾ ਜਾਈ ਕਿਤੇ ਕਹਿੰਦਾ ਮਾਂ ਫਿਕਰ ਨਾ ਕਰ ਸਿੰਘ ਸਿਰ ਕਟਵਾਉਣੋ ਸਿੰਘ ਸਿਰ ਕਟਵਾਉਣੋ ਨਹੀਂ ਮੁੜਦੇ ਮੁੜ ਜਾਂਦੇ ਮੂੰਹ ਕਲਵਾਰਾ ਦੇ ਸਿਰ ਕਟਵਾਉਣੋ ਨਹੀਂ ਮੁੜਦੇ ਮੁੜ ਜਾਂਦੇ ਮੂੰਹ ਕਲਵਾਰਾ ਦੇ ਸਿੰਘ ਸਿਰ ਕਟਵਾਉਣੋ ਨਹੀਂ ਮੁੜਦੇ ਮੁੜ ਜਾਂਦੇ ਮੂੰਹ ਕਲਵਾਰਾ ਦੇ ਸਿਰ ਕਟਵਾ ਨਹੀਂ ਮੁੜਦੇ ਮੁੜ ਜਾਂਦੇ ਨੂੰ ਕਟਵਾ ਸਿੰਘ ਸਿਰ ਕਟਵਾਣਾ ਨਹੀਂ ਮੁੜਦੇ ਮੁੜ ਜਾਂਦੇ ਨੂੰ ਤਲਵਾਰਾਂ ਫੜੋ ਨਾਲ ਸਿਰ ਕਟਵਾਣਾ ਨਹੀਂ ਮੁੜਦੇ ਮੁੜ ਜਾਂਦੇ ਨੂੰ ਤਲਵਾਰਾਂ ਵੇ ਇਹ ਸਸਤਾ ਖੂਨ ਲਟਾਉਂਦੇ ਇਹ ਸਸਤਾ ਖੂਨ ਸਸਤਾ ਖੂਨ ਲਟਾਉਂਦੇ ਨੇ ਪੁੱਛਦੇ ਨਹੀਂ ਭਾਵ ਜਾਰਾ ਸਸਤਾ ਖੂਨ ਲਟਾਉਂਦੇ ਨੇ ਪੁੱਛਦੇ ਨਹੀਂ ਭਾਵ ਜਾਰਾ ਦੇ ਇਹ ਸਸਤਾ ਖੂਨ ਲਟਾਉਂਦੇ ਨੇ ਪੁੱਛਦੇ ਨਹੀਂ ਭਾਵ ਜਾਰਾ ਦੇ ਇਹ ਸਸਤਾ ਖੂਨ ਲਟਾਉਂਦੇ ਨੇ ਪੁੱਛਦੇ ਨਹੀਂ ਪਾਪ ਜਾਣਦੇ ਇਹ ਸਸਤਾ ਖੂਨ ਲਟਾਉਂਦੇ ਨੇ ਪੁੱਛਦੇ ਨਹੀਂ ਪਾਪ ਜਾਣਦੇ ਸਸਤਾ ਖੂਨ ਲਟਾਉਂਦੇ ਨੇ ਪੁੱਛਦੇ ਨਹੀਂ ਪਾਪ ਜਾਣਦੇ ਪੱਤ ਝੜਾ ਚ ਰਹਿੰਦੇ ਰਹਿੰਦੇ ਵੀ ਪੱਤ ਝੜਾ ਚ ਰਹਿੰਦੇ ਰਹਿੰਦੇ ਵੀ ਝੜਾ ਚ ਰਹਿੰਦੇ ਰਹਿੰਦੇ ਵੀ ਵੱਧ ਝੜਾ ਚ ਰਹਿੰਦੇ ਰਹਿੰਦੇ ਵੀ ਪੱਤ ਝੜਾ ਚ ਰਹਿੰਦੇ ਰਹਿੰਦੇ ਵੀ ਝੜਾ ਚ ਰਹਿੰਦੇ ਰਹਿੰਦੇ ਵੀ ਪੱਤ ਝੜਾ ਚ ਰਹਿੰਦੇ ਰਹਿੰਦੇ ਵੀ ਪੱਤ ਝੜਾ ਚ ਰਹਿੰਦੇ ਰਹਿੰਦੇ ਵੀ ਗਾਉਂਦੇ ਨੇ ਗੀਤ ਬਹਾਰਾ ਪੱਤ ਝੜਾ ਚ ਰਹਿੰਦੇ ਰਹਿੰਦੇ ਵੀ ਗਾਉਂਦੇ ਨੇ ਗੀਤ ਬਹਾਰਾ ਪੱਤ ਝੜਾ ਚ ਰਹਿੰਦੇ ਰਹਿੰਦੇ ਵੀ ਗਾਉਂਦੇ ਨੇ ਗੀਤ ਬਹਾਰਾ ਪੱਤ ਝੜਾ ਚ ਰਹਿੰਦੇ ਰਹਿੰਦੇ ਵੀ ਗਾਉਂਦੇ ਹੱਥ ਝੜਾਂ 'ਚ ਰਹਿੰਦੇ ਰਹਿੰਦੇ ਵੀ ਗਾਉਂਦੇ ਨੇ ਗੀਤ ਬਹਾਰਾਂ ਦੇ ਝੜਾਂ 'ਚ ਰਹਿੰਦੇ ਰਹਿੰਦੇ ਵੀ ਗਾਉਂਦੇ ਨੇ ਗੀਤ ਬਹਾਰਾਂ ਦੇ ਧਿਆਨ ਨਾਲ ਸੁਣੋ ਨਿਤ ਮੌਤ ਕਸੀਦੇ ਪੜਦੀ ਐ ਨਿਤ ਮੌਤ ਕਸੀਦੇ ਪੜਦੀ ਐ ਨਿਤ ਮੌਤ ਤੁਸੀਂ ਤੇ ਪੜਦੀ ਐ ਨਿਤ ਮੌਤ ਤੁਸੀਂ ਤੇ ਪੜਦੀ ਐ ਇਹਨਾਂ ਸਿਰ ਲੱਥਿਆਂ ਸਰਦਾਰਾ ਬਹੁਤ ਤੁਸੀਂ ਤੇ ਪੜਦੀ ਐ ਇਹਨਾਂ ਸਿਰ ਲੱਥਿਆਂ ਸਰਦਾਰਾ ਮੌਤ ਤੁਸੀਂ ਤੇ ਪੜਦੀ ਐ ਇਹਨਾਂ ਸਿਰ ਲੱਥਿਆਂ ਸਰਦਾਰਾ ਦੇ ਮੌਤ ਨਸੀਬੇ ਹੱਥੀਏ ਨਾ ਸਿਰ ਸਿਰਦਿਆਂ ਸਰਦਾਰਾ ਇੰਤ ਮੌਤ ਨਸੀਬੇ ਹੱਥੀਏ ਨਾ ਸਰਦਾਰਾਂ ਦੇ ਮੌਤ ਨਸੀਬੇ ਹੱਥੀਏ ਨਾ ਸਿਰ ਸਿਰਦਿਆਂ ਸਰਦਾਰਾਂ ਦੇ ਇਹ ਸਸਤਾ ਖੂਨ ਲਟਾਉਂਦੇ ਨੇ ਪੁੱਛਦੇ ਨਹੀਂ ਭਾਪ ਜਾਰਾਂ ਦੇ ਸੱਚ ਹੈ ਨਾ ਸਸਤੇ ਹੀ ਖੂਨ ਲਟਾਏ ਨੇ ਭਾ ਨਹੀਂ ਬਾਜ਼ਾਰਾਂ ਦੇ ਪੁੱਛੇ ਕੁਰਬਾਨੀਆਂ ਕਰਨ ਵਾਲੇ 80% ਰਾਜ ਕਰਨ ਵਾਲੇ ਹੋਰ ਹੀ ਨੇ ਆਖੋ ਸਤਨਾਮ ਹਮੇਸ਼ਾ ਇਹ ਸਿਰ ਲੱਥੇ ਸਰਦਾਰ ਨੇ ਦੱਸੋ ਕਿਹੜੀ ਜੰਗ ਹੈ ਐਸੀ ਜਿਹੜੀ ਸਿੱਖ ਸਰਦਾਰਾਂ ਬਿਨਾ ਪੂਰੀ ਹੋਈ ਹੋਵੇ ਜਾਂ ਜਿੱਤੀ ਗਈ ਹੋਵੇ ਸਭ ਜੰਗਾਂ ਜਿੱਤੀਆਂ ਹੀ ਨਹੀਂ ਸੀ ਜਾ ਸਕਦੀਆਂ ਜੇ ਵਿੱਚ ਸਿੱਖ ਸਰਦਾਰ ਕੁਰਬਾਨੀਆਂ ਨਾ ਦਿੰਦੇ ਹਮੇਸ਼ਾ ਤੋਂ ਇਹ ਜਿਗਰੇ ਵਾਲੇ ਰਹੇ ਆ ਦਿਲਾਂ ਵਾਲੇ ਨੇ ਸਿਰ ਲੰਦੇ ਬਹੁਤ ਨੇ ਮਾਫ ਕਰਨਾ ਸਿਰ ਵਰਤਦੇ ਹੋਰ ਹੀ ਨੇ ਸਿਰ ਵਰਤਦੇ ਹੋਰ ਨੇ ਮੈਂ ਹੁਣ ਬਹੁਤ ਵਾਰ ਕਹਿੰਦਾ ਹੁੰਨਾ ਸਿੱਖੋ ਸਿਰ ਲਾਏ ਬੜੇ ਨੇ ਸਿਰ ਲਾਓ ਵੀ ਕੁਰਬਾਨੀਆਂ ਕਰੋ ਵੀ ਪਰ ਇਹ ਸਿਰ ਨੂੰ ਵਰਤਣਾ ਵੀ ਸਿੱਖ ਲਓ ਭਾਵ ਦਿਮਾਗ ਤੋਂ ਕੰਮ ਲੈ ਕੇ ਇਹ ਵੀ ਵੇਖਣਾ ਹੈ ਸਿਰਫ ਲੜ ਕੇ ਹੀ ਨਹੀਂ ਸਰੀਰ ਬਥੇਰੇ ਲਾਏ ਆ ਸਿਰ ਵਢਾਏ ਆ ਸਿਰ ਲਾਏ ਬਹੁਤ ਨੇ ਹੁਣ ਆਪਾਂ ਸਿਰ ਵਰਤਨੇ ਵੀ ਸਟਾਰਟ ਕਰੀਏ ਭੋਲੇ ਆ ਤੇ ਭੋਲਿਆਂ ਨੂੰ ਬਥੇਰੇ ਲੁੱਟ ਕੇ ਲੈ ਜਾਂਦੇ ਹੁੰਦੇ ਨੇ ਬਹੁਤ ਵਾਰ ਲੁੱਟਿਆ ਜੇ ਤੁਸੀਂ ਕਹੋ ਨਾ ਵੀ ਕੁਰਬਾਨੀਆਂ ਕੀਤੀਆਂ ਇਹ ਪਤਾ ਇਹ ਹੈ ਵੀ ਭੋਲੇ ਨੇ ਇਸ ਗੱਲੋਂ ਪਤਾ ਲੱਗਦਾ ਭੋਲੇ ਨੇ ਕਲੀਅਰ ਹੁੰਦੀ ਹੈ ਗੱਲ ਵੀ ਭੋਲੀ ਕੌਮ ਹੈ ਭਾਵੇਂ ਜੋ ਮਰਜ਼ੀ ਕਹੀ ਜਾਈਏ ਤਾਂ ਹੀ ਕੁਰਬਾਨੀਆਂ ਕਰਨ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਜਦੋਂ ਹੱਕ ਦੇਣ ਦੀ ਵਾਰੀ ਆਉਂਦੀ ਉਦੋਂ ਸਭ ਤੋਂ ਪਿੱਛੇ ਸੁੱਟ ਦਿੰਦੇ ਨੇ ਸਭ ਤੋਂ ਪਿੱਛੇ ਜਦੋਂ ਹੱਕ ਦੇਣ ਦੀ ਵਾਰੀ ਆਉਂਦੀ ਹੈ ਇਹਨਾਂ ਹੱਕਾਂ ਦੀ ਗੱਲ ਹੀ ਬਾਬਾ ਜਰਨੈਲ ਸਿੰਘ ਹੋਣੀ ਕਰਦੇ ਸੀ ਕਹਿੰਦੇ ਭਾਈ ਜੇ ਕੁਰਬਾਨੀਆਂ ਸਭ ਤੋਂ ਵੱਧ ਕੀਤੀਆਂ ਨੇ ਤੇ ਪੰਜਾਬ ਦਾ ਖਿਆਲ ਵੀ ਸਭ ਤੋਂ ਵੱਧ ਰੱਖੋ ਜੇ ਪੰਜਾਬ ਦੇ ਨੌਜਵਾਨ ਸਭ ਤੋਂ ਵੱਧ ਤੁਹਾਡੇ ਆਜ਼ਾਦੀ ਵਿੱਚ ਸ਼ਹੀਦ ਹੋਏ ਆ ਫਾਂਸੀ ਦੇ ਰੱਸੇ ਚੁੰਮੇ ਨੇ ਜੇ ਇਹਨਾਂ ਨੇ ਆਪਣਾ ਆਪ ਕੁਰਬਾਨ ਕੀਤਾ ਹੈ ਤੇ ਇਹਨਾਂ ਦੇ ਭਰਾ ਜਿਹੜੇ ਪੰਜਾਬੀ ਬੇਰੋਜ਼ਗਾਰ ਹਨ ਇਹਨਾਂ ਬੇਰੋਜ਼ਗਾਰਾਂ ਦੀ ਬਾਹ ਫੜੇ ਸਰਕਾਰ ਇਹੀ ਕਹਿੰਦੇ ਹੁੰਦੇ ਸੀ ਇਹ ਸੀ ਧਰਮ ਜੁੱਧ ਮੋਰਚਾ ਤੇ ਜੇ ਬਾਬਾ ਜਰਨੈਲ ਸਿੰਘ ਦਾ ਮੋਰਚਾ ਸਫਲ ਹੁੰਦਾ ਸਾਰੀ ਲੀਡਰਸ਼ਿਪ ਬਾਬਾ ਜੀ ਦਾ ਸਾਥ ਦਿੰਦੇ ਤੇ ਅੱਜ ਪੰਜਾਬ ਦੇ ਵਿੱਚ ਕੋਈ ਨੌਜਵਾਨ ਬੇਰੋਜ਼ਗਾਰ ਨਹੀਂ ਸੀ ਫਿਰਨਾ ਸੁਣਿਓ ਗੱਲ ਧਿਆਨ ਨਾਲ ਧਿਆਨ ਨਾਲ ਸੁਣਿਓ ਕੋਈ ਬੇਰੋਜ਼ਗਾਰ ਨਹੀਂ ਸੀ ਫਿਰਨਾ ਇੱਥੇ ਉਹ ਇਹੀ ਰੌਲਾ ਪਾਉਂਦੇ ਸੀ ਅੱਜ ਸਾਡੇ ਨੌਜਵਾਨ ਬਾਹਰ ਜਾਂਦੇ ਨੇ ਹੈਰਾਨ ਹੁੰਨਾ ਮੈਂ ਕਈ ਵਾਰੀ ਇੱਕ ਵਾਰੀ ਮੈਂ ਇਟਲੀ 'ਚ ਗਿਆ ਚਲੋ ਆ ਤੇ ਇਕੱਠ ਬਹੁਤ ਜ਼ਿਆਦਾ ਹੈ ਘੱਟ ਤੋਂ ਘੱਟ 5000 ਨੌਜਵਾਨ ਹੋਣਾ ਹੈ ਅਸੀਂ ਇਦਾਂ ਦੀਵਾਨ ਬਾਹਰ ਲਾਇਆ ਗਰਾਊਂਡ ਵਿੱਚ ਖੁੱਲਾ ਥਾਂ ਆਲੇ ਦੁਆਲੇ ਪੰਡਾਲ ਨਹੀਂ ਸੀ ਇਦਾਂ ਨੌਜਵਾਨ ਬਹਿ ਗਏ ਆ ਕੇ ਭਰ ਗਿਆ ਪੂਰਾ ਸਾਈਕਲਾਂ ਤੇ ਆਏ ਕਈ ਸਾਈਕਲਾਂ ਤੇ ਤੇ ਇਦਾਂ ਮੇਰੇ ਕੋਲ ਸਾਰੇ ਬੈਠੇ ਤੇ ਮੈਂ ਉਦੋਂ ਉਹਨਾਂ ਨੂੰ ਦੀਵਾਨ ਵਿੱਚ ਕਿਹਾ ਮੈਂ ਕਿਹਾ ਯਾਰ ਇਦਾਂ ਲੱਗਦਾ ਹੈ ਵੀ ਜਿੰਨੇ ਤੁਸੀਂ ਸੋਹਣੇ ਨੌਜਵਾਨ ਸਾਡੇ ਪੰਜਾਬ ਤੇ ਖਾਲੀ ਹੋ ਆ ਕਹਿੰਦੇ ਜੀ ਕਰੀਏ ਫਿਰ ਕੀ ਰੋਜ਼ਗਾਰ ਕੋਈ ਨਹੀਂ ਮਿਲਦਾ ਰੋਟੀ ਦਾ ਸਾਧਨ ਕੋਈ ਨਹੀਂ ਹੁਣ ਤੁਸੀਂ ਸੋਚ ਕੇ ਵੇਖੋ ਜਿੰਨੇ ਬੱਚੇ ਪੜ ਰਹੇ ਨੇ ਬਾਹਰ ਜਾ ਰਹੇ ਨੇ ਪੜ ਰਹੇ ਨੇ ਬਾਹਰ ਜਾ ਰਹੇ ਨੇ ਪੰਜਾਬ ਦਾ ਬ੍ਰੇਨ ਇਹ ਵਿਦੇਸ਼ਾਂ ਦੇ ਲੋਕ ਲਿਜਾ ਰਹੇ ਨੇ ਬ੍ਰੇਨ ਹੈ ਪੰਜਾਬ ਦਾ ਇਹ ਬੱਚੇ ਪੜਨਗੇ ਤਰੱਕੀ ਕਰਨਗੇ ਇਹ ਬ੍ਰੇਨ ਹੈ ਪਰ ਸਾਰੇ ਦਾ ਸਾਰਾ ਹੁਣ ਵੇਖੋ ਕੈਨੇਡਾ ਬੱਚੇ ਬਹੁਤ ਸਾਡੇ ਵੀਰ ਜਾਂਦੇ ਆ ਅਮਰੀਕਾ ਜਾ ਰਹੇ ਆ ਆਸਟ੍ਰੇਲੀਆ ਗਏ ਆ ਨਿਊਜ਼ੀਲੈਂਡ ਗਏ ਆ ਬੜਿਆਂ ਦੇ ਮਨ ਵਿੱਚ ਜਾਣ ਦੀਆਂ ਤਿਆਰੀਆਂ ਨੇ ਵੀ ਚੱਲੀਏ ਜਾਓ ਕਿਉਂ ਗਏ ਰੋਜੀ ਲਈ ਗਏ ਪਰ ਜੇ ਕਿਤੇ ਉਹਨਾਂ ਵੇਲਿਆਂ ਚੋਂ 17 ਮਤੇ ਅੱਜ ਸੁਣੇ ਜਾਂਦੇ ਨਾ ਤੇ ਅੱਜ ਤੁਹਾਨੂੰ ਬਾਹਰਲੇ ਦੇਸ਼ਾਂ 'ਚ ਜਾਣਾ ਨਾ ਪੈਂਦਾ ਪੰਜਾਬ ਦੇ ਇਹ ਜੋ ਨਕਸ਼ਾ ਹੀ ਕੁਝ ਹੋਰ ਹੋਣਾ ਸੀ ਅੱਜ ਰੋਜੀ ਲਈ ਗਏ ਰੋਟੀ ਲਈ ਗਏ ਬੜੀਆਂ ਸੋਹਣੀਆਂ ਸੋਹਣੀਆਂ ਲਾਈਨਾਂ ਲਿਖੀਆਂ ਪਾਤਰ ਹੋਣਾ ਨੇ ਜੋ ਵਿਦੇਸ਼ਾਂ 'ਚ ਰੁਲਦੇ ਨੇ ਰੋਜੀ ਲਈ ਦੇਸ਼ ਉਹ ਪਰਤਣਗੇ ਆਪਣੇ ਕਦੀ ਰੋਟੀ ਲਈ ਰੋਜੀ ਲਈ ਗੁਜ਼ਾਰੇ ਲਈ ਗਏ ਆ ਬਾਹਰ ਕਦੇ ਦੇਸ਼ ਮੁੜ ਕੇ ਆਉਣਗੇ ਕਈਆਂ ਦੀਆਂ ਮਾਵਾਂ ਤਰਸਦੀਆਂ ਹੀ ਮਰ ਗਈਆਂ ਕਈ ਬਿਮਾਰ ਤੇ ਪਹੁੰਚੇ ਕਈ ਸੰਸਕਾਰ ਤੇ ਪਹੁੰਚੇ ਤੇ ਕਈ ਇਦਾਂ ਦੇ ਬਦ ਨਸੀਬ ਨੇ ਜਿਹੜੇ ਮਾਂ ਦੇ ਭੋਗ ਤੇ ਵੀ ਨਹੀਂ ਆ ਸਕੇ ਮਰਨ ਤੋਂ ਬਾਅਦ ਫਿਰ ਕਬਰ 'ਚ ਚਲੇ ਜਾਂਦੇ ਨੇ ਕਿੱਥੇ ਸਾੜਿਆ ਸੀ ਮੇਰੀ ਮਾਂ ਨੂੰ ਮੜੀਆਂ 'ਚ ਰੁੱਖ ਕਿੱਥੇ ਆ ਜਿਹੜੇ ਰੁੱਖ ਥੱਲੇ ਸਾੜੀ ਮੇਰੀ ਮਾਂ ਕਿੱਥੇ ਆ ਉਹ ਕਬਰਸਤਾਨ ਸੁਣਿਓ ਵਿਦੇਸ਼ਾਂ 'ਚ ਰੁਲਦੇ ਨੇ ਰੋਜੀ ਲਈ ਦੇਸ਼ ਉਹ ਪਰਤਣਗੇ ਆਪਣੇ ਕਦੀ ਕੁਝ ਤੇ ਸਿੱਖਣਗੇ ਮਾਂ ਦੇ ਸਿਵੇ ਦੀ ਅਗਨ ਕੁਝ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ ਕੁਝ ਤੇ ਮਾਂ ਦੇ ਸਿਵੇ ਤੇ ਹੀ ਪਹੁੰਚਦੇ ਨੇ ਇਹ ਕਿਉਂ ਹੋਇਆ ਇਦਾਂ ਇੰਨੇ ਨੌਜਵਾਨ ਬੇਰੋਜ਼ਗਾਰ ਕਿਉਂ ਹੋਏ ਇਹਦਾ ਕਾਰਨ ਕੀ ਹੈ ਇਹ ਸਸਤਾ ਖੂਨ ਲਟਾਉਂਦੇ ਨੇ ਪੁੱਛਦੇ ਨਹੀਂ ਭਾ ਬਾਜ਼ਾਰਾਂ ਦੇ ਬਾਜ਼ਾਰਾਂ ਦੇ ਭਾ ਨਾਲ ਨਹੀਂ ਸਸਤਾ ਲਟਾਇਆ ਖੂਨ ਆਪਣਾ ਲਟਾਇਆ ਹੀ ਨਹੀਂ ਅੱਜ ਵੀ ਲਟਾ ਰਹੇ ਨੇ ਆਰਮੀ ਵਿੱਚ ਅੱਜ ਕਿੰਨੇ ਸਿੱਖ ਨੇ ਜਿੱਦਣ ਕੋਈ ਜੰਗ ਲੱਗੇਗਾ ਮੀਡੀਆ ਭਾਵੇਂ ਦੁਨੀਆ ਨੂੰ ਦੱਸੇ ਨਾ ਦੱਸੇ ਪਰ ਇਹ ਸੱਚ ਹੈ ਜਿੱਦਣ ਕੋਈ ਜੰਗ ਲੱਗਿਆ ਜਾਂ ਲੱਗੇਗਾ ਸਭ ਤੋਂ ਅੱਗੇ ਉਦਣ ਵੀ ਸਿੱਖ ਸਰਦਾਰਾਂ ਨੂੰ ਲਾਇਆ ਜਾਂਦਾ ਹੈ ਲਾਓ ਇਹਨਾਂ ਨੂੰ ਅੱਗੇ ਕਿਉਂ ਇਹ ਡਰਦੇ ਨਹੀਂ ਇਹਨਾਂ ਦੇ ਦਿਲ ਬੜੇ ਤਕੜੇ ਆ ਤੇ ਫਿਰ ਉਦੋਂ ਵੇਖੀਦਾ ਇਹ ਵੀਰ ਰਸ ਕਿੰਨੇ ਭਰਿਆ ਉਹ ਦਿਲ ਵਾਲੇ ਉਹ ਦਿਲ ਵਾਲੇ ਦੇਖੇ ਬੜੇ ਦਲਾਵਰ ਮੈਂ ਦਿਲਾਂ ਵਾਲੇ ਡਿੱਠਾ ਫਰਕ ਕੇ ਕੁੱਲ ਸੰਸਾਰ ਦਾ ਦਿਲ ਦੇਖੇ ਦਿਲ ਕਈ ਪੀਰ ਪੈਗੰਬਰਾਂ ਦੇ ਮਹਾਰਥੀ ਤੇ ਬਲੀ ਬਲਕਾਰ ਦਾ ਦਿਲ ਦੇਖੇ ਦਿਲ ਕਈ ਸੰਤ ਮਹਾਤਮਾ ਦੇ ਬਲੀ ਗੌਸ ਤੇ ਪੀਰ ਅਵਤਾਰ ਦਾ ਦਿਲ ਐ ਪਰ ਦਿਲਾਂ ਚੋਂ ਦਿਲ ਕਹਾਉਣ ਵਾਲਾ ਦੇਖਿਆ ਕਲਗੀ ਧਰ ਅਵਤਾਰ ਦਾ ਦਿਲ ਇਹ ਗੁਰੂ ਗੋਬਿੰਦ ਸਿੰਘ ਦਾ ਜਿਗਰਾ ਹੈ ਪਰ ਜਿਵੇਂ ਕਈ ਕਹਿੰਦੇ ਹੁੰਦੇ ਨੇ ਮਾਂ ਪਰ ਪੂਤ ਪਿਤਾ ਪਰ ਘੋੜਾ ਬਹੁਤਾ ਨਹੀਂ ਤੇ ਹੈ ਨਾ ਗੱਲ ਠੀਕ ਭਾਵੇਂ ਬਹੁਤ ਗਰਾਵਟਾਂ ਆ ਗਈਆਂ ਭਾਵੇਂ ਬਹੁਤ ਡਾਊਨ ਹੋ ਗਏ ਪਰ ਇਹ ਸੱਚ ਹੈ ਕਿ ਕਲਗੀ ਤਰ ਦਾ ਭਰਿਆ ਹੋਇਆ ਸਪਿਰਟ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਸਾਡੇ ਖੂਨ 'ਚ ਅੱਜ ਵੀ ਹੈ ਅੱਜ ਵੀ ਸਾਡੇ ਬਲੱਡ 'ਚ ਹੈ ਅੱਜ ਵੀ ਹੈ ਜਿੰਨੀ ਜੁਰਤ ਨਾਲ ਅੱਜ ਇਹ ਲੜਦੇ ਆ ਨਹੀਂ ਲੜ ਸਕਦਾ ਕੋਈ ਇਹ ਮੰਨਦੇ ਨੇ ਨਿਰਪੱਖੀ ਨੇ ਜਿਹੜੇ ਬੰਦੇ ਕਿਸੇ ਪੱਖ 'ਚ ਨਹੀਂ ਨਾ ਨਿਰਪੱਖ ਸ਼ਖਸੀਅਤਾਂ ਨੇ ਜਿਹੜੀਆਂ ਉਹ ਅੱਜ ਵੀ ਮੰਨਦੀਆਂ ਨੇ ਭਾਵੇਂ ਭਾਰਤ ਵਿੱਚ ਰਹਿਣ ਵਾਲੇ ਹੀ ਹੋਣ ਅੱਜ ਵੀ ਉਹ ਮੰਨਦੇ ਨੇ ਪੱਖੀ ਨਹੀਂ ਜਿਹੜੇ ਬੰਦੇ ਨਿਰਪੱਖ ਨੇ ਫਿਰ ਸੁਣੋ ਇਹ ਸਸਤਾ ਖੂਨ ਲਟਾਉਂਦੇ ਨੇ ਮਾਂ ਮੈਨੂੰ ਜਾਣਦੇ ਕਹਿੰਦੀ ਪੁੱਤ ਤੇਰਾ ਨਾਂ ਰੱਖਿਆ ਤਾਰੂ ਤੇ ਤਾਰੂ ਸਿੰਘ ਬਣ ਕੇ ਵਿਖਾਈ ਡੋਲੀ ਨਾ ਕਹਿੰਦਾ ਨਹੀਂ ਬੇਬੇ ਪਰਵਾਹ ਨਾ ਕਰ ਆਪਾਂ ਕੁਰਬਾਨ ਕਰ ਦਿਆਂਗਾ ਚਲੋ ਜੀ ਗੱਲ ਮਕਾਈਏ ਗੱਡੇ ਤੇ ਬਾ ਲਿਆ ਗ੍ਰਿਫਤਾਰ ਕਰ ਲਿਆ ਤਰਾ ਤਰਾ ਕਰਦੇ ਨੇ ਲੋਕ ਕਿਸੇ ਦੀ ਪਰਵਾਹ ਨਹੀਂ ਕੀਤੀ ਲੈ ਗਏ ਜ਼ਕਰੀਆ ਖਾਨ ਦੀ ਕਚਹਿਰੀ ਵਿੱਚ ਲੱਗੀ ਕਚਹਿਰੀ ਝੂਠਿਆਂ ਦੀ ਕਚਹਿਰੀ ਵਿੱਚ ਅੱਜ ਸੱਚਾ ਬੰਦਾ ਪੇਸ਼ ਹੋ ਰਿਹਾ ਹੈ ਸਾਹਮਣੇ ਖੜ ਗਿਆ ਜਾ ਕੇ ਕਹਿੰਦਾ ਭਾਈ ਤਾਰੂ ਸਿੰਘ ਜ਼ਕਰੀਆ ਕਹਿੰਦਾ ਸਾਰੇ ਸਬੂਤ ਮੇਰੇ ਕੋਲ ਨੇ ਸਾਰੇ ਗਵਾਹ ਮੇਰੇ ਕੋਲ ਨੇ ਤੂੰ ਮੁਕਰ ਨਹੀਂ ਸਕਦਾ ਪੱਟੀ ਵਾਲਾ ਕਾਕਾ ਇਹ ਸਭ ਕੰਮ ਤੂੰ ਕੀਤਾ ਹੈ ਸਭ ਸਬੂਤ ਮੇਰੇ ਕੋਲ ਨੇ ਭਾਈ ਸਾਹਿਬ ਕਹਿੰਦੇ ਓਏ ਸਬੂਤਾਂ ਦੀ ਗੱਲ ਛੱਡ ਤੂੰ ਮੈਨੂੰ ਪੁੱਛ ਲੈ ਜੋ ਕੀਤਾ ਹੋਏਗਾ ਦੱਸਾਂਗਾ ਸਿੱਖ ਕਦੀ ਝੂਠ ਨਹੀਂ ਬੋਲਦੇ ਸਿੱਖ ਝੂਠ ਨਹੀਂ ਬੋਲਦੇ ਜੇ ਕੀਤਾ ਹੈ ਤੇ ਦੱਸਾਂਗਾ ਭਾਈ ਰਾਜਵਾਨੇ ਵਾਂਗੂ ਕੋਈ ਵਕੀਲ ਨਹੀਂ ਕਰਨਾ ਜੋ ਕੀਤਾ ਕੀਤਾ ਆਖੋ ਸਤਨਾਮ ਵਾਹ ਜੇ ਹੁਣ ਗੱਲ ਕਰੋ ਵੀ ਸਿੱਖ ਹੁੰਦੇ ਸਨ ਇਦਾਂ ਦੇ ਸਿੱਖ ਹੁੰਦੇ ਸੀ ਕੀਤਾ ਦੱਸਾਂਗੇ ਤੇ ਅੱਜ ਭਾਈ ਰਾਜੋਆਣਾ ਵੇਖ ਲਓ ਉਹ ਵੀ ਇਹੀ ਕਹਿੰਦਾ ਵੀ ਨਹੀਂ ਵਕੀਲ ਕਰਨਾ ਜੋ ਕੀਤਾ ਕੀਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੋਏ ਨਹੀਂ ਸਿੱਖ ਅੱਜ ਵੀ ਆਏ ਨੇ ਪਰ ਹੁਣ ਬੜੇ ਥੋੜੇ ਨੇ ਸੱਚੇ ਹੋਏ ਹੀ ਨਹੀਂ ਅੱਜ ਵੀ ਹੈ ਨੇ ਰਾਸ਼ਟਰਪਤੀ ਨੂੰ ਚਿੱਠੀ ਲਿਖੀ ਹੈ ਥੋੜੇ ਦਿਨ ਪਹਿਲਾਂ ਭਾਈ ਬਲਵੰਤ ਸਿੰਘ ਰਾਜੋਆਣੇ ਨੇ ਮੈਨੂੰ ਛੇਤੀ ਤੋਂ ਛੇਤੀ ਫਾਂਸੀ ਦਿੱਤੀ ਜਾਵੇ ਦੇਰੀ ਕਿਉਂ ਲਾਈ ਜਾ ਰਹੀ ਹੈ ਰਾਸ਼ਟਰਪਤੀ ਨੂੰ ਚਿੱਠੀ ਭੇਜੀ ਹੈ ਵੀ ਮੈਨੂੰ ਛੇਤੀ ਤੋਂ ਛੇਤੀ ਫਾਂਸੀ ਦੇ ਦਿਓ ਦੇਰੀ ਕਿਉਂ ਲਾ ਰਹੇ ਹੋ ਭਾਈ ਅੱਜ ਵੀ ਇਹ ਬਾਕੀ ਸਾਰੇ ਅਪੀਲਾਂ ਪਾਉਂਦੇ ਨੇ ਮੈਨੂੰ ਬਚਾ ਲਓ ਰਾਸ਼ਟਰਪਤੀ ਤੇ ਅਪੀਲ ਪਾਓ ਫਾਂਸੀ ਮਾਫ ਹੋਵੇ ਉਹ ਕਹਿੰਦਾ ਮੈਨੂੰ ਛੇਤੀ ਤੋਂ ਛੇਤੀ ਫਾਂਸੀ ਦਿੱਤੀ ਜਾਵੇ ਕਿੰਨਾ ਫਰਕ ਹੈ ਭਾਵ ਕਿ ਉਹ ਪਿਆਰੀਆਂ ਪਿਆਰੀਆਂ ਰੂਹਾਂ ਅੱਜ ਵੀ ਹੈ ਨੇ ਚੇਤਾ ਰੱਖਿਓ ਚੰਗੀਆਂ ਰੂਹਾਂ ਵੀ ਹੈ ਨੇ ਜ਼ਕਰੀਏ ਦੀਆਂ ਰੂਹਾਂ ਵੀ ਇੱਥੇ ਹੀ ਫਿਰਦੀਆਂ ਨੇ ਫਾਹੇ ਲਾਣ ਵਾਲੇ ਵੀ ਇੱਥੇ ਹੀ ਨੇ ਤਾਰੂ ਸਿੰਘ ਵਰਗੇ ਵੀ ਇੱਥੇ ਹੀ ਨੇ ਉਹ ਅੱਗੇ ਤੋਂ ਅੱਗੇ ਤੁਰੇ ਰਹਿੰਦੇ ਨੇ ਇਹ ਮਾਲਕ ਦੀਆਂ ਮਾਲਕ ਜਾਣੇ ਵੀ ਤੁਰਦੇ ਕਿਵੇਂ ਨੇ ਇਹਦੇ ਨਹੀਂ ਭੇਤ ਆਉਂਦਾ ਪਰ ਲੱਗਦਾ ਇਹ ਆ ਵੀ ਰੂਹਾਂ ਇਹਨਾਂ ਬੰਦਿਆਂ 'ਚ ਉਹੀ ਤੁਰੀਆਂ ਫਿਰਦੀਆਂ ਨੇ ਆਖੋ ਸਤਨਾਮ ਸ਼੍ਰੀ ਵਾਹ ਲੱਗਦਾ ਨਹੀਂ ਲੱਗਦਾ ਨਹੀਂ ਉਹ ਸਪਿਰਿਟ ਉਹੀ ਜੋਸ਼ ਹੈ ਉਹੀ ਸਪਿਰਿਟ ਹੈ ਲੱਗਦਾ ਹੈ ਫਿਰ ਸੁਣੋ ਓਏ ਤੈਨੂੰ ਝੂਠਿਆਂ ਗਵਾਹਾਂ ਦੀ ਲੋੜ ਲੋੜ ਨਹੀਂ ਇੱਥੇ ਜੋ ਪੁੱਛਣਾ ਮੈਨੂੰ ਪੁੱਛ ਮੈਂ ਸੱਚ ਦੱਸਾਂਗਾ ਸਾਨੂੰ ਗੁਰੂ ਨੇ ਝੂਠ ਬੋਲਣਾ ਨਹੀਂ ਸਿਖਾਇਆ ਹੁਣ ਭਾਈ ਤਾਰੂ ਸਿੰਘ ਦੇ ਨਾਲ ਗੱਲਬਾਤ ਚੱਲਦੀ ਹੈ ਤੇ ਤੇ ਕਹਿੰਦੇ ਚਲੋ ਸਭ ਕੁਝ ਮਾਫ ਇੱਕੋ ਹੀ ਕੰਮ ਕਰ ਲੈ ਸਿੱਖੀ ਛੱਡ ਦੇ ਤੇ ਭਾਈ ਤਾਰੂ ਸਿੰਘ ਜੀ ਆਖਣ ਲੱਗੇ ਭੁੱਲ ਜਾ ਧਰਮ ਸਿਧਾਂਤ ਹੁੰਦਾ ਹੈ ਧਰਮ ਸਿਧਾਂਤ ਹੁੰਦਾ ਹੈ ਸੋਚ ਹੁੰਦੀ ਹੈ ਬਦਲੀ ਜਾ ਸਕਦੀ ਹੈ ਸੋਚ ਬਦਲੀ ਜਾ ਸਕਦੀ ਹੈ ਧਰਮ ਸਿਧਾਂਤ ਹੁੰਦਾ ਹੈ ਸਿਧਾਂਤ ਬਦਲਿਆ ਜਾ ਸਕਦਾ ਹੈ ਓਏ ਸਿੱਖੀ ਸਾਡੀ ਜਾਨ ਹੈ ਜਾਨ ਨਹੀਂ ਬਦਲੀ ਜਾ ਸਕਦੀ ਜਾਨ ਨਹੀਂ ਬਦਲੀ ਜਾ ਸਕਦੀ ਹੁੰਦੀ ਵੀ ਜਾਨ ਕੱਢ ਲਓ ਤੇ ਨਵੀਂ ਜਾਨ ਪਾ ਦਿਓ ਉਹ ਤੇ ਇੱਕੋ ਹੀ ਹੈ ਜਾਨ ਨਹੀਂ ਬਦਲੀ ਜਾ ਸਕਦੀ ਡਟ ਕੇ ਜਵਾਬ ਦੇ ਦਿੱਤਾ ਕਰ ਲੈ ਕੀ ਕਰਨਾ ਹੈ ਮੈਨੂੰ ਤੂੰ ਸਿੱਖੀ ਤੋਂ ਡੁਲਾ ਨਹੀਂ ਸਕਦਾ ਫਿਰ ਗੱਲ ਮੁਕਾਈਏ ਉਸ ਵੇਲੇ ਹੁਕਮ ਕੀਤਾ ਗਿਆ ਜਲਾਦਾਂ ਨੂੰ ਸੱਦੋ ਵਾਹਿਗੁਰੂ ਹੁਕਮ ਇਹ ਹੋਇਆ ਸੀ ਇਹਦੇ ਕੇਸ ਕੱਟ ਦਿਓ ਇਹਦੇ ਕੇਸ ਕੱਟ ਦਿਓ ਆਏ ਵੀ ਸੀ ਜਲਾਦ ਕੱਟਣ ਵਾਸਤੇ ਕੇਸ ਭਾਈ ਸਾਹਿਬ ਆਪਣੀ ਮੌਜ ਵਿੱਚ ਬੈਠੇ ਸਿਮਰਨ ਕਰਦੇ ਨੇ ਗੁਰਬਾਣੀ ਪੜ੍ਹਦੇ ਨੇ ਆਪਣੇ ਰੰਗ 'ਚ ਬੈਠੇ ਆ ਇਹਨਾਂ ਦਾ ਚੜ੍ਹਦੀ ਕਲਾ ਵਾਲਾ ਉਹ ਤਪ ਤੇਜ ਵੇਖ ਕੇ ਉਹਨਾਂ ਦੀ ਹਿੰਮਤ ਨਹੀਂ ਸੀ ਪਈ ਕਿ ਅਸੀਂ ਕੇਸ ਕੱਟ ਸਕੀਏ ਮਜ਼ਬੂਤ ਮਨ ਵਾਲੇ ਨੇ ਲੋਹੇ ਦੀਆਂ ਤਾਰਾਂ ਬਣ ਕੇ ਕੇਸ ਇਹ ਗੱਲ ਵੀ ਪ੍ਰਚਲਿਤ ਹੈ ਠੀਕ ਹੈ ਲੋਹੇ ਵਰਗਾ ਉਹਦਾ ਮਜ਼ਬੂਤ ਮਨ ਸੀ ਜਦੋਂ ਮਨ ਐਡਾ ਮਜ਼ਬੂਤ ਹੋ ਜਾਏ ਨਾ ਲੋਹੇ ਵਰਗਾ ਤੇ ਕੇਸ ਵੀ ਲੋਹੇ ਦੇ ਬਣ ਸਕਦੇ ਨੇ ਇਹ ਵੀ ਕੋਈ ਵੱਖਰੀ ਗੱਲ ਨਹੀਂ ਉਹ ਕਰਨ ਤੇ ਆ ਜਾਏ ਤੇ ਕੀ ਨਹੀਂ ਕਰ ਸਕਦਾ ਲੋਹੇ ਵਰਗਾ ਮਨ ਮਜ਼ਬੂਤ ਹੋਵੇ ਜਦੋਂ ਬੰਦੇ ਦਾ ਉਹ ਮਜ਼ਬੂਤੀ ਹੈ ਉਹਦੇ ਅੰਦਰ ਹਿੰਮਤ ਨਹੀਂ ਪਈ ਨੇੜੇ ਆਉਣ ਦੀ ਮੁੜ ਕੇ ਪਿੱਛੇ ਫਿਰ ਜਦੋਂ ਨਾਥ ਉਸ ਤੋਂ ਬਾਅਦ ਭਾਈ ਤਾਰੂ ਸਿੰਘ ਨੂੰ ਇੱਕ ਦਿਨ ਚਰਖੜੀ ਤੇ ਵੀ ਚਾੜਿਆ ਗਿਆ ਆਹ ਗੱਲ ਵੀ ਦਿਮਾਗ 'ਚ ਰੱਖਿਓ ਇਤਿਹਾਸਕਾਰਾਂ ਨੇ ਦੱਸਿਆ ਚਰਖੜੀ ਤੇ ਵੀ ਚਾੜਿਆ ਗਿਆ ਚਰਖੜੀ ਤੇ ਚੜਨ ਲੱਗਿਆ ਕਹਿੰਦਾ ਦੰਦੇ ਤਿੱਖੇ ਕਰ ਲਓ ਮੈਂ ਆਪਣਾ ਮਨ ਤਿੱਖਾ ਕਰ ਲਾਂ ਕਹਿੰਦੇ ਇਹਨੂੰ ਤੇ ਸਾਣ ਤੇ ਲਾ ਦੇਾਂਗੇ ਦੰਦੇ ਤਿੱਖੇ ਹੋ ਜਾਣਗੇ ਤੂੰ ਮਨ ਤਿੱਖਾ ਕਾਹਦੇ ਨਾਲ ਕਰੇਗਾ ਕਹਿੰਦੇ ਸਾਨੂੰ ਸਾਡੇ ਸਤਿਗੁਰ ਨੇ ਬਾਣੀ ਦਿੱਤੀ ਹੈ ਬਾਣੀ ਪੜ੍ਹ ਕੇ ਸਾਡਾ ਮਨ ਮਜ਼ਬੂਤ ਹੋ ਜਾਂਦਾ ਹੈ ਮਨ ਲੋਚੈ ਬਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀ ਹੈ ਹੋੜਾ ਲੱਗ ਜਾਂਦਾ ਸਾਡੇ ਮਨ ਨੂੰ ਮਨ ਮਜ਼ਬੂਤ ਹੋ ਜਾਂਦਾ ਹੈ ਕਹਿੰਦੇ ਫਿਰ ਉਸ ਵੇਲੇ ਭਾਈ ਤਾਰੂ ਸਿੰਘ ਨੇ ਜਪਜੀ ਸਾਹਿਬ ਸ਼ੁਰੂ ਕਰ ਲਿਆ ਚਰਖੜੀ ਤੇ ਚਾਹ ਰਿਆ ਚਿੱਥਰੇ ਚਿੱਥਰੇ ਹੋ ਗਿਆ ਸਰੀਰ ਸਾਰਾ ਦੁੱਧ ਮੱਖਣਾ ਦੇ ਨਾਲ ਜਿਹੜਾ ਪਾਲਿਆ ਮਾਂ ਨੇ ਪਾਲਿਆ ਸੀ ਸਰੀਰ ਚਿੱਥੜੇ ਚਿੱਥੜੇ ਹੋ ਗਿਆ ਬੇਹੋਸ਼ ਹੋਇਆ ਜੇਲ੍ਹ 'ਚ ਸੁੱਟਤਾ ਕਹਿੰਦੇ ਮਰ ਜਾਏਗਾ ਕੱਲ ਤੱਕ ਪਰ ਕਮਾਲ ਹੋ ਗਈ ਕਿਉਂਕਿ ਪਰਚਾ ਹੋਰ ਵੀ ਵੱਡਾ ਪੈਣਾ ਸੀ ਨਾ ਅਜੇ ਜਦੋਂ ਸਵੇਰੇ ਸਿਪਾਈ ਗਏ ਐਡੇ ਐਡੇ ਸੂਏ ਸਰੀਰ 'ਚ ਧਸ ਗਏ ਸੀ ਪਰ ਜਦੋਂ ਸਵੇਰੇ ਜਾ ਕੇ ਵੇਖਿਆ ਚੌਂਕੜਾ ਮਾਰ ਕੇ ਬੈਠਾ ਭਜਨ ਕਰਦਾ ਹੈ ਚੌਂਕੜਾ ਮਾਰ ਕੇ ਬੈਠਾ ਉਹ ਐਡੀ ਵੱਡੀ ਤਕਲੀਫ ਵੀ ਚੱਲ ਗਿਆ ਜਦੋਂ ਅਗਲੇ ਅਗਲੇ ਦਿਨ ਪੇਸ਼ ਕੀਤਾ ਕਚਹਿਰੀ ਵਿੱਚ ਕਚਹਿਰੀ ਵਿੱਚ ਜਦੋਂ ਲੈ ਕੇ ਆਏ ਤੇ ਜ਼ਕਰੀਆ ਖਾਨ ਪੁੱਛਦਾ ਕਹਿੰਦਾ ਚਰਖੜੀ ਤੇ ਚੜਨ ਦਾ ਸਵਾਦ ਆਇਆ ਤਾਰੂ ਸਿੰਘ ਆਂਦਾ ਓਏ ਤੇਰੇ ਵਰਗੀਆਂ ਮੱਖੀਆਂ ਨੂੰ ਕੀ ਪਤਾ ਹੈ ਦੀਵੇ ਉੱਤੇ ਸ਼ਮਾ ਉੱਤੇ ਸੜਨ ਦਾ ਸਵਾਦ ਪੁੱਛਣਾ ਪਤੰਗਿਆਂ ਨੂੰ ਪੁੱਛ ਤੇਰੇ ਵਰਗੀਆਂ ਮੱਖੀਆਂ ਨੂੰ ਨਹੀਂ ਪਤਾ ਤੇਰੇ ਵਰਗੇ ਭੁੰਡਾ ਨੂੰ ਨਹੀਂ ਪਤਾ ਵੀ ਸ਼ਮਾ ਉੱਤੇ ਸੜਨ ਦਾ ਸਵਾਦ ਕੀ ਹੁੰਦਾ ਹੈ ਵੇਖਣਾ ਹੀ ਵੀ ਇਹਦਾ ਸਵਾਦ ਕਿਦਾਂ ਦਾ ਹੈ ਚਰਖੜੀ ਤੇ ਚੜ ਕੇ ਵੇਖ ਇੱਕ ਵਾਰੀ ਆ ਵੇਖ ਤੈਨੂੰ ਪਤਾ ਲੱਗੇ ਹੈਰਾਨ ਹੋ ਗਿਆ ਇੰਨੀ ਜੁਰਤ ਹੈ ਇਹਦੇ ਵਿੱਚ ਐਡੀ ਹਿੰਮਤ ਹੈ ਪਰ ਮਨ ਉਵੇਂ ਹੀ ਕਾਇਮ ਹੈ ਬੋਲਿਓ ਗੱਜ ਕੇ ਸਾਰੇ ਬੈਮਾ ਕਿਸ ਰਸਨਾ ਨਾਲ ਗਾਵਾ ਬੈਮਾ ਕਿਸ ਰਸਨਾ ਨਾਲ ਗਾਵਾ ਤਨ ਸਿੱਖੀ ਬਾਜਾ ਵਾਲੇ ਦੀ ਤਨ ਸਿੱਖੀ ਬਾਜਾ ਵਾਲੇ ਦੀ ਮਹਿਮਾ ਕਿਸ ਨਾਲ ਗਾਵਾ ਤਨ ਸਿੱਖੀ ਬਾਜਾ ਵਾਲੇ ਬਾਟਾ ਵਾਲੇ ਦੀ ਮਹਿਮਾ ਕਿਸ ਰਸਨਾ ਬੋਲੋ ਗੱਜ ਕੇ ਵਾਲੇ ਦੀ ਧਨ ਸਿੱਖੀ ਗੱਜ ਕੇ ਨਹੀਂ ਬੋਲਦੇ ਸਿੱਖੋ ਇਹ ਝੂਠ ਹੈ ਕਿ ਸੱਚ ਹੈ ਜੋ ਮੈਂ ਕਹਿ ਰਿਹਾ ਬੋਲੋ ਝੂਠ ਹੈ ਕਿ ਸੱਚ ਹੈ ਫਿਰ ਬੋਲਦੇ ਕਿਉਂ ਨਹੀਂ ਸੱਚ ਹੈ ਜੀ ਸੱਚ ਹੈ ਫਿਰ ਬੋਲੋ ਮਹਿਮਾ ਕੇ ਰਸਨਾ ਗਾਵਾ ਤਨ ਸਿੱਖੀ ਬਾਜਾ ਵਾਲੇ ਦੀ ਤਨ ਸਿੱਖੀ ਬਾਜਾ ਵਾਲੇ ਦੀ ਮਹਿਮਾ ਕੇ ਰਸਨਾ ਗਾਵਾ ਸਿੱਖੀ ਬਾਜਾ ਵਾਲੇ ਦੀ ਤਨ ਸਿੱਖੀ ਬਾਜਾ ਵਾਲੇ ਤਨ ਸਿੱਖੀ ਵਾਹ ਕਿਸ ਰਸ ਨਾਲ ਕਾਵਾ you. ਧੰਨ ਸਿੱਖੀ ਬਾਜਾ ਵਾਲੇ ਦੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਮਹਾਨ ਦਾਤ ਦਿੱਤੀ ਹੈ ਜਿਹੜੀ ਉਹ ਵੇਖੋ ਸਿੰਘੋ ਜਦੋਂ ਸਵੇਰੇ ਵੇਖਿਆ ਉੱਠ ਕੇ ਬਹਿ ਗਿਆ ਜਦੋਂ ਇੰਨੀ ਗੱਲ ਆਖੀ ਨਾ ਆ ਜਾ ਚੜਖਰੀ ਤੇ ਚੜ ਕੇ ਵੇਖ ਮੈਂ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਵਾਂਗਾ ਜ਼ਕਰੀਆ ਖਾਨ ਕਹਿਣ ਲੱਗਾ ਮੈਂ ਜੁੱਤੀਆਂ ਮਾਰ-ਮਾਰ ਕੇ ਤੇਰੇ ਸਿਰ ਤੇ ਵਾਲ ਲਾ ਦੇਣੇ ਨੇ ਸਵਾ ਤੇਰੇ ਕੇਸ ਲਾ ਦੇਣੇ ਨੇ ਜੂਤਨ ਸੰਗ ਕਰੂੰ ਕੇਸ ਦੂਰ ਮੈਂ ਤੇਰੇ ਨਾ ਆ ਕੇਸ ਲਾ ਦੇਣੇ ਆ ਤਬ ਤਾਰੂ ਸਿੰਘ ਇਮ ਕਹਿਓ ਵਹਿ ਜੂਤ ਤੁਮਾਰੇ ਪਾਹੇ ਜੋ ਸਿੰਘ ਪੂਰੇ ਸਤਿਗੁਰੂ ਸੋ ਸਿਰ ਕੇਸ ਨਵਾਹੇ ਉਹ ਕਹਿੰਦੇ ਜੁੱਤੀਆਂ ਮਾਰ ਕੇ ਮੇਰੇ ਸਿਰ ਤੇ ਕੇਸ ਲਾਉਣ ਦੀ ਗੱਲ ਕਰਦਾ ਹੈ ਮੈਂ ਤੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਵਾਂਗਾ ਹੋ ਸਕਦਾ ਜੁੱਤੀਆਂ ਤੈਨੂੰ ਖਾਣੀਆਂ ਪੈ ਜਾਣ ਹੋ ਸਕਦਾ ਹੈ ਇਹ ਜੁੱਤੀਆਂ ਤੈਨੂੰ ਖਾਣੀਆਂ ਪੈਣ ਗੁਰਮਖੋ ਫਿਰ ਵੇਖੋ ਭਾਈ ਤਾਰੂ ਸਿੰਘ ਐਵੇਂ ਨਹੀਂ ਅਰਦਾਸ ਨਹੀਂ ਕਹਿੰਦੇ ਆਪਾਂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਬੰਦ ਬੰਦ ਹੁਣ ਅੱਗੇ ਕੀ ਆਏਗਾ ਖੋਪਰ ਲੋਹਾਏ ਖੋਪੜੀਆਂ ਲੋਹਾਈਆਂ ਖੋਪਰੀਆਂ ਖੋਪਰੀਆਂ ਲੋਹਾਈਆਂ ਉਸ ਤੋਂ ਅੱਗੇ ਚਰਖੜੀਆਂ ਤੇ ਤਨਾਰਿਆਂ ਨਾਲ ਵੇਖੋ ਇਹ ਅਰਦਾਸ ਲੱਖਾਂ ਲੋਕੀ ਅੱਜ ਜਦੋਂ ਨਾ ਐਦਾਂ ਅਰਦਾਸ ਹੋਣੀ ਹੈ ਸਾਡੀਆਂ ਅੱਖਾਂ ਸਾਹਮਣੇ ਜਦੋਂ ਕਹਿਣਾ ਨਾ ਖੋਪਰੀਆਂ ਲੋਹਾਈਆਂ ਤਾਰੂ ਸਿੰਘ ਆ ਜਾਣਾ ਹੈ ਇਹਨੂੰ ਕਹਿੰਦੇ ਨੇ ਦਿਲ 'ਚ ਬਹਿਣਾ ਇਹਨੂੰ ਕਹਿੰਦੇ ਨੇ ਦਿਲ 'ਚ ਰਾਜ ਇਹਨੂੰ ਕਹਿੰਦੇ ਨੇ ਸੱਚੀ ਆਸ਼ਕੀ ਇੱਕ ਨਹੀਂ ਲੱਖਾਂ ਹੀ ਅਰਦਾਸਾਂ ਹੁੰਦੀਆਂ ਨੇ ਤੇ ਕਰੋੜਾਂ ਹੀ ਸਿੱਖ ਨੇ ਜਿਹੜੇ ਰੋਜ਼ ਭਾਈ ਤਾਰੂ ਸਿੰਘ ਨੂੰ ਸਾਹਮਣੇ ਲਿਆਉਂਦੇ ਨੇ ਆਪਾਂ ਇਹੋ ਜੇ ਮਰੇ ਪਏ ਆ ਚੰਗੇ ਭਲੇ ਜਿਉਂਦੇ ਜਾਗਦੇ ਸਾਹਮਣੇ ਆ ਤਾਂ ਵੀ ਕਿਸੇ ਦੇ ਦਿਲ 'ਚ ਨਹੀਂ ਅਸੀਂ ਕੱਢੀ ਫਿਰਦੇ ਨੇ ਦਿਲ 'ਚੋਂ ਸਾਰੇ ਹੀ ਉਹ ਮਰ ਜਾ ਮਗਰੋਂ ਹੀ ਲੈ ਜਾ ਕਦੋਂ ਮਰੇਗਾ ਐਦਾਂ ਕਹਿੰਦੇ ਨੇ ਲੋਕ ਕਿੱਦਣੋਂ ਮਗਰੋਂ ਲਏਗਾ ਸਾਡੇ ਸਾਡਾ ਹਾਲ ਇਹ ਹੈ ਲੋਕੀ ਇਹ ਕਹਿੰਦੇ ਮਗਰੋਂ ਲੈ ਛੇਤੀ ਨਿਕਲ ਜਾ ਕਿਸੇ ਪਾਸੇ ਕਦੋਂ ਅੱਖਾਂ ਤੋਂ ਦੂਰ ਹੋਏਗਾ ਤੇ ਉਹ ਐਸੇ ਨੇ ਜਿਹੜੇ ਮਰ ਗਏ ਸ਼ਹੀਦ ਹੋ ਗਏ ਮਰ ਗਏ ਆਪਣਾ ਆਪ ਕੁਰਬਾਨ ਕਰ ਗਏ ਤੇ ਸਦਾ ਲਈ ਜਿਉਂਦੇ ਹੋ ਗਏ ਜਿਹੜਾ ਸ਼ਹੀਦ ਹੋ ਜਾਂਦਾ ਸਦਾ ਲਈ ਜਿਉਂਦਾ ਹੋ ਜਾਂਦਾ ਹੈ ਬਾਬਾ ਜਰਨੈਲ ਸਿੰਘ ਦਾ ਸਰੀਰ ਖਤਮ ਕਰਤਾ ਮੈਂ ਸਿੱਧਾ ਸ਼ਬਦ ਕਹਿ ਰਿਹਾ ਗੱਲ ਕਹਿਣ ਵਾਸਤੇ ਕਹਿ ਰਿਹਾ ਓਏ ਸਰੀਰ ਨੂੰ ਮਾਰਨ ਵਾਲਿਓ ਬਾਬਾ ਜਰਨੈਲ ਸਿੰਘ ਨੂੰ ਸਾਡੇ ਦਿਲਾਂ 'ਚੋਂ ਮਾਰ ਕੇ ਵਿਖਾਓ ਸਰੀਰ ਮਰਦਾ ਹੈ ਉਹ ਸ਼ਖਸੀਅਤ ਨਹੀਂ ਮਰਦੀ ਉਹ ਵਿਚਾਰ ਨਹੀਂ ਮਰਦੇ ਉਹ ਗੁਣ ਨਹੀਂ ਮਰਦੇ ਉਹ ਗੁਪਤ ਚਿੱਤਰ ਮਨ ਉਹਨਾਂ ਦਾ ਮਨ ਵਿਚਾਰ ਕਦੇ ਨਹੀਂ ਮਰਨੇ ਤਨ ਮਰਦਾ ਮਨ ਨਹੀਂ ਮਰਦਾ ਤਾਂ ਕਰਕੇ ਮਾਂ ਤੋਂ ਸਿੱਖਿਆ ਲੈ ਲੈ ਚੰਗੀ ਚੰਗੀ ਤੇਰੀ ਮਾਂ ਦਾ ਮਨ ਤੇਰੇ ਕੋਲ ਰਹਿ ਜਾਏਗਾ ਤਨ ਤੇ ਇੱਕ ਦਿਨ ਜਾਣਾ ਹੀ ਹੈ ਮਾਂ ਤੇਰੇ ਕੋਲ ਹੀ ਰਹੇਗੀ ਪਿਓ ਤੋਂ ਚੰਗੀ ਸਿੱਖਿਆ ਲੈ ਲੈ ਪਿਓ ਦਾ ਮਨ ਤੇਰੇ ਕੋਲ ਰਹਿ ਜਾਏਗਾ ਤਨ ਤੇ ਪਿਓ ਦਾ ਜਾਣਾ ਹੀ ਹੈ ਤੇਰਾ ਪਿਓ ਤੇਰੇ ਕੋਲ ਹੀ ਰਹੇਗਾ ਤੈਨੂੰ ਇਦਾਂ ਲੱਗੇਗਾ ਮੇਰੇ ਨੇੜੇ ਹੀ ਹੈ ਆ ਗੁਰੂ ਗ੍ਰੰਥ ਸਾਹਿਬ ਇਦਾਂ ਕਹਿ ਲੋ ਇਹ ਗੁਰੂ ਨਾਨਕ ਦਾ ਤਨ ਤੇ ਚਲਿਆ ਗਿਆ ਗੁਰੂ ਨਾਨਕ ਦਾ ਮਨ ਸਾਡੇ ਕੋਲ ਹੈ ਆਖੋ ਸਤਨਾਮ ਆ ਮਨ ਹੈ ਇਹ ਗੁਰੂ ਦੇ ਆਤਮਿਕ ਸਰੂਪ ਨੇ ਮੈਨੂੰ ਦੱਸੋ ਮਨ ਵੇਖਣਾ ਹੈ ਗੁਰੂ ਨਾਨਕ ਦਾ ਮਨ ਆ ਵੇਖੋ ਪੜੋ ਗੁਰਬਾਣੀ ਗੁਰੂ ਨਾਨਕ ਦਾ ਮਨ ਹੈ ਗੁਰੂ ਗ੍ਰੰਥ ਸਾਹਿਬ ਭਗਤ ਕਬੀਰ ਜੀ ਦਾ ਮਨ ਹੈ ਗੁਰੂ ਗ੍ਰੰਥ ਸਾਹਿਬ ਬਾਬਾ ਫਰੀਦ ਸਾਹਿਬ ਦਾ ਮਨ ਹੈ ਗੁਰੂ ਗ੍ਰੰਥ ਸਾਹਿਬ ਇਹ ਗੁਰੂ ਅਰਜਨ ਦੇਵ ਜੀ ਦਾ ਮਨ ਹੈ ਗੁਰੂ ਗ੍ਰੰਥ ਸਾਹਿਬ ਜੇ ਮਨ ਵੇਖਣਾ ਹੈ ਤੇ ਜੁੜੀ ਦਾ ਤਨ ਨਾਲ ਨਹੀਂ ਮਨ ਨਾਲ ਜੁੜੀਦਾ ਆ ਮਨ ਹੈ ਜੁੜ ਜਾ ਐਸ ਚਿੱਤ ਨਾਲ ਆਪਣਾ ਚਿੱਤ ਸਮਾ ਚਿੱਤ ਹੈ ਚਿੱਤ ਸਮਾਏ ਹੋਵੇ ਰੰਗ ਕਣਾ ਗੁਰੂ ਦੇ ਮਨ ਨਾਲ ਆਪਣਾ ਮਨ ਇੱਕ ਕਰ ਦੇ ਗੁਰੂ ਦੇ ਚਿੱਤ ਨਾਲ ਆਪਣਾ ਚਿੱਤ ਮਿਲਾ ਦੇ ਤੇ ਵੇਖੀ ਮੌਜ ਲੱਗਦੀ ਗੁਰੂ ਦੇ ਮਨ ਵਰਗਾ ਆਪਣਾ ਮਨ ਬਣਾ ਵੇਖੀ ਨਾ ਆਨੰਦ ਆਉਂਦਾ ਫਿਰ ਜ਼ਿੰਦਗੀ 'ਚ ਇਸ ਕਰਕੇ ਮਨ ਸਾਡੇ ਕੋਲ ਹੈ ਦਸਾਂ ਪਾਸ਼ਾਈਆਂ ਦਾ ਆਤਮਿਕ ਸਰੂਪ ਇਹ ਆਤਮਾ ਦੇ ਦਰਸ਼ਨ ਨੇ ਉਹਨਾਂ ਦੇ ਅੰਦਰ ਦੇ ਦਰਸ਼ਨ ਨੇ ਅੰਦਰ ਦੇ ਇਹ ਸਾਡੇ ਅੰਦਰ ਲਈ ਨੇ ਸਾਡਾ ਅੰਦਰ ਸਵਾਰਨ ਵਾਸਤੇ ਨੇ ਗੁਰੂ ਗ੍ਰੰਥ ਸਾਹਿਬ ਜੀ ਹੁਣ ਵੇਖੋ ਜਦੋਂ ਪਿਆਰ ਕਰੋ ਦਿਲੋਂ ਮੁਹੱਬਤ ਆਪਾਂ ਇਹ ਸ਼ਬਦ ਸੁਣੋ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ ਦਿਲੋਂ ਕਰ ਅੰਦਰੋਂ ਅੰਦਰੋਂ ਬੋਲ ਦਿਲੋਂ ਬਾਹਰੋਂ ਨਹੀਂ ਅੰਦਰੋਂ ਪਿਆਰ ਕਰ ਗੁਰੂ ਨਾਲ ਭਾਈ ਤਾਰੂ ਸਿੰਘ ਜੀ ਫਿਰ ਕਹਿੰਦੇ ਤੇਰਾ ਇਹਦੇ ਕੇਸ ਕਤਲ ਕਰ ਦਿਓ ਨਹੀਂ ਹੋ ਸਕੇ ਹਿੰਮਤ ਨਹੀਂ ਪਈ ਸਤਿਆ ਖੋਪੜ ਲਾਉਣ ਵਾਲਾ ਕਹਿੰਦੇ ਖੋਪੜ ਲਾ ਦਿਓ ਖੋਪਰੀ ਲਾ ਦਿਓ ਸਣੇ ਕੇਸਾਂ ਦੇ ਕਹਿੰਦੇ ਜਦੋਂ ਆਇਆ ਨਾ ਜਲਾਦ ਸਾਹਮਣੇ ਖੜੇ ਆ ਭਾਈ ਸਾਹਿਬ ਜੀ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਲਿਆ ਉਹ ਕਹਿੰਦੇ ਛੇਤੀ ਛੇਤੀ ਰੱਸਾ ਬੰਨੋ ਭਾਈ ਹੱਥਾਂ ਤੇ ਰੱਸਾ ਪਾ ਦਿਓ ਵਾਲ ਕੇਸਾਂ ਨੂੰ ਬੰਨ ਦਿਓ ਭਾਈ ਸਾਹਿਬ ਕਹਿੰਦੇ ਓਏ ਇਦਾਂ ਨਹੀਂ ਦੱਸੋ ਕਿੱਦਾਂ ਭਾਵਾਂ ਬਹਿਣਾ ਹੈ ਕਹਿੰਦੇ ਖੋਪਰੀ ਲਾਉਣੀ ਹੈ ਬੜਾ ਦਰਦ ਹੋਣਾ ਹੈ ਭਾਈ ਸਾਹਿਬ ਕਹਿੰਦੇ ਹਾਏ ਕਹਿ ਗਿਆ ਤਾਂ ਕਹਿ ਦਿਓ ਤੁਸੀਂ ਦੱਸੋ ਕਿਵੇਂ ਤੁਹਾਨੂੰ ਠੀਕ ਲੱਗਦਾ ਉਵੇਂ ਬਹਿ ਜਾਗਾ ਫਿਰ ਆ ਜਿਹੜੀ ਖੱਬੀ ਲੱਤ ਹੈ ਇਹ ਸਿੱਧੀ ਕਰ ਲਈ ਖੱਬੀ ਲੱਤ ਸਿੱਧੀ ਕਰ ਲਈ ਲੱਤ ਲਮਕਾ ਕੇ ਸਿੱਧੀ ਕਰ ਲਈ ਨਾ ਇਦਾਂ ਲੰਬੇ ਰੋਕ ਨੂੰ ਖੱਬਾ ਹੱਥ ਚੱਪਣੀ ਤੇ ਧਰ ਲਿਆ ਖੱਬੇ ਹੱਥ ਨੂੰ ਗੋਡੇ ਤੇ ਧਰ ਲਿਆ ਸੱਜੀ ਲੱਤ ਇਦਾਂ ਕਰ ਲਈ ਜਿਵੇਂ ਆਪਾਂ ਚੌਂਕੜਾ ਮਾਰਦੇ ਆ ਮੋੜ ਲਈ ਤੇ ਸੱਜਾ ਹੱਥ ਪਿੱਛੇ ਢਾਸਣਾ ਲਾ ਲਿਆ ਪਿੱਛੇ ਨੂੰ ਹੱਥ ਇਦਾਂ ਰੱਖ ਕੇ ਢਾਸਣਾ ਲਾ ਲਿਆ ਠੀਕ ਹੈ ਕਹਿੰਦਾ ਠੀਕ ਹੈ ਕਰ ਲੋ ਹੁਣ ਜੋ ਕਰਨਾ ਹੈ ਹੁਣ ਬਹਿ ਗਿਆ ਚੌਂਕੜਾ ਮਾਰ ਕੇ ਐਸੇ ਰੰਗ ਵਿੱਚ ਫਿਰ ਉਹਨਾਂ ਨੇ ਨਾ ਇੱਥੇ ਧਰੀ ਰੰਬੀ ਮੱਥੇ 'ਚ ਮੱਥੇ 'ਚ ਰੰਬੀ ਧਰੀ ਵੀਰੋ ਕਿੱਥੇ ਕਰੰਬੀ ਧਰੀ ਅੱਜ ਇੱਥੇ 50 ਲਾਉਨੇ ਆਪਾਂ 50 ਲਾਉਨੇ ਆ ਜਿੱਥੇ ਉਹਨੇ ਰੰਬੀ ਰਖਾ ਲਈ ਰੰਬੀ ਆਪਾਂ 50 ਰੱਖੋ ਇੱਥੇ 50 ਇੱਥੇ ਆ ਕੱਪੜਾ ਰੱਖੋ ਇਸ਼ਾਰਾ ਇਹ ਹੈ ਵੀ ਦਸਤਾਰ ਬੰਨੋ ਦਸਤਾਰ ਉਹਨੇ ਤੇ ਰੰਬੀ ਰੱਖ ਲਈ ਸੀ ਇੱਥੇ ਆਪਾਂ ਭਾਰੀ ਲੱਗਦੀ ਹੈ ਯਾਰ ਗਰਮੀ ਲੱਗਦੀ ਹੈ ਯਾਰ ਬੋਝ ਲੱਗਦਾ ਹੈ ਯਾਰ ਔਖਾ ਲੱਗਦਾ ਹੈ ਇਹ ਨਾ ਕਹੋ ਬੰਨ ਦਸਤਾਰ ਜਿੱਦਾਂ ਦੀ ਸੋਹਣੀ ਲੱਗਦੀ ਬੰਨ ਪੱਗ ਬੰਨ ਦਸਤਾਰ ਸਜਾ ਇੱਥੇ ਰੱਖ ਲਈ ਰੰਬੀ ਮੱਥੇ 'ਚ ਤੇ ਕਿਵੇਂ ਹੋਇਆ ਜਿਵੇਂ ਆਪਾਂ ਘਿਓ ਦਾ ਟੀਨ ਲੈ ਕੇ ਆਉਂਦੇ ਆ ਨਾ ਪੀਪਾ ਘਿਓ ਦਾ ਪੀਪਾ ਲਿਆਉਂਦੇ ਹੋ ਜਦੋਂ ਤੇ ਜਰਾ ਸੋਚ ਕੇ ਵੇਖੋ ਜਦੋਂ ਘਿਓ ਦੇ ਪੀਪੇ ਦਾ ਟੱਕਣ ਆਪਾਂ ਲਾਉਂਦੇ ਆ ਕਿਵੇਂ ਲਾਉਂਦੇ ਆ ਭਲਾ ਐਦਾਂ ਰੱਖ ਕੇ ਥੱਲੇ ਉੱਤੋਂ ਫਿਰ ਐਦਾਂ ਸੱਟ ਮਾਰਦੇ ਆ ਥੋੜੀ ਜੀ ਮੋਰੀ ਜੀ ਹੋ ਜਾਂਦੀ ਹੈ ਫਿਰ ਉਹਨੂੰ ਬਾਹਰ ਕੱਢ ਕੇ ਕਰਦ ਵਗੈਰਾ ਰੱਖ ਲੈਨੇ ਆਪਾਂ ਕਰਦ ਕੁਰਦ ਰੱਖ ਲੈਨੇ ਉਹ ਦੂਜੇ ਥਾਂ ਤੇ ਰੱਖਦੇ ਆ ਫਿਰ ਉੱਤੋਂ ਵਾਰ ਕਰਦੇ ਆ ਫਿਰ ਤੀਜੇ ਥਾਂ ਤੇ ਰੱਖਦੇ ਆ ਉੱਥੋਂ ਐਦਾਂ ਟਿਕ ਹੌਲੀ ਹੌਲੀ ਹੌਲੀ ਕਰਕੇ ਪੂਰਾ ਇੱਕ ਪਾਸਾ ਫਿਰ ਦੂਜਾ ਫਿਰ ਤੀਜਾ ਫਿਰ ਚੌਥਾ ਐਦਾਂ ਟੱਕ ਲਾਈ ਜਾਂਦੇ ਆ ਉੱਤੋਂ ਐਦਾਂ ਮਾਰਦੇ ਆ ਜੋਰ ਨਾਲ ਜੇ ਪੀਪੇ ਤੋਂ ਨਹੀਂ ਲਾਉਂਦੇ ਟੱਕਣਾ ਆਪਾਂ ਐਦਾਂ ਹੀ ਨਕਸ਼ਾ ਵੇਖੋ ਸਾਹਮਣੇ ਆ ਰਿਹਾ ਨਾ ਪੂਰਾ ਪੂਰੀ ਫਿਲਮ ਪਿਕਚਰ ਬਣਦੀ ਆ ਅੱਖਾਂ ਸਾਹਮਣੇ ਪੂਰਾ ਨਕਸ਼ਾ ਸਾਹਮਣੇ ਆਉਂਦਾ ਵੇਖੋ ਇੱਥੇ ਧਰ ਲਈ ਪਹਿਲਾਂ ਰੰਬੀ 4 ਇੰਚ ਦੀ ਇਹ ਮੋਟੀ ਰੰਬੀ ਸਿਰ 'ਚ ਪਿੱਛੋਂ ਮਾਰਿਆ ਥੌੜਾ ਚਾਰ ਚਾਰ ਉਂਗਲਾਂ ਮੱਥੇ ਦੇ ਵਿੱਚ ਧਸ ਗਈ ਜ਼ੋਰ ਨਾਲ ਬਾਹਰ ਖਿੱਚ ਲਈ ਜਿੱਥੇ ਟੱਕ ਸ਼ੁਰੂ ਕੀਤਾ ਸੀ ਉੱਥੇ ਦੂਜਾ ਟੱਕ ਫੇਰ ਧਰ ਲਿਆ ਇੱਥੇ ਫੇਰ ਮਾਰੀ ਉਹ ਫੇਰ ਅੰਦਰ ਧਸ ਗਈ ਫੇਰ ਤੀਜਾ ਟੱਕ ਕੰਨ ਕੋਲ ਆ ਗਿਆ ਚੌਥਾ ਫੇਰ ਬੈਗ ਨੂੰ ਗਿੱਚੀ ਚ ਸਾਰੇ ਐਸ ਕੰਨ ਕੋਲੋਂ ਦੀ ਹੁੰਦੇ ਹੁੰਦੇ ਫੇਰ ਇੱਥੇ ਆ ਗਏ ਜਿਵੇਂ ਟੱਕਣ ਲਾਉਨੇ ਆਪਾਂ ਬਸ ਸਮਝ ਆ ਗਈ ਉਵੇਂ ਹੀ ਉਹ ਵੇਖੋ ਜਦੋਂ ਖੂਨ ਐ ਫੁਹਾਰੇ ਚੱਲਦੇ ਨੇ ਖੂਨ ਦੇ ਤਰੇਲੀਆਂ ਆਉਂਦੀਆਂ ਨੇ ਵੇਖਣ ਵਾਲਿਆਂ ਨੂੰ ਪਰ ਉਹ ਉਵੇਂ ਜਿਵੇਂ ਮਸਤ ਬੈਠਾ ਬਾਣੀ ਪੜਨੀ ਹੈ ਬਸ ਮੈਨੂੰ ਬੁਰਾ ਦੇ ਦੁਆਰੇ ਤੋਂ ਹਟਾਵੇ ਕੋਈ ਨਾ ਮੈਨੂੰ ਬੁਰਾ ਦੇ ਹਟਾਵੇ ਕੋ ਬੰਦ-ਬੰਦ ਕੱਟਣ ਦੀ ਗੱਲ ਹੋ ਰਹੀ ਹੈ ਇੱਥੇ ਖੋਪਰ ਲੈਣ ਦੀ ਗੱਲ ਹੈ ਚਰਖੜੀਆਂ ਤੇ ਚੜਨ ਦੇਗਾ ਚ ਕੱਢਣ ਦੀ ਗੱਲ ਹੈ ਐਦਾਂ ਦੇ ਸੂਰਮੇ ਸਿੰਘ ਹੋਏ ਆ ਆ ਡੇਢ ਗਿੱਠ ਦੀ ਬੋਤਲ ਹੈ ਸਾਡੀਆਂ ਚੱਕਰੀਆਂ ਕਮਾਈਆਂ ਪਈਆਂ ਨੇ ਇਸੇ ਨੇ ਸਾਹਬ ਜੀ ਨਹੀਂ ਆਉਂਦਾ ਕੰਮ ਇੰਨਾ ਕੁਝ ਸੁਣ ਕੇ ਐਂ ਨਿਕਲ ਜਾਂਦਾ ਹੈ ਕੱਲ ਨੂੰ ਦਿਸ ਗਈ ਨਾ ਬੋਤਲ ਵੀ ਫ੍ਰੀ ਮਿਲਦੀ ਹੈ ਵੋਟਾਂ ਵਾਲਿਆਂ ਨੇ ਦੇ ਦਿੱਤੀ ਬੋਤਲ ਫ੍ਰੀ ਕਿਧਰੇ ਹੀ ਜਾਣਾ ਗਿਆਨ ਧਿਆਨ ਕਿਧਰੇ ਹੀ ਜਾਂਦਾ ਫਿਰ ਸਭ ਕੁਝ ਭੁੱਲ ਜਾਂਦਾ ਹੈ ਇਹ ਤੇ ਕੋਈ ਕੋਈ ਤੁਰ ਸਕਦਾ ਹੈ ਕੋਈ ਕੋਈ ਸੁਣੋ ਪੂਰੀ ਖੋਪਰੀ ਲਾਤੀ ਹੱਥ 'ਚ ਫੜ ਲਈ ਇਦਾਂ ਉੱਪਰ ਨੂੰ ਕੀਤਾ ਵਿਚਾਲੇ ਜਿੰਨਾ ਰਹਿ ਗਿਆ ਨਾ ਮਾਸ ਲੱਗਿਆ ਬਸ ਦੋ ਚਾਰ ਵਾਰ ਕਰਕੇ ਹੱਥ 'ਚ ਆਈ ਤਾਰੂ ਸਿੰਘ ਵੱਲ ਜ਼ਕਰੀਆ ਖਾਨ ਇਦਾਂ ਵੇਖਦਾ ਵੀ ਹੁਣ ਉਹਨੇ ਅੱਖਾਂ ਖੋਲ ਲੀਆਂ ਫੇਰ ਕਮਾਲ ਦੀ ਗੱਲ ਇਹ ਆ ਖੋਪਰੀ ਲੈ ਗਈ ਅੱਖਾਂ ਖੋਲ ਲੀਆਂ ਉਹਦੇ ਹੱਲ ਵੇਖ ਕੇ ਕਹਿੰਦਾ ਓਏ ਜ਼ਕਰੀਆ ਤੇਰੀ ਪਟਾਰੀ 'ਚ ਜੇ ਵੀ ਭੈੜਾ ਸੱਪ ਹੈ ਉਹ ਵੀ ਕੱਢ ਕੇ ਵੇਖ ਲੈ ਮੈਂ ਨਹੀਂ ਡੋਲਦਾ ਸਿੰਘ ਨਹੀਂ ਡੋਲਦਾ ਸਿੰਘ ਸਿਰ ਕਟਵਾਉਣੋਂ ਨਹੀਂ ਮੁੜਦੇ ਮੁੜ ਜਾਂਦੇ ਮੂੰਹ ਤਲਵਾਰ ਉਹ ਜਦੋਂ ਇੰਨੀ ਗੱਲ ਕਹੀ ਜ਼ਕਰੀਆ ਖਾਨ ਹੱਸਦਾ ਹੱਸਦਾ ਜਾਂਦਾ ਹੈ ਅੱਖਾਂ ਚੱਖਾਂ ਨਹੀਂ ਪਾ ਸਕਿਆ ਸਿੰਘ ਦੇ ਉਤੋਂ ਉਤੋਂ ਹੱਸਦਾ ਜਾਂਦਾ ਹੈ ਲੋਕੀ ਕਹਿੰਦੇ ਹਾਰ ਗਿਆ ਵੇ ਜਿਹੜਾ ਸ਼ਹੀਦ ਹੋ ਜਾਂਦਾ ਹੈ ਸ਼ਹੀਦ ਕਰਨ ਵਾਲੇ ਨੂੰ ਹਰਾ ਦਿੰਦਾ ਹੁੰਦਾ ਹੈ ਸ਼ਹੀਦ ਹਾਰ ਜਾਂਦਾ ਹੈ ਸ਼ਹੀਦ ਕਰਨ ਵਾਲਾ ਹਾਰ ਜਾਂਦਾ ਪਤਾ ਕਿਵੇਂ ਤੇਰੀ ਤੇ ਨਹੀਂ ਮੰਨੀ ਸ਼ਹੀਦ ਹੋ ਗਏ ਵੱਖਰੀ ਗੱਲ ਮਾਰਤਾ ਤੂੰ ਪਰ ਤੇਰੀ ਨਹੀਂ ਮੰਨੀ ਅੜਿਆ ਰਿਆਂ ਤੇਰੇ ਅੱਗੇ ਉਹ ਆਪ ਹੀ ਹਾਰ ਗਿਆ ਉਹਦੀ ਮੰਨੀ ਨਹੀਂ ਹਾਰ ਗਿਆ ਨਾ ਅੜ ਗਿਆ ਮਾਫ ਕਰਨਾ ਆਪਾਂ ਗੁਰੂ ਅੱਗੇ ਅੜੇ ਪਏ ਆ ਅਸੀਂ ਨਹੀਂ ਮੰਨਦੇ ਅਸੀਂ ਸਤਿਗੁਰਾਂ ਅੱਗੇ ਅੜੇ ਪਏ ਆ ਜਿਹਦੇ ਅੱਗੇ ਅੜ ਜਾਈਏ ਨਾ ਹੀ ਮੰਨੀਏ ਅਗਲਾ ਹੀ ਚੁੱਪ ਕਰ ਜਾਂਦਾ ਫਿਰ ਆਪਾਂ ਹਾਰ ਹੀ ਗਿਆ ਫਿਰ ਚੁੱਪੀ ਕਰਕੇ ਵੀ ਤੂੰ ਮੰਨਦਾ ਨਹੀਂ ਫਿਰ ਤੁਰਿਆ ਫਿਰ ਵੇਖਿਓ ਭਾਈ ਤਾਰੂ ਸਿੰਘ ਬੇਹੋਸ਼ ਹੋ ਗਿਆ ਇਹਨਾਂ ਨੇ ਚੁੱਕਿਆ ਖਾਈ 'ਚ ਸਿੱਟਦਾ ਖਾਈ 'ਚ ਟੋਏ 'ਚ ਸਿੱਟਤਾ ਖੂਹ ਕਹਿੰਦੇ ਖੂਹ 'ਚ ਵੀ ਸਿੱਟਤਾ ਇਦਾਂ ਵੇ ਕੀ ਲਿਖਿਆ ਥੋੜਾ ਹੀ ਪਾਣੀ ਸੀ ਵਿੱਚ ਸਿੱਟਤਾ ਰਾਮਗੜੀਏ ਸਿੱਖ ਕੁਸ਼ ਉਹਨਾਂ ਵੇਲਿਆਂ 'ਚ ਉਸ ਜਗ੍ਹਾ ਰਹਿੰਦੇ ਨੇ ਚਲੋ ਇਹ ਇਤਿਹਾਸ ਮੁਤਾਬਕ ਗੱਲ ਕਹਿਣੀ ਪੈਂਦੀ ਹੈ ਸਿੱਖ ਸਿੱਖ ਹੈ ਬਸ ਇਹ ਗੱਲ ਤੇ ਪਹਿਲਾਂ ਆਪਾਂ ਕੱਲ ਵੀ ਕੀਤੀ ਸੀ ਪਰ ਉਸ ਵੇਲੇ ਵਿੱਚ ਜਿਹੜੇ ਉਸ ਵੇਲੇ ਹਾਜ਼ਰ ਨੇ ਲਾਹੌਰ ਵਿੱਚ ਸਿੱਖ ਉਹਨਾਂ ਨੇ ਕਿਹਾ ਜਕਰੀਆ ਖਾਨ ਨੂੰ ਕਹਿੰਦੇ ਜੇ ਸਾਨੂੰ ਹੁਕਮ ਕਰੋ ਤੇ ਅਸੀਂ ਇਹਨਾਂ ਦਾ ਅੰਤਮ ਸੰਸਕਾਰ ਵਾਹਿਗੁਰੂ ਵਾਹਿਗੁਰੂ ਅਸੀਂ ਇਹਨਾਂ ਦੀ ਸੇਵਾ ਕਰ ਲਈਏ ਕਹਿੰਦੇ ਲੈ ਜਾਓ ਚੁੱਕ ਕੇ ਲੈ ਗਏ ਕੜਾ ਪ੍ਰਸ਼ਾਦ ਜਿਵੇਂ ਆਪਾਂ ਪੜਾ ਪ੍ਰਸ਼ਾਦ ਬਣਾ ਕੇ ਨਾ ਗਰਮ ਗਰਮ ਸਿਰ ਤੇ ਲੇਪ ਕਰਤਾ ਕਾ ਕਾਓ ਹੋ ਗਿਆ ਬਹੁਤ ਵੱਡਾ ਜ਼ਖਮ ਲੇਪ ਕਰਤਾ ਨਿੰਮ ਉਬਾਲੀ ਗਈ ਉਹਦੇ ਨਾਲ ਫਿਰ ਪਾਣੀ ਵਿੱਚ ਗਰਮ ਕਰਕੇ ਨਿੰਮ ਪਾ ਕੇ ਸਾਰੇ ਸਰੀਰ ਦਾ ਇਸ਼ਨਾਨ ਕਰਾਇਆ ਵੱਡਾ ਸਾਰਾ ਲੋਗੜ ਬੰਨਤਾ ਸਿਰ ਤੇ ਕਮਾਲ ਕਮਾਲ ਦੀ ਗੱਲ ਇਹ ਕਿ ਭਾਈ ਸਾਹਿਬ ਨੇ ਫੇਰ ਅੱਖਾਂ ਖੋਲ ਲੀਆਂ ਹੋਸ਼ ਆ ਗਿਆ ਅੱਖਾਂ ਖੋਲ ਲੀਆਂ ਸਿੱਖ ਇਕੱਠੇ ਹੋ ਕੇ ਹੱਥ ਜੋੜ ਕੇ ਖੜ ਗਏ ਭਾਈ ਸਾਹਿਬ ਖੋਪਰ ਨਹੀਂ ਹੈ ਲੋਗੜ ਬੰਨਿਆ ਸਿਰ ਤੇ ਸਾਰੇ ਇਕੱਠੇ ਹੋ ਕੇ ਬੇਨਤੀ ਕਰਦੇ ਆ ਸਰੀਰ ਛੱਡ ਦਿਓ ਆਪਣਾ ਸਰੀਰ ਛੱਡ ਦਿਓ ਭਾਈ ਤਾਰੂ ਸਿੰਘ ਕਹਿੰਦੇ ਜਾਵਾਂਗੇ ਜਾਵਾਂਗੇ ਪਰ ਜਕਰੀਆ ਖਾਨ ਨੂੰ ਅੱਗੇ ਲਾ ਕੇ ਲੈ ਕੇ ਜਾਵਾਂਗੇ ਵੇਖੋ ਐਦਾਂ ਦੇ ਸੀ ਇਤਿਹਾਸ ਹੈ ਸਾਡਾ ਆ ਇਤਿਹਾਸ ਹੈ ਸਾਡਾ ਮਿਰਜੇ ਨੇ 12 ਸਾਲ ਉਥੇ ਜੰਡ ਥੱਲੇ ਮਰ ਗਿਆ ਇਹ ਇਤਿਹਾਸ ਬਣਾਈ ਫਿਰਦੇ ਆ ਆਪਣਾ 12 ਸਾਲ ਉਥੇ ਮੱਝਾਂ ਚਾਰ ਲੀਆਂ ਇਤਿਹਾਸ ਬਣਾਈ ਫਿਰਦੇ ਆ ਕੰਨ ਪੜਵਾਲੇ ਜੀ ਕੰਨ ਪੜਵਾਲੇ ਲਈ ਕੋਈ ਗੱਲ ਕਰਨ ਵਾਲੀ ਹੈ ਇੱਥੇ ਸਰੀਰ ਜਿਨ੍ਹਾਂ ਦੇ ਪਾੜ ਦਿੱਤੇ ਗਏ ਗੱਲ ਉਹਨਾਂ ਦੀ ਕਰੋ ਖੋਪਰ ਲਾਤਾ ਜਿਨ੍ਹਾਂ ਦਾ ਆ ਇਤਿਹਾਸ ਹੈ ਸਿੱਖੋ ਸਾਡਾ ਨੌਜਵਾਨ ਵੀਰੋ ਆ ਸਾਡਾ ਇਤਿਹਾਸ ਹੈ ਇਹ ਸੱਭਿਆਚਾਰ ਹੈ ਸਾਡਾ ਆ ਆ ਔਖਾ ਹੈ ਕੰਮ ਕੰਨਾਂ 'ਚ ਮੁੰਦਰਾ ਪਾਉਣੀਆਂ ਕੋਈ ਔਖੀਆਂ ਨਹੀਂ ਬਥੇਰੇ ਜੋਗੀ ਬਾਈ ਫਿਰਦੇ ਨੇ ਇੱਥੇ आतिहास है साडा आ न्यारी गल है सा असी नहीं देखते जोगी साडा पंथ न्यारा है नहीं देखते 好的。 Tata. ਵਿਚਾਰ ਵੱਖਰੇ ਨੇ ਸਾਡੀਆਂ ਗੱਲਾਂ ਵੱਖਰੀਆਂ ਨੇ ਤਾਂ ਵੱਖਰੇ ਆ ਸਾਰਿਆਂ ਨਾਲੋਂ ਵੱਖਰੇ ਆ ਲੱਖਾਂ ਚ ਖਲਾਰ ਲੋ ਵੱਖਰੇ ਰਾਂਗੇ ਕਿਉਂਕਿ ਗੱਲ ਵੱਖਰੀ ਕਰਾਂਗੇ ਭਾਈ ਤਾਰੂ ਸਿੰਘ ਜੀ ਸ਼ਰੀਰ ਛੱਡ ਦਿਓ ਭਾਈ ਸਾਹਿਬ ਕਹਿਣ ਲੱਗੇ ਅੱਗੇ ਲਾ ਕੇ ਲੈ ਕੇ ਜਾਵਾਂਗੇ ਹੁਣ ਆ ਗੱਲ ਕਹਿਣੀ ਪੈਣੀ ਹੈ ਇਤਿਹਾਸ 'ਚ ਲਿਖੀ ਹੈ ਮਾਫੀ ਮੰਗ ਕੇ ਕਹਿਣਾ ਜ਼ਕਰੀਆ ਖਾਨ ਘਰ ਗਿਆ ਇਹਨੂੰ ਘਰ ਜਾ ਕੇ ਕਹਿਣਾ ਪੈਣਾ ਭਾਈ ਪਿਸ਼ਾਬ ਦਾ ਬੰਨ ਪੈ ਗਿਆ ਇਹ ਬਿਮਾਰੀ ਬੜੀ ਭੈੜੀ ਹੈ ਠੀਕ ਹੀ ਨਾ ਹੋਵੇ ਵੈਦ ਸੱਦੇ ਹਕੀਮ ਸੱਦੇ ਇੱਕ ਦਿਨ ਦੋ ਦਿਨ ਚਾਰ ਦਿਨ 10 ਦਿਨ ਮਰਨ ਵਾਲਾ ਹੋ ਗਿਆ ਚੀਕਾਂ ਮਾਰੇ ਤਾਰੂ ਸਿੰਘ ਤੇ ਹੱਸਦਾ ਹੀ ਖੋਪਰੀ ਲੋ ਆ ਗਿਆ ਇਹ ਮਾਰੇ ਚੀਕਾਂ ਕਈ ਕੀ ਕੀਤਾ ਜਾਵੇ ਕਹਿੰਦੇ ਵੀ ਜੀ ਹੁਣ ਫਿਰ ਹਕੀਮ ਸੱਦ ਲੈ ਸਾਰੇ ਕੁਰਾਨ ਲਿਆਂਦਾ ਐਦਾਂ ਪੱਖੀ ਚੱਲਦੇ ਨੇ ਉਹਦੀ ਕੋਈ ਫਰਕ ਨਹੀਂ ਪਿਆ ਫਿਰ ਕਿਸੇ ਗੁਰਮਖ ਰੂ ਨੇ ਆਖਿਆ ਕਹਿੰਦੇ ਓਏ ਉਹ ਤਾਰੂ ਸਿੰਘ ਦਾ ਖੋਪਰ ਲਾਇਆ ਦਰਵੇਸ਼ ਨਾਲ ਧੱਕਾ ਕੀਤਾ ਤਾਂ ਐਦਾਂ ਬਣੀ ਐ ਕਹਿੰਦੇ ਕੀ ਕਰੀਏ ਫਿਰ ਕਹਿੰਦੇ ਤਾਰੂ ਸਿੰਘ ਤੋਂ ਮਾਫੀ ਮੰਗੋ ਇਹ ਆਪ ਨਹੀਂ ਗਿਆ ਬੰਦੇ ਭੇਜੇ ਸ਼ਬੇਗ ਸਿੰਘ ਭਾਈ ਸ਼ਬੇਗ ਸਿੰਘ ਜਿਹਨੂੰ ਚਰਖੜੀ ਤੇ ਚਾੜਿਆ ਬਾਅਦ ਚ ਜੇਲ੍ਹ 'ਚ ਸੀ ਉਦੋਂ ਕੱਢ ਕੇ ਲਿਆਂਦਾ ਜੇਲ੍ਹ 'ਚ ਕਹਿੰਦੇ ਮੇਰੇ ਵੱਲੋਂ ਜਾ ਹੱਥ ਜੋੜ ਕੇ ਕਹਿੰਦਾ ਭਾਈ ਤਾਰੂ ਸਿੰਘ ਨੂੰ ਕਹੇ ਮੈਨੂੰ ਮਾਫ ਕਰ ਦੇ ਭਾਈ ਸ਼ਵੇਗ ਸਿੰਘ ਭਾਈ ਤਾਰੂ ਸਿੰਘ ਕੋਲ ਗਏ ਵੇਖ ਕੇ ਹਾਲ ਕਹਿੰਦੇ ਮੈਂ ਨਹੀਂ ਮਾਫੀ ਵਾਸਤੇ ਕਹਿਣਾ ਸ਼ਵੇਗ ਸਿੰਘ ਤਰਲੇ ਕਰਦਾ ਉਹ ਸ਼ਵੇਗ ਸਿੰਘ ਨੇ ਦੱਸਿਆ ਜ਼ਕਰੀਆ ਤਰਲੇ ਕਰਦਾ ਹੈ ਮਰਨ ਦੇ ਕੁੱਤੇ ਦੀ ਮੌਤ ਤਾਰੂ ਸਿੰਘ ਕਹਿੰਦਾ ਨਹੀਂ ਜੇ ਖਾਲਸਾ ਮਾਫ ਕਰਨਾ ਚਾਹਵੇ ਤੇ ਕਰ ਸਕਦਾ ਹੈ ਮਾਫੀ ਮੰਗਦਾ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਧ ਸੁਆਮੀ ਵੇਖੋ ਕਮਾਲ ਦੀ ਗੱਲ ਹੈ ਇਹ ਕਮਾਲ ਦੀ ਫਿਲਾਸਫੀ ਹੈ ਜਿੱਡੀ ਵੱਡੀ ਮਰਜ਼ੀ ਗਲਤੀ ਕੀਤੀ ਆ ਕੇ ਕੌਮ ਤੋਂ ਮਾਫੀ ਮੰਗੇ ਬਖਸ਼ਿਆ ਜਾ ਸਕਦਾ ਹੈ ਬਖਸ਼ਿਆ ਜਾ ਸਕਦਾ ਹੈ ਚਲਾਕੀਆਂ ਨਾ ਕਰੇ ਮਾਫੀ ਮੰਗ ਲਵੇ ਉਹਦੀ ਬਖਸ਼ਬੰਦੀ ਹੋ ਸਕਦੀ ਹੈ ਉਸ ਵੇਲੇ ਸਿੰਘ ਜੰਗਲਾਂ ਵਿੱਚ ਨੇ ਜਾ ਅਰਜ ਕੀਤੀ ਮਿਲੇ ਸਿੰਘਾਂ ਨੂੰ ਦੱਸੋ ਕੀ ਕੀਤਾ ਜਾਵੇ ਸਿੰਘਾਂ ਨੇ ਆਖਿਆ ਉਹਨੂੰ ਕਹੋ ਸਾਰੀਆਂ ਚਰਖੜੀਆਂ ਪੁੱਟ ਜਿੰਨੇ ਸਿੰਘ ਜੇਲਾਂ 'ਚ ਨੇ ਰਿਹਾ ਕਰਦੇ ਸਾਡੀਆਂ ਜਾਗੀਰਾਂ ਵਾਪਸ ਕਰ ਦੇ ਕਹਿੰਦੇ ਜੀ ਠੀਕ ਹੈ ਸਾਰਾ ਕੁਝ ਹੀ ਮੰਨ ਗਿਆ ਚਰਖੜੀਆਂ ਵੀ ਪੁੱਟਤੀਆਂ ਜਗੀਰਾਂ ਵੀ ਵਾਪਸ ਕਰਤੀਆਂ ਗੱਲ ਨਿਬੜ ਗਈ ਕਹਿੰਦੇ ਤਾਰੂ ਸਿੰਘ ਨੂੰ ਕਹਿੰਦਾ ਸੀ ਜੁੱਤੀਆਂ ਮਾਰ ਕੇ ਤੇਰੇ ਸਿਰ ਤੇ ਕੇਸ ਲਾ ਦੇਣੇ ਆ ਕਹਿੰਦੇ ਤਾਰੂ ਸਿੰਘ ਦਾ ਜੋੜਾ ਲੈ ਕੇ ਜਾਓ ਉਹਦੇ ਸਿਰ 'ਚ ਮਾਰੋ ਅਸੀਂ ਅਰਦਾਸ ਕਰਦੇ ਆ ਜਦੋਂ ਸਿਰ 'ਚ ਜੁੱਤੀ ਵੱਜੇਗੀ ਠੀਕ ਹੋ ਜਾਏਗਾ ਕਮਾਲ ਦੀ ਗੱਲ ਹੈ ਵੇਖੋ ਸਜ਼ਾ ਕਿੱਦਾਂ ਦੀ ਮਿਲੀ ਇਦਾਂ ਹੀ ਕੀਤਾ ਉਹਨੇ ਸਾਰੇ ਸਿੰਘ ਵੀ ਛੱਡਤੇ ਸਭ ਕੁਝ ਠੀਕ ਹੋ ਗਿਆ ਤਾਰੂ ਸਿੰਘ ਉਹ ਵੇਖੋ ਗਰੀਬ ਸਿੱਖ ਨੂੰ ਜਦੋਂ ਮਹਾਰਾਜ ਮਾਣ ਦਿੰਦੇ ਨੇ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਵਾਜ ਗੁਸਈਆ ਮੇਰਾ ਮਾਥਾ ਹੈ ਚਤਰਤਰ ਹੈ ਉਹਦਾ ਨਾ ਮਖਮਲੀ ਕੱਪੜੇ ਦੇ ਵਿੱਚ ਜੋੜਾ ਇਦਾਂ ਲਪੇਟ ਕੇ ਲੈ ਕੇ ਗਏ ਕੱਪੜੇ 'ਚ ਲਪੇਟ ਕੇ ਜਿਵੇਂ ਬਹੁਤ ਸਤਕਾਰ ਨਾਲ ਜਦੋਂ ਜੋੜਾ ਉਹਦਾ ਲੈ ਕੇ ਗਏ ਤੇ ਗਾਂ ਫਿਰ ਉਹ ਐਦਾਂ ਜਦੋਂ ਜੋੜਾ ਪਹੁੰਚਿਆ ਚਾ ਚੜ ਗਿਆ ਵੀ ਹੁਣ ਠੀਕ ਹੋ ਜਾਣਾ ਇਹਨੇ ਮਹਿਲਾ ਵਿੱਚ ਜੋੜਾ ਆਇਆ ਹੈ ਜੁੱਤੀ ਆਈ ਹੈ ਜਦੋਂ ਐਦਾਂ ਲੈ ਕੇ ਗਏ ਫਿਰ ਨਾ ਉਹ ਕੱਪੜੇ 'ਚ ਲਪੇਟ ਕੇ ਉਹਦੇ ਸਿਰ ਗੰਜਾ ਹੀ ਹੈ ਉਹਦੇ ਟੋਟਣ 'ਚ ਐਦਾਂ ਹੁਣ ਪੋਲਾ ਜਿਹਾ ਲਾਇਆ ਐਦਾਂ ਪੋਲਾ ਜਿਹਾ ਉਹ ਠੀਕ ਕਿੱਥੇ ਹੋਵੇ ਥੋੜਾ ਜਿਹਾ ਹੋਰ ਜ਼ੋਰ ਨਾਲ ਉਹ ਕਹਿੰਦਾ ਓਏ ਲਾਓ ਕੱਪੜਾ ਔਖਾ ਬਹੁਤ ਸੀ ਨਾ ਲਾ ਦਿਓ ਪਰੇ ਕੱਪੜਾ ਜ਼ੋਰ ਨਾਲ ਮੇਰੇ ਸਿਰ 'ਚ ਮਾਰੋ ਨਾਲੇ ਦੁਨੀਆ ਨੂੰ ਪਤਾ ਲੱਗੇ ਵੀ ਜਕਰੀਆ ਅੱਜ ਜੁੱਤੀਆਂ ਖਾ ਰਿਹਾ ਤਾਰੂ ਸਿੰਘ ਦੀਆਂ ਜੁੱਤੀਆਂ ਖਾਂਦਾ ਜਕਰੀਆ ਦੁਨੀਆ ਨੂੰ ਵਿਖਾਓ ਕੱਪੜੇ 'ਚ ਨਾਲ ਲਪੇਟ ਲਪੇਟ ਕੇ ਮੇਰੀ ਜਾਨ ਬਹੁਤ ਔਖੀ ਹੈ ਕੱਪੜੇ 'ਚੋਂ ਕੱਢੋ ਐਦਾਂ ਸਿਰ ਕਰਕੇ ਬੈਠਾ ਮਾਰੋ ਮੇਰੇ ਸਿਰ 'ਚ ਜੁੱਤੀ ਮਾਰੋ ਮੇਰੇ ਸਿਰ 'ਚ ਜੁੱਤੀ ਇਹ ਹੈ ਇਤਿਹਾਸ ਸਾਡਾ ਇਹਨੂੰ ਯਾਦ ਕਰੀਦਾ ਹੈ ਇਹ ਗੱਲ ਕਰੋ ਜਿਹੜੀ ਕਰਨੀ ਹੈ ਵੇਖੋ ਸਵਾਦ ਆਉਂਦਾ ਨਾ ਗੱਲ ਦਾ ਕਿੱਦਾਂ ਮਾਣ ਮਹਿਸੂਸ ਹੁੰਦਾ ਹੈ ਓਏ ਅਸੀਂ ਐਸੇ ਸ਼ਹੀਦਾਂ ਦੇ ਵਾਰਸ ਆ ਸੱਚ ਹੈ ਅਸੀਂ ਕਿਸੇ ਰਾਂਝੇ ਦੇ ਵਾਰਸ ਨਹੀਂ ਅਸੀਂ ਕਿਸੇ ਮਿਰਜੇ ਨੂੰ ਨਹੀਂ ਜਾਣਦੇ ਅਸੀਂ ਇਹਨਾਂ ਸੀਦਾਂ ਸਿੰਘਾਂ ਦੇ ਵਾਰਸ ਆ ਭੁੱਲ ਗਏ ਆਪਾਂ ਇਹਨਾਂ ਦੇ ਵਾਰਸਾਂ ਸੀ ਉਹ ਜਦੋਂ ਇਦਾਂ ਜੁੱਤਾ ਉਹਦੀ ਜ਼ੋਰ ਨਾਲ ਇਦਾਂ ਸਿਰ 'ਚ ਮਾਰਿਆ ਪਰ ਠੀਕ ਹੋਣਾ ਸ਼ੁਰੂ ਹੋ ਗਿਆ ਪਰ ਕਮਾਲ ਦੀ ਗੱਲ ਏ ਠੀਕ ਤੇ ਹੋ ਗਿਆ ਪਰ ਜਦੋਂ ਜੁੱਤੀਆਂ ਵੱਜਦੀਆਂ ਸੀ ਤੇ ਠੀਕ ਹੁੰਦਾ ਸੀ ਨਹੀਂ ਤੇ ਫਿਰ ਬੰਨ ਪੈ ਜਾਂਦਾ ਸੀ ਤੇ ਹੁਣ ਵੇਖੋ ਪੋਲਾ ਜਿਹਾ ਹੁੰਦਾ ਸਿਰ ਕਿੰਨਾ ਕ ਮਜ਼ਬੂਤ ਹੈ ਵਿਚਾਲੇ ਜੁੱਤੀਆਂ ਮਾਰਦੇ ਰਹੇ ਮਾਰਦੇ ਰਹੇ ਮਾਰਦੇ ਰਹੇ ਜ਼ਖਮ ਹੋ ਗਿਆ ਸਿਰ 'ਚ ਜ਼ਖਮ ਹੋਣਾ ਹੀ ਸੀ ਜ਼ਖਮ ਹੋ ਗਿਆ ਕੀੜੇ ਪੈ ਗਏ ਸਿਰ 'ਚ ਜ਼ਖਮ ਹੋ ਗਿਆ ਸੁੱਤਾ ਪਿਆ ਉੱਠ ਕੇ ਰਾਤ ਨੂੰ ਜਦੋਂ ਤਕਲੀਫ ਹੁੰਦੀ ਸੀ ਨਾ ਆਪ ਹੀ ਜੁੱਤਾ ਚੁੱਕ ਕੇ ਸਿਰ 'ਚ ਮਾਰਦਾ ਸੀ ਆਪਣੇ ਸਿਰ ਨੂੰ ਕੁੱਟਦਾ ਸੀ ਤਾਂ ਠੀਕ ਹੁੰਦਾ ਸੀ ਤੇ ਤਾਰੂ ਸਿੰਘ ਵਾਂਗੂ ਜ਼ਖਮ ਐਡਾ ਸਿਰ 'ਚ ਹੋ ਗਿਆ ਕੀੜੇ ਪੈ ਗਏ ਕਿਰਮ ਪੈ ਗਏ 22 ਦਿਨ ਲੰਘੇ 22 ਦਿਨਾਂ ਬਾਅਦ ਹਾਏ ਹਾਏ ਕਰਦਾ ਚੀਕਾਂ ਮਾਰਦਾ ਮਰਿਆ ਮਰਿਆ ਰੋਂਦਾ ਹੋਇਆ ਕਰਲਾਉਂਦਾ ਹੋਇਆ ਭਾਈ ਤਾਰੂ ਸਿੰਘ ਜੀ ਮਰ ਗਿਆ ਹੁਣ ਕਹਿੰਦੇ ਚੰਗਾ ਸਿੰਘੋ ਲਓ ਬਈ ਕਰੋ ਆਖਰੀ ਫਤਿਹ ਪਰਵਾਨ ਹੁਣ ਮੈਂ ਵੀ ਚੱਲਿਆ ਚੰਗਾ ਖਾਲਸਾ ਜੀ ਅਸੀਂ ਚੱਲੇ ਸੱਚ ਖੰਡ ਨੂੰ ਕਰੋ ਆਖਰੀ ਫਤਿਹ ਪਰਵਾਨ ਅਸੀਂ ਚੱਲੇ ਸੱਚ ਖੰਡ ਨੂੰ ਕਰੋ ਆਖਰੀ ਫਤਿਹ ਪਰਵਾਨ ਅਸੀਂ ਚੱਲੇ ਸੱਚ ਖੰਡ ਨੂੰ ਅਸੀਂ ਚੱਲੇ ਰੱਜ ਕੇ ਬਈ ਪੜਿਆ ਕਰੋ ਪੜਿਆ ਕਰੋ ਨੂੰ Come on. ਜਗਰੀਆ ਤਾਰੂ ਸਿੰਘ ਉਹ ਕੌਣ ਹੈ ਜੀ ਜਿਹਦਾ ਗੁਪਤ ਚਿੱਤਰ ਬੜਾ ਸੋਹਣਾ ਹੈ ਗੁਪਤ ਚਿੱਤਰ ਨਹੀਂ ਨਾ ਸੋਹਣਾ ਬਾਹਰਲੇ ਤੇਰੇ ਚਿੱਤਰ ਦੀ ਕੋਈ ਕਦਰ ਨਹੀਂ ਤਨ ਤੋਂ ਤਨ ਦੀ ਗੱਲ ਨਹੀਂ ਮਨ ਸੋਹਣਾ ਬਣਾਓ ਮਨ ਉਹ ਉਸ ਖੋਪਰ ਲਹੁੰਦਾ ਵੀ ਹੱਸਦਾ ਹੈ ਆਨੰਦ ਚ ਹੈ ਇਹ ਸੋਹਣਾ ਬਣਾਉਣਾ ਗੁਰੂ ਗ੍ਰੰਥ ਸਾਹਿਬ ਨੇ ਇਹ ਬਣਾਉਣਗੇ ਦਾਖਲਾ ਲੈ ਲਓ ਸਭ ਤੋਂ ਪਹਿਲਾਂ ਦਾਖਲਾ ਲਈਏ ਤੇ ਦਾਖਲਾ ਲੈਣਾ ਕੀ ਹੈ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਪੌਲ ਲੈਣੀ ਕੱਲ ਨੂੰ ਗੁਰਦੁਆਰਾ ਰਾਮਸਰ ਸਾਹਿਬ ਬਾਜ਼ਾਰ ਦੇ ਵਿੱਚ ਹੈ ਬਾਜ਼ਾਰ ਦੇ ਵਿੱਚ ਗੁਰਦੁਆਰਾ ਜਿਹੜਾ ਉੱਥੇ ਕੱਲ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ ਤੇ ਇਹ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਗਤਾਂ ਆਪਾਂ ਅਮਰ ਛਕਣ ਵਾਸਤੇ ਮਨ ਬਣਾਓ ਤਿਆਰੀਆਂ ਕਰੋ ਇਧਰ ਧਿਆਨ ਨਾਲ ਸੁਣਿਓ ਗੱਲ ਇਕਾਗਰ ਰੱਖਿਓ ਮਨ ਕੱਲ ਨੂੰ ਅੰਮ੍ਰਿਤ ਸੰਚਾਰ ਹੋਣਾ ਹੈ ਸੁਣੋ ਇਧਰ ਇਧਰ ਰੱਖੋ ਧਿਆਨ ਇੰਨਾ ਚਿਰ ਸੁਣਿਆ ਮੇਰਾ ਖਿਆਲ ਕਿੰਨਾ ਵੇਖੋ ਟਾਈਮ ਹੋ ਗਿਆ ਸਵਾ 3 ਘੰਟੇ ਹੋ ਗਏ ਸ਼ੁਰੂ ਕੀਤੇ ਆ ਇੰਨੇ ਧਿਆਨ ਨਾਲ ਬੈਠੇ ਹੋ ਮਾੜਾ ਜਿਹਾ ਹੁਣ ਧਿਆਨ ਇਕਾਗਰ ਰੱਖੋ 5-4 ਮਿੰਟ ਕੱਲ ਅਮਰ ਸੰਚਾਰ ਹੋਣਾ ਹੈ ਆਪਾਂ ਛਕਣਾ ਹੈ ਐਦਾਂ ਹੀ ਅੱਗੇ ਤੁਰੀਦਾ ਹੈ ਆ ਮੇਰਾ ਖਿਆਲ ਬਾਜ਼ਾਰ ਵਾਲਾ ਗੁਰਦੁਆਰਾ ਹੈ ਉਹੀ ਹੋਣਾ ਹੈ ਵਿੱਚ ਨੂੰ ਬੱਸ ਸਟੈਂਡ ਨੂੰ ਅੰਦਰ ਨੂੰ ਜਾਂਦੇ ਆ ਜਦੋਂ ਉੱਥੇ ਹੀ ਹੈ ਨਾ ਅੱਗੇ ਅਸੀਂ ਮੈਂ ਨਿੱਕਾ ਜਿਹਾ ਹੁੰਦਾ ਸੀ ਜਦੋਂ ਢੱਡਰੀਆਂ ਸਾਡੇ ਪਿੰਡ ਤੋਂ ਟਰਾਲੀਆਂ ਲੈ ਕੇ ਅਸੀਂ ਇੱਥੇ ਨਾ ਬਾਬਾ ਹਰਦੇਵ ਸਿੰਘ ਹੋਣਾ ਦੇ ਦੀਵਾਨ ਲੱਗਦੇ ਹੁੰਦੇ ਸੀ ਇਸੇ ਗੁਰਦੁਆਰੇ ਘੱਟ ਤੋਂ ਘੱਟ ਮੈਨੂੰ ਲੱਗਦਾ ਵੀ ਦੋ ਵਾਰੀ ਦੋ ਸਾਲ ਪੰਜ ਪੰਜ ਦੀਵਾਨ ਅਸੀਂ ਟਰਾਲੀ ਤੇ ਬਹਿ ਕੇ ਸੰਗਤ ਦੇ ਨਾਲ ਮੈਂ ਵੀ ਸੁਣਨ ਵਾਸਤੇ ਆਉਂਦਾ ਰਿਹਾ ਉਸ ਗੁਰਦੁਆਰੇ ਆਪਾਂ ਸੁਣਦੇ ਰਹੇ ਆ ਮੈਂ ਕਹਿਣਾ ਕੀ ਚਾਹੁੰਦਾ ਐਦਾਂ ਜਿਵੇਂ ਤੁਸੀਂ ਬੈਠੇ ਹੋ ਨਾ ਐਦਾਂ ਬਹਿ ਕੇ ਸੁਣਦੇ ਸੀ ਵਿੱਚ ਬਹਿ ਕੇ ਪਰ ਇੱਕ ਸ਼ੌਂਕ ਸੀ ਵੀ ਅੱਗੇ ਬੈਠੀਏ ਪੂਰਾ ਦੀਵਾਨ ਸੁਣਦਾ ਸੀ ਮੇਰੀ ਉਮਰ 10 ਸਾਲ ਦੀ ਹੋਏਗੀ 10 ਸਾਲ ਦਾ ਸੀ ਉਦੋਂ ਪਰ ਸ਼ੌਂਕ ਨਾਲ ਸੁਣਦਾ ਸੀ ਅੱਗੇ ਬਹਿ ਕੇ ਚਾਹ ਨਾਲ ਫੇਰ ਅੰਮ੍ਰਿਤ ਛਕਿਆ ਫੇਰ ਇਧਰ ਨੂੰ ਲੱਗਿਆ ਤੇ ਅੱਜ ਇੱਥੇ ਜੇ ਬੈਠਾ ਇਦਾਂ ਹੀ ਸ਼ੁਰੂਆਤ ਕਰਕੇ ਅੱਗੇ ਅੱਗੇ ਤੁਰਦਿਆਂ ਤੁਰਦਿਆਂ ਮੈਂ ਵੀ ਤੁਹਾਡੇ ਚੋਂ ਇੱਕ ਆ ਤੁਹਾਡਾ ਭਰਾ ਆ ਤੁਹਾਡੇ ਇਲਾਕੇ ਦਾ ਆ ਤੁਹਾਡੇ ਪਿੰਡਾਂ ਦਾ ਆ ਕੁਝ ਵੱਖਰਾ ਨਹੀਂ ਕੁਝ ਵੀ ਵੱਖਰਾ ਨਹੀਂ ਮੈਂ ਕਿਤੋਂ ਹੋਰ ਦੇਸ਼ ਚੋਂ ਨਹੀਂ ਆਇਆ ਹੋਰ ਸਟੇਟ ਚੋਂ ਨਹੀਂ ਆਇਆ ਮੈਂ ਚੰਡੀਗੜ੍ਹ ਦਿੱਲੀ ਰਹਿਣ ਵਾਲਾ ਨਹੀਂ ਮੈਂ ਤੁਹਾਡਾ ਭਰਾ ਤੁਹਾਡੇ ਚੋਂ ਉੱਠ ਕੇ ਗਿਆ ਪਰ ਸਾਰੀ ਦੁਨੀਆ ਘੁੰਮੀ ਹੈ ਪੂਰੇ ਬਲਦ ਵਿੱਚ ਮੈਂ ਚੱਕਰ ਲਾਇਆ ਸਿਰਫ ਤਾਂ ਮੈਨੂੰ ਤਾਂ ਅਮਰੀਕਾ ਦੇ ਲੋਕਾਂ ਨੇ ਸੱਦਿਆ ਕਿਉਂਕਿ ਮੈਂ ਗੁਰੂ ਗ੍ਰੰਥ ਸਾਹਿਬ ਕੋਲ ਬੈਠਦਾ ਸੁਣੋ ਸੁਣਿਓ ਮੈਂ ਤਾਂ ਅਮਰੀਕਾ ਬੈਠਿਆ ਕਿਉਂਕਿ ਮੈਂ ਗੁਰੂ ਗ੍ਰੰਥ ਸਾਹਿਬ ਕੋਲ ਬੈਠਣਾ ਇਹਨਾਂ ਦੇ ਨੇੜੇ ਬਹਿਣ ਕਰਕੇ ਹੀ ਇਹਨਾਂ ਨੇ ਮੈਨੂੰ ਸੱਦਿਆ ਕਿ ਆ ਜਾ ਪੁੱਤ ਮੈਂ ਅਮਰੀਕਾ ਬੈਠਾ ਇੱਥੇ ਆ ਕੇ ਵੀ ਮੇਰੇ ਕੋਲ ਬਹਿ ਆ ਮੈਂ ਬੈਠਾ ਕੈਨੇਡਾ ਮੇਰੇ ਕੋਲ ਬਹਿ ਜਿੱਥੇ ਜਿੱਥੇ ਸਿੱਖ ਨੇ ਉੱਥੇ ਗੁਰੂ ਗ੍ਰੰਥ ਸਾਹਿਬ ਨੇ ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਨੇ ਉੱਥੇ ਸੱਦਿਆ ਹੈ ਸੰਗਤ ਨੇ ਪਿਆਰ ਨਾਲ ਗਿਆ ਸਾਰੇ ਪਾਸੇ ਸਾਰੀ ਦੁਨੀਆ ਵਿੱਚ ਘੁੰਮੀ ਹੈ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬਹਿਣ ਕਰਕੇ ਐਦਾਂ ਸੰਗਤ 'ਚ ਬਹਿ ਕੇ ਸ਼ੁਰੂਆਤ ਕੀਤੀ ਸੀ ਐਦਾਂ ਹੀ ਬਹਿੰਦੇ ਹੁੰਦੇ ਸੀ ਸੁਣਦੇ ਸੀ ਸੁਣਦਿਆਂ ਸੁਣਦਿਆਂ ਚਾਹ ਲੱਗਦਾ ਲਗਨ ਲੱਗਦੀ ਹੈ ਪਿਆਰ ਪੈਦਾ ਹੁੰਦਾ ਅੰਦਰ ਮਹਾਪੁਰਖਾਂ ਦੀ ਸੰਗਤ ਮਿਲ ਗਈ ਸੰਗਤ ਨਾਲ ਜੁੜਦਿਆਂ ਜੁੜਦਿਆਂ ਪਤਾ ਲੱਗਾ ਗੁਰੂ ਗ੍ਰੰਥ ਸਾਹਿਬ ਕੀ ਨੇ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਅੱਜ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜਨ ਕਰਕੇ ਆ ਜੀਵਨ ਹੈ ਰੁੱਲ ਜਾਂਦੇ ਜੇ ਗੁਰੂ ਗ੍ਰੰਥ ਸਾਹਿਬ ਨਾ ਹੁੰਦੇ ਤੁਹਾਡੇ ਚੋਂ ਇੱਕ ਹਾਂ ਆਪਾਂ ਤੁਹਾਡੇ ਵਰਗਾ ਮੈਂ ਤੁਹਾਡਾ ਭਰਾ ਆ ਕੁਝ ਵੱਖਰਾ ਨਹੀਂ ਕੁਝ ਵੱਖਰਾ ਨਹੀਂ ਤੁਹਾਡੇ ਵਰਗਾ ਤੇ ਆਓ ਆਪਾਂ ਮੇਰੇ ਵੀਰ ਜਿੰਨੇ ਵੀ ਨੇ ਕਦੇ ਨਾ ਸੋਚੋ ਸਾਡਾ ਪਿੰਡੂ ਇਲਾਕਾ ਹੈ ਅਸੀਂ ਬੈਕਵਰਡ ਆ ਕੋਈ ਬੈਕਵਰਡ ਨਹੀਂ ਆਪਾਂ ਬੈਕਵਰਡ ਨਹੀਂ ਆਪਾਂ ਬੜੇ ਅੱਗੇ ਲੰਗੇ ਉਹ ਤੁਹਾਨੂੰ ਆਵਾਜ਼ਾਂ ਮਾਰ ਕੇ ਕਹਿਣਗੇ ਗੱਲ ਕਰ ਸਾਡੇ ਨਾਲ ਅੱਗੇ ਲੰਗੇ ਤੁਹਾਨੂੰ ਪਿਆਰ ਕਰਨਗੇ ਕੋਈ ਬੈਕਵਰਡ ਨਹੀਂ ਆਪਾਂ ਅੱਗੇ ਲੱਗੀ ਲੰਗੀਏ ਤੁਰੀਏ ਅੱਗੇ ਹੋਵੋ ਹੌਲੀ ਹੌਲੀ ਯਤਨ ਕਰੋ ਮੇਰੇ ਵੀਰ ਭਰਾ ਜਿੰਨੇ ਵੀ ਹੋ ਹੌਲੀ ਹੌਲੀ ਪ੍ਰਚਾਰ ਦੇ ਖੇਤਰ ਜਾਓ ਪ੍ਰਚਾਰ ਦੇ ਖੇਤਰ 'ਚ ਜ਼ਰੂਰੀ ਨਹੀਂ ਤੁਸੀਂ ਚੋਲਾ ਪਾ ਕੇ ਆਉਣਾ ਜਿੱਦਾਂ ਵੀ ਹੈ ਉਵੇਂ ਲੱਗ ਜਾ ਜ਼ਰੂਰੀ ਨਹੀਂ ਦੁਨੀਆ ਸਾਡੇ ਕੱਪੜੇ ਵੇਖ ਕੇ ਸਾਨੂੰ ਬਾਬੇ ਸੰਤ ਕਹਿੰਦੀ ਪਰ ਕਲੀਅਰ ਗੱਲ ਇਹ ਹੈ ਅਸੀਂ ਤੁਹਾਡੇ ਭਰਾ ਆ ਜੇ ਬਾਬਾ ਪੁਣਾ ਕਰਾਂ ਤਾਂ ਜਵਾਬ ਮੰਗਿਓ ਠੀਕ ਹੈ ਲੋਕੀ ਬਾਬਾ ਕਹਿੰਦੇ ਆ ਬਾਬੇ ਨੇ ਜੀ ਬਾਬੇ ਨੇ ਜੀ ਪਰ ਜੇ ਬਾਬਾ ਪੁਣਾ ਕਰਾਂ ਤੇ ਫਿਰ ਬਾਹ ਤੋਂ ਫੜ ਲਿਓ ਸਟੇਜ ਤੇ ਕੋਈ ਬਾਬਾ ਪੁਣੇ ਵਾਲੀ ਗੱਲ ਕਰਾਂ ਤੇ ਬਾਹ ਤੋਂ ਫੜ ਲਿਓ ਵੀ ਬਾਬਾ ਪੁਣੇ ਵਾਲੀ ਗੱਲ ਹੈ ਕਿਸੇ ਨੂੰ ਤੋੜਨ ਦੀ ਗੱਲ ਹੈ ਪਰ ਇੱਥੇ ਕੇਵਲ ਤੇ ਕੇਵਲ ਤਿੰਨੇ ਦੀਵਾਨ ਦੋ ਸੁਣ ਲੈ ਕੱਲ ਨੂੰ ਸੁਣ ਲਿਓ ਜਿੱਥੇ ਜਿੱਥੇ ਲੱਗਣ ਉੱਥੇ ਪਹੁੰਚ ਕੇ ਸੁਣ ਲਿਓ ਜੇ ਕੋਈ ਗੱਲ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨ ਵਾਲੀ ਸਿੱਖ ਇਤਿਹਾਸ ਨਾਲੋਂ ਤੋੜਨ ਵਾਲੀ ਹੋਵੇ ਬਾਹ ਫੜ ਕੇ ਮੈਨੂੰ ਪੁੱਛਿਓ ਪਰ ਬਾਬਾ ਪੁਣਾ ਨਹੀਂ ਕਰਦੇ ਠੀਕ ਹੈ ਵੇਖਣ ਨੂੰ ਲੱਗਲਾ ਸਾਡਾ ਪਹਿਰਾਵਾ ਵੇਖ ਕੇ ਕਹਿ ਦਿੰਦਾ ਚੋਲੇ ਪਾਉਂਦੇ ਨੇ ਜੀ ਇਹ ਬਾਬੇ ਨੇ ਸੋ ਇਸ ਕਰਕੇ ਮੇਰੀ ਬੇਨਤੀ ਹੈ ਆਪਾਂ ਭਰਾ ਆ ਬਸ ਗੱਲ ਖਤਮ ਅਸੀਂ ਭਰਾ ਆ ਸਾਰੇ ਇਕੱਠੇ ਹੋ ਕੇ ਆਓ ਰਲ ਕੇ ਸਿੱਖੀ ਨੂੰ ਸੰਭਾਲੀਏ ਆਪਣੇ ਭਰਾਵਾਂ ਨੂੰ ਨੌਜਵਾਨਾਂ ਨੂੰ ਵੀਰਾਂ ਨੂੰ ਸਭ ਨੂੰ ਜੋੜੋ ਭੈਣਾ ਪ੍ਰਚਾਰਕ ਬਣੋ ਵੀਰ ਰਲ ਕੇ ਪ੍ਰਚਾਰ ਕਰੀਏ ਆਪ ਸ਼ਕੀਏ ਹੋਰਾਂ ਨੂੰ ਛਕਾਈਏ ਬਜ਼ੁਰਗੋ ਸੰਭੋ ਜਵਾਨੀ ਜਵਾਨ ਤਾਂ ਸੰਭਣਗੇ ਪਹਿਲਾਂ ਤੁਸੀਂ ਸੰਭ ਲਓ ਜਿੰਨੇ ਮੇਰੇ ਬਜ਼ੁਰਗ ਵੀਰ ਬਾਪੂ ਬੈਠੇ ਆ ਵੀਰਾਂ ਨੂੰ ਬੇਨਤੀ ਬਜ਼ੁਰਗਾਂ ਨੂੰ ਵੀ ਬੇਨਤੀ ਹੈ ਵੀ ਕੱਲ ਅੰਮ੍ਰਿਤ ਸੰਚਾਰ ਹੋਣਾ ਹੈ ਐਵੇਂ ਢਿੱਲੇ ਜੇ ਨਾ ਪੈਰੋ ਛਕਾਂਗੇ ਜੀ ਛਕਾਂਗੇ ਜੀ ਐ ਨਾ ਸੋਚੋ ਸਿਰ ਪਲਿਆ ਦਾੜੀ ਪਲੀ ਮੁੱਛਾਂ ਪੀ ਪਲੀਆਂ ਓ ਸਿਰ ਚਿੱਟਾ ਹੋ ਗਿਆ ਦਾੜੀ ਚਿੱਟੀ ਹੋ ਗਈ ਓਏ ਹੁਣ ਤੇ ਮੁੱਛਾਂ ਵੀ ਚਿੱਟੀਆਂ ਹੋ ਗਈਆਂ ਹੁਣ ਤੇ ਲੱਗ ਜੀਏ ਆਖੇ ਬੋਲ ਕੇ ਪੜ ਦੇ ਫਰੀਦਾ ਸਿਰ ਪਲਿਆ ਦਾੜੀ ਪਲੀ ਮੁੱਛਾਂ ਪਲੀਆਂ ਰੇ ਮਨ ਗਹਿਲੇ ਬਾਬਲੇ ਮਾਣ ਹੈ ਕਿਆ ਰਲੀਆਂ ਕਿਹੜੀਆਂ ਰੰਗ ਰਲੀਆਂ ਮਾਣਦਾ ਫਿਰਦਾ ਜੇ ਵੀ ਕਿਹੜਿਆਂ ਰੰਗਾਂ 'ਚ ਮਸਤ ਐ ਜੇ ਵੀ ਕਿਹੜੀਆਂ ਰਲੀਆਂ ਜੇ ਵੀ ਹੁਣ ਤੇ ਚਿੱਟੀਆਂ ਮੁੱਛਾਂ ਵੀ ਹੋ ਗਈਆਂ ਹੁਣ ਆ ਇਧਰ ਮਨ ਚਿੱਟਾ ਕਰ ਲੈ ਸਭ ਬਜ਼ੁਰਗਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਤੁਹਾਡਾ ਬੱਚਾ ਹੋਣ ਦੇ ਨਾਤੇ ਕਿ ਆਓ ਆਪਾਂ ਸਿੰਘ ਸਜੀਏ ਆਪਣਾ ਇਲਾਕਾ ਅੱਗੇ ਲੈ ਕੇ ਚੱਲੀਏ ਤੇ ਅੱਗੇ ਤਾਂ ਲੱਗਾਂਗੇ ਜੇ ਗੁਰੂ ਗ੍ਰੰਥ ਸਾਹਿਬ ਨੂੰ ਅੱਗੇ ਲਾ ਕੇ ਰੱਖਾਂਗੇ ਅੱਗੇ ਅੱਗੇ ਗੁਰੂ ਗ੍ਰੰਥ ਸਾਹਿਬ ਮਗਰ ਮਗਰ ਆਪਾਂ ਬਸ ਸਭ ਸਭ ਮੋਰਚੇ ਫਤਿਹ ਨੇ ਫਿਰ ਆਓ ਬੇਨਤੀ ਹੈ ਵੀਰਾਂ ਭਰਾਵਾਂ ਨੂੰ ਭੈਣਾਂ ਨੂੰ ਬੇਨਤੀ ਹੈ ਮਾਤਾਵਾਂ ਨੂੰ ਬੇਨਤੀ ਹੈ ਵੀ ਆਓ ਆਪਾਂ ਮਨ ਬਣਾਈਏ ਕੱਲ ਨੂੰ ਗੁਰਦੁਆਰਾ ਸਾਹਿਬ ਜਿਹੜਾ ਬਣਿਆ ਬਾਜ਼ਾਰ ਦੇ ਵਿੱਚ ਗੁਰਦੁਆਰਾ ਰਾਮਸਰ ਸਾਹਿਬ ਕੱਲ ਉੱਥੇ ਆਪ ਜੀ ਨੇ ਸ਼ਾਮ ਨੂੰ 5 ਵਜੇ ਆਉਣਾ ਹੈ 6 ਵਜੇ ਤੱਕ ਵੀ ਆ ਜਾਓ ਤਾਂ ਵੀ ਕੋਈ ਨਹੀਂ ਕੇਸੀ ਇਸ਼ਨਾਨ ਕਰਿਓ ਸੁੱਚੇ ਜਾਂ ਨਵੇਂ ਜਾਂ ਸੁੱਚੇ ਵਸਤਰ ਸਾਫ਼ ਵਸਤਰ ਸਾਫ਼ ਕਰਨਾ ਸਾਫ਼ ਵਸਤਰ ਪਾ ਲਿਓ ਸਾਫ਼ ਵਸਤਰ ਕੇਸੀ ਇਸ਼ਨਾਨ ਕਰਕੇ 6 ਵਜੇ ਤੋਂ ਪਹਿਲਾਂ ਪਹਿਲਾਂ ਪਹੁੰਚ ਜਾਇਓ ਪੰਜ ਪਿਆਰੇ ਸਹਿਬਾਨ ਨੇ ਆ ਜਾਣਾ ਹੈ ਤੁਹਾਨੂੰ ਕੱਲ ਨੂੰ ਖੰਡੇ ਦੀ ਪੌਲ ਅੰਮ੍ਰਿਤ ਦੀ ਦਾਤ ਮਿਲੇ ਸਿੰਘ ਸਜੀਏ ਆਪਣੇ ਪਰਿਵਾਰ ਚ ਰਲੋ ਆਪਣੇ ਪਰਿਵਾਰ ਚ ਰਲੋ ਅਸੀਂ ਨਹੀਂ ਭੇਖਦੇ ਜੋਗੀ ਸਾਡਾ ਪੰਥ ਨਿਆਰਾ ਹੈ ਅਸੀਂ ਨਿਆਰੇ ਆ ਵੱਖਰੇ ਆ ਭੇਖੀ ਨਹੀਂ ਆ ਸਿੰਘ ਸਜੀਏ ਛੱਡੋ ਸ਼ਰਾਬਾਂ ਦਾ ਖਹਿੜਾ ਇਹਨਾਂ ਨੇ ਬੜੇ ਘਰ ਪੱਟੇ ਨੇ ਹੋਰ ਨਾ ਪੱਟੇ ਜਾਈਏ ਬਥੇਰਾ ਨੁਕਸਾਨ ਕਰਾ ਲਿਆ ਹੋਰ ਨਾ ਕਰਾਈਏ ਹੁਣ ਆਈਏ ਘਰ ਆਪਣੇ ਮੁੜ ਕੇ ਕਿੱਡੀ ਵੱਡੀ ਗਿਣਤੀ ਵਿੱਚ ਤੁਸੀਂ ਮਰ ਦੀ ਹਜ਼ੂਰੀ 'ਚ ਜੁੜੇ ਹੋ ਤੇ ਆਪਾਂ ਇਦਾਂ ਹੀ ਹੁਣ ਵੱਡੀ ਗਿਣਤੀ 'ਚ ਅੰਮ੍ਰਿਤ ਵੀ ਛਕੀਏ ਚਾਹ ਨਾਲ ਆਓ ਕੱਲ ਦਾ ਇੱਕ ਦੁਆਨ ਬਾਕੀ ਰਹਿੰਦਾ ਹੈ ਤੁਸੀਂ ਸੁਣਿਓ ਧਿਆਨ ਨਾਲ ਤੁਸੀਂ ਸੁਣਦਿਆਂ ਨਾ ਥੱਕੋ ਤੁਹਾਡੀ ਕਿਰਪਾ ਨਾਲ ਅਸੀਂ ਤੁਹਾਡੇ ਤੁਹਾਡੇ ਚੋਂ ਹੀ ਆ ਫਿਰ ਮੈਂ ਤੁਹਾਡੇ ਚੋਂ ਹੀ ਕਹਿ ਰਿਹਾ ਨਾ ਵੀ ਜੇ ਤੁਸੀਂ ਸੁਣਦੇ ਆ ਨਹੀਂ ਥੱਕਦੇ ਤੇ ਹੈ ਮੈਂ ਵੀ ਤੁਹਾਡੇ ਚੋਂ ਹੀ ਆ ਮੈਂ ਸੁਣਾਉਂਦਾ ਨਹੀਂ ਥੱਕਦਾ ਤੁਸੀਂ ਆਓ ਬੈਠੋ ਫਿਰ ਮੈਂ ਨਹੀਂ ਵੇਖਦਾ ਵੀ 2 ਘੰਟੇ ਹੋ ਗਏ 2.5 ਹੋ ਗਏ 3 ਹੋ ਗਏ 4 ਹੋ ਗਏ ਬੈਠੋ ਟਿਕ ਕੇ ਆਰਾਮ ਨਾਲ ਇੱਥੇ ਫਾਰਮੈਲਟੀਆਂ ਨਹੀਂ ਨੇ ਅਸੀਂ ਕੋਈ ਟਾਈਮ ਪਾਸ ਨਹੀਂ ਕਰ ਰਹੇ ਮੈਨੂੰ ਅੰਦਰੋਂ ਪਿਆਰ ਹੈ ਕਿ ਅਸੀਂ ਬਦਲਨੇ ਚਾਹੀਦੇ ਆ ਇੱਕ ਇੱਕ ਗੱਲ ਦਿਮਾਗ 'ਚ ਵੜਨੀ ਚਾਹੀਦੀ ਹੈ ਮਨ ਦਿਲੋਂ ਇਹ ਸੋਚਦਾ ਵੀ ਬਦਲੋ ਦਿਲੋਂ ਆਪਾਂ ਪਿਆਰ ਕਰੀਏ ਸਾਰੇ ਇਕੱਠੇ ਹੋਈਏ ਇੱਕ ਹੋਈਏ ਕੱਲ ਦਾ ਦੁਆਨ ਆਪਣਾ ਬਾਕੀ ਰਹਿੰਦਾ ਹੈ ਆਪਾਂ ਸਾਰਿਆਂ ਨੇ ਭੈਣਾ ਭਰਾਵਾਂ ਨੇ ਇਕੱਠੇ ਹੋ ਕੇ ਕੱਲ ਫਿਰ ਹਾਜ਼ਰੀ ਭਰਨੀ ਪੰਡਾਲ ਵਾਸਤੇ ਬੇਨਤੀ ਇਹੋ ਹੀ ਕਰਾਂਗਾ ਵੀ ਪੰਡਾਲ ਜਿਹੜਾ ਇਹਨੂੰ ਖੋਲ ਹੀ ਦਿਓ ਜੇ ਵੱਡਾ ਵੀ ਕਰੋਗੇ ਤਾਂ ਵੀ ਪੂਰਾ ਨਹੀਂ ਆਉਣਾ ਅੱਜ ਵੀ ਸੰਗਤ ਬਾਹਰ ਬੈਠੀ ਹੈ ਕੱਲ ਨੂੰ ਬਸ ਆਲੇ ਦੁਆਲੇ ਗੱਡੀਆਂ ਦਾ ਖਿਆਲ ਰੱਖਿਓ ਤਾਂ ਜੋ ਸੰਗਤ ਸਾਰੀ ਬਹਿ ਸਕੇ ਵਿਛਾਈ ਕਰਨ ਵਾਲਿਆਂ ਨੂੰ ਬੇਨਤੀ ਹੈ ਵੀ ਸੰਗਤ ਦੇ ਬਹਿਣ ਨੂੰ ਵਿਛਾਈਆਂ ਕਰ ਦਿਓ ਹੋ ਸਕਦਾ ਇੱਕ ਦੋ ਸਕਰੀਨਾਂ ਜੇ ਮਿਲ ਜਾਣ ਹੋਰ ਸਕਰੀਨਾਂ ਇੱਕ ਦੋ ਲਵਾ ਦਿਓ ਤਾਂ ਜੋ ਸੰਗਤ ਨੂੰ ਦਿਸੇ ਦੂਰ ਤੱਕ ਪਤਾ ਲੱਗਾ ਮਨ ਜੁੜਿਆ ਰਹਿੰਦਾ ਹੈ ਕੱਲ ਦਾ ਦੀਵਾਨ ਇੱਕ ਬਾਕੀ ਰਹਿੰਦਾ ਹੈ ਆਪਾਂ ਵੱਧ ਚੜ ਕੇ ਪਹੁੰਚਣਾ ਹੈ ਜਿਹੜੇ ਕੱਲ ਅੰਮ੍ਰਿਤ ਛਕ ਕੇ ਆਉਣਗੇ ਉਹਨਾਂ ਦੇ ਵੀ ਦਰਸ਼ਨ ਕਰਾਂਗੇ ਵੇਲੇ ਨਾਲ ਆਉਣ ਦੀ ਬੇਨਤੀ ਕੱਲ ਵਾਲੀ ਫੇਰ ਹੈ ਵੀ ਕੱਲ ਵੀ ਵੇਲੇ ਨਾਲ ਆਇਓ ਤਾਂ ਜੋ ਜਲਦੀ ਸਮਾਪਤੀ ਹੋ ਸਕੇ ਪਿਆਰ ਨਾਲ ਹੁਣ ਸਾਰੀ ਸੰਗਤ ਆਨੰਦ ਸਾਹਿਬ 'ਚ ਬੋਲ ਲਓ ਅਰਦਾਸ 'ਚ ਜੁੜਨਾ ਹੈ ਹੁਕਮਨਾਮੇ ਸੁਣਨੇ ਨੇ ਗੁਰੂ ਜੀ ਜਾਣਗੇ ਫੇਰ ਚੱਲਾਂਗੇ ਸਤਿਗੁਰ ਜੀ ਦੇ ਜਾਣ ਤੋਂ ਬਾਅਦ ਚੱਲਾਂਗੇ ਭਾਈ ਕੋਈ ਵੀਰ ਇੱਧਰ ਸੁਣਿਓ ਕੋਈ ਵੀਰ ਇਹ ਨਾ ਸੋਚੇ ਕੜਾ ਪ੍ਰਸ਼ਾਦ ਫਟਾਫਟ ਇੰਨੀ ਸੰਗਤ ਵਿੱਚ ਹੱਥ ਖੜੇ ਹੋ ਜਾਂਦੇ ਸਭ ਦੇ ਪ੍ਰਸ਼ਾਦ ਬਣਾਉਣ ਵਾਲਿਆਂ ਦੇ ਵੀ ਤੇ ਵਰਤਾਉਣ ਵਾਲਿਆਂ ਸੰਗਤ ਦਾ ਇਕੱਠ ਜ਼ਿਆਦਾ ਇਸ ਕਰਕੇ ਕਈ ਬੰਦੇ ਨਾ ਨਿੱਕੀ ਨਿੱਕੀ ਗੱਲ ਦਾ ਨਾ ਕਈ ਵਾਰੀ ਇਸ਼ੂ ਖੜਾ ਕਰ ਲੈਂਦੇ ਆ ਗੱਲ 1 ਮਿੰਟ ਵਾਸਤੇ 1 ਮਿੰਟ ਸੁਣਾ 1 ਮਿੰਟ ਬਹਿ ਜਿਓ 1 ਮਿੰਟ ਲਈ ਬਹਿ ਜਿਓ ਭੈਣਾਂ ਨੂੰ ਬੇਨਤੀ ਏ 1 ਮਿੰਟ ਬਹਿ ਜਿਓ 1 ਮਿੰਟ ਬਹਿ ਜਿਓ ਬਸ ਕਈ ਵਾਰੀ ਨਿੱਕੀ ਜੀ ਗੱਲ ਦਾ ਇਸ਼ੂ ਬਣ ਜਾਂਦਾ ਪ੍ਰਸ਼ਾਦ ਨਹੀਂ ਜੀ ਵਰਤਿਆ ਠੀਕ ਹੈ ਜਦੋਂ 1000 2000 ਸੰਗਤ ਹੋਏਗੀ ਬੜਾ ਸੌਖਾ ਹੈ ਐਦਾਂ ਕਈ ਵਾਰੀ ਬਹੁਤ ਮੁਸ਼ਕਲ ਹੋ ਜਾਂਦਾ 10 ਦੇ ਅੱਗੇ ਘੱਟ ਤੋਂ ਘੱਟ ਬਣਾਓ ਫਿਰ ਕਿੰਨੇ ਘੱਟ ਤੋਂ ਘੱਟ 200 ਸੇਵਾਦਾਰ ਲੱਗੇ ਫਿਰ ਵੀ ਮੁਸ਼ਕਲਾਂ ਕਈ ਵਾਰੀ ਆ ਜਾਂਦੀਆਂ ਇਹ ਇਕੱਠ ਦੀ ਵਜ੍ਹਾ ਕਰਕੇ ਹੈ ਮੇਰਾ ਦਿਲ ਕਰਦਾ ਮੈਂ ਇੱਥੇ ਸਟੇਜ ਤੋਂ ਉਤਰਿਆ ਇੱਥੇ ਬਹਿ ਕੇ ਪ੍ਰਸ਼ਾਦਾ ਛਕ ਲੈਨੇ ਆ ਪਰ ਮੈਨੂੰ ਪਤਾ ਇਸ ਗੱਲ ਦਾ ਵੀ ਆ ਇੰਨਾ ਰਸ਼ ਇੰਨਾ ਧੱਕਾ ਪੈਂਦਾ ਹੈ ਕਈ ਤੁਹਾਡੇ 'ਚ ਵੀ ਮੇਰੇ ਵੀਰ ਇਦਾਂ ਦੇ ਹੋਣਗੇ ਦਿਲ ਤੇ ਕਰਦਾ ਪ੍ਰਸ਼ਾਦਾ ਛਕ ਲਈਏ ਭੁੱਖ ਲੱਗੀ ਹੈ ਕਿਉਂਕਿ 4 ਘੰਟੇ ਦੇ ਬੈਠੇ ਨੇ ਮਾਰ ਕੇ ਚੌਂਕੜੇ ਕੋਈ 5 ਘੰਟੇ ਦਾ ਬੈਠਾ ਵੇਲੇ ਨਾਲ ਜਗ੍ਹਾ ਮੱਲ ਕੇ ਬਹਿ ਗਿਆ ਅੱਗੇ ਉਹ 6-6 ਘੰਟਿਆਂ ਦੇ ਮਾਰ ਕੇ ਚੌਂਕੜੇ ਮਾਰ ਕੇ ਬੈਠੇ ਆ ਪਰ ਹੁਣ ਇੰਨਾ ਰਸ਼ ਹੈ ਵੀ ਉਹ ਵੀ ਕਹਿੰਦੇ ਨੇ ਵੀ ਚੱਲ ਯਾਰ ਹੁਣ ਨਿਕਲ ਚੱਲ ਜੇ ਭੀੜ 'ਚ ਇੱਕ ਵਾਰੀ ਫਸ ਗਏ ਫਿਰ ਮੁੜ ਕੇ ਔਖਾ ਹੋ ਜਾਣਾ ਪ੍ਰਸ਼ਾਦਾ ਦਿਲ ਕਰਦਾ ਪਰ ਰਸ਼ ਦੇ ਮਾਰੇ ਹੀ ਲੰਘ ਜਾਂਦੇ ਨੇ ਵਾਪਸ ਤੇ ਇਸ ਕਰਕੇ ਨਹੀਂ ਵੀ ਸਾਡੇ ਮਨ ਵਿੱਚ ਮੇਰੇ ਮਨ 'ਚ ਵੀ ਮੈਂ ਤੁਹਾਡੇ ਬਰਾਬਰ ਬਹਿ ਕੇ ਰੋਟੀ ਨਹੀਂ ਖਾ ਸਕਦਾ ਐਸੀ ਕੋਈ ਗੱਲ ਨਹੀਂ ਕੱਲ ਵੀ ਇਹਨਾਂ ਨੇ ਬਾਹਰਲੇ ਪਾਸੇ ਟੈਂਟ ਲਾਇਆ ਉਹਦੇ 'ਚ ਬਿਠਾ ਕੇ ਛਕ ਲਓ ਜੀ ਕੁਝ ਮੈਂ ਖਾ ਲਿਆਓ ਜੀ ਬਾਬਾ ਜੀ ਪ੍ਰਸ਼ਾਦਾ ਛਕ ਲਓ ਮੈਂ ਕਿਹਾ ਇੱਕ ਵਾਰੀ ਛਕਦਾ ਮੈਂ ਦਿਨ 'ਚ ਤੇ ਉਹ ਮੈਂ ਸ਼ਾਮ ਨੂੰ ਛਕ ਲੈਣਾ ਤੁਸੀਂ ਇਹ ਨਾ ਹੋਵੇ ਵੀ ਛੱਕ ਕੇ ਨਹੀਂ ਗਏ ਜੋ ਤੁਹਾਡੇ ਕੋਲ ਲੰਗਰ 'ਚ ਬਣਿਆ ਤੁਸੀਂ ਲਿਆ ਦਿਓ ਮੈਂ ਸਪੈਸ਼ਲੀ ਇਹਨਾਂ ਨੂੰ ਬੇਨਤੀ ਕੀਤੀ ਸੀ ਜੋ ਲੰਗਰ 'ਚ ਬਣਦਾ ਉਹ ਸੰਗਤਾਂ ਨੂੰ ਸਿੰਘਾਂ ਨੂੰ ਛਕਾ ਦਿਓ ਵੱਖਰਾ ਬਣਾਉਣ ਦੀ ਲੋੜ ਨਹੀਂ ਅਸੀਂ ਤੁਹਾਡੇ ਵਰਗੇ ਆ ਭੈਣ ਭਰਾ ਸਾਰੇ ਰਲ ਕੇ ਛਕਦੇ ਭਾਵ ਕਹਿਣ ਦਾ ਕਈ ਲੋਕੀ ਨਿੱਕੀ ਨਿੱਕੀ ਗੱਲ ਦਾ ਇਸ਼ੂ ਖੜਾ ਕਰਦੇ ਆ ਪਰ ਕਈ ਉਸ ਸਮੇਂ ਵਿੱਚ ਜਾ ਕੇ ਵੇਖੋ ਫਿਰ ਪਤਾ ਲੱਗਦਾ ਹੈ ਸਾਡੀ ਸੋਚ ਨਹੀਂ ਇਦਾਂ ਦੀ ਵੀ ਅਸੀਂ ਕੋਈ ਵੱਖਰੇ ਆ ਤੁਸੀਂ ਗੁਰੂ ਦੇ ਸਿੱਖ ਹੋ ਆਪਾਂ ਰਲ ਕੇ ਗੁਰੂ ਦੇ ਸਿੱਖ ਭੈਣ ਭਰਾ ਆ ਨਿੱਕੀ ਨਿੱਕੀ ਗੱਲ ਦਾ ਫਰ ਗੱਲ ਉਹੀ ਨਿਬੜਦੀ ਆ ਕੇ ਸਾਂਝ ਕਰੀਜੈ ਗੁਣਾ ਕੇ ਗੁਣਾ ਦੀ ਸਾਂਝ ਪਾਣ ਦੀ ਜਾਤ ਸਿੱਖੀ ਸਾਂਝ ਗੁਣਾ ਦੀ ਪਾਈਏ ਜਿੰਨਾ ਚਿਰ ਮਹਾਰਾਜ ਸਾਹਿਬ ਇੱਥੇ ਨੇ ਉਹਨਾਂ ਚਿਰ ਉੱਠ ਕੇ ਨਹੀਂ ਜਾਣਾ ਕੱਲ ਦਾ ਦੀਵਾਨ ਬਾਕੀ ਰਹਿੰਦਾ ਹਾਜ਼ਰੀ ਭਰਨੀ ਹੈ ਬਾਬਾ ਗੁਰਜੀਤ ਸਿੰਘ ਜੀ ਹਰੀਗੜ੍ਹ ਤੋਂ ਆਏ ਨੇ ਧੰਨਵਾਦ ਹੈ ਜੀ ਆਇਆਂ ਨੂੰ ਬਾਬਾ ਧੰਨਾ ਸਿੰਘ ਜੀ ਬੜੁੰਦੀ ਤੋਂ ਆਏ ਨੇ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਸੰਗਤ 'ਚ ਹਾਜ਼ਰੀ ਭਰੀ ਹੈ ਬਹੁਤ ਬਹੁਤ ਜੀ ਆਇਆਂ ਬਾਬਾ ਸੁਰਜੀਤ ਸਿੰਘ ਜੀ ਆਏ ਆ ਘਨੌਰੀ ਤੋਂ ਬਜ਼ੁਰਗ ਨੇ ਧੰਨਵਾਦ ਆ ਉਹਨਾਂ ਦਾ ਵੀ ਜਿੰਨੇ ਵੀ ਗੁਰਮੁਖ ਪਿਆਰੇ ਆਏ ਸਭ ਵੀਰਾਂ ਦਾ ਧੰਨਵਾਦ ਆਓ ਹੁਣ ਸਾਰੇ ਗੱਜ ਕੇ ਜਿਹੜੇ ਹੁਣ ਤੱਕ ਨਹੀਂ ਬੋਲੇ ਜਿਹੜੇ ਹੁਣ ਤੱਕ ਨਹੀਂ ਬੋਲੇ ਉਹ ਸਾਰੇ ਕਿਰਪਾ ਕਰਕੇ ਪੜੋ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਤ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਹੋਤਾ ਪਾਇਆ ਮੈਂ ਕਿਸੇ ਮਨ ਵਿੱਚ ਨਾ ਰਸਾਇਆ ਰਾਗਰ ਤਨ ਪਰਵਾਰ ਸੁਨੀਆ ਸਮਝ ਗਾਵਣ ਆਇਆ ਹੋਤਾ ਕਰੋ ਹੋਆ ਸਤਿਗੁਰੂ ਮੇਰਿਆ ਤਾਰਾ ਹੋ ਹਰ ਨਾਲੇ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਹੋ ਵਸਾਰੇ ਕਹਿ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਸਾਚੇ ਸ਼ਬਦ ਮੰਨੇ ਐ ਨਾਨਕ ਸੱਚੇ ਸਾਚਾ ਕਿਆ ਨਹੀਂ ਧਰਮ ਤੇਰੇ ਸਾਚਾ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਜ ਦੂਤ ਤੁਮ ਵਾਸ ਕੀਤੇ ਮਾਲ ਕੰਡ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿੰਦ ਕਉ ਸੇ ਨਾਮ ਹਰ ਕੈ ਲਾਗੇ ਇਹ ਐ ਸੁਖ ਹੋਆ ਤਿਤ ਕਰ ਅਨੁਭਵਾਤ ਅਨੰਦ ਸੁਣੋ ਗੱਟ ਕਾਰੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਤਬ ਪਾਇਆ ਤੇ ਸਗਲ ਦਸੂਰੇ ਦੁਖ ਰੋਗ ਸੰਤਾਪ ਉਪਜੇ ਸੁਣੀ ਸੱਚੀ ਬਾਣੀ ਭਏ ਸਸੇ ਪੂਰੇ ਗੁਰ ਤੇ ਜਾਣੀ ਹੁਣ ਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਲਿਆ ਪਰ ਪੂਰੇ ਨਾਨਕ ਗੁਰ ਚਰਨ ਲਾਗੇ ਬਾਝੇ ਅਨਾਦ ਪੂਰੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਮ ਮਹੱਤ

Hari ਵਾਹਿਗੁਰੂ ਜੀ ਕਾ ਖਾਲਸਾ